ਸਤਨਾਮ ਧੰਨ ਵਾਖੇ ਗੁਰੂ ਸਾਖੀਬ ਜੀਓ ਸੁਣਿਐ ਸਿੱਧ ਪੀਰ ਸੁਰ ਨਾਥ ਸੁਣਿਐ ਧਰਤ ਧਵਲ ਆਕਾਸ਼ ਸੁਣਿਐ ਦੀਪ ਲੋ ਪਾਤਾਲ ਸੁਣਿਐ ਪੋਹ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ਼ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਖਜ਼ੂਰੀ ਅੰਦਰ ਸੰਧਿਆ ਦੇ ਇਸ ਗੁਰਮਤ ਦੀਵਾਨ ਦੀ ਆਪ ਜੀ ਹਾਜ਼ਰੀ ਪਰ ਰਹੇ ਹੋ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਜਪ ਜੀ ਸਾਹਿਬ ਜੀ ਦੀ ਵਿਚਾਰ ਗੁਰੂ ਬਖਸ਼ੀਸ਼ ਨਾਲ ਆਪਾਂ ਕਰ ਰਹੇ ਹਾਂ ਕੱਲ ਤੱਕ ਸੱਤ ਪੌੜੀਆਂ ਦੀ ਵਿਚਾਰ ਆਪਾਂ ਕੀਤੀ ਹੈ ਅੱਜ 8ਵੀਂ ਪੌੜੀ ਤੋਂ ਲੈ ਕੇ 11ਵੀਂ ਪੌੜੀ ਤੱਕ ਆਪਾਂ ਵਿਚਾਰ ਕਰਨੀ ਹੈ ਦਾਸ ਨੇ ਸਿਰਫ ਇੱਕ ਪੌੜੀ ਦਾ ਹੀ ਪਾਠ ਕੀਤਾ ਹੈ ਕਿਉਂਕਿ ਅਸੀਂ ਰੋਜ਼ ਇਹ ਗੱਲ ਕਹਿ ਰਹੇ ਹਾਂ ਇੱਛਾ ਹੈ ਕਿ ਜਿਤਨੀ ਦੇਰ ਤੱਕ ਇੱਥੇ ਕਥਾ ਦਾ ਵਕਤ ਹੈ ਇਸ ਵਕਤ ਵਿੱਚ ਅਸੀਂ ਅਰਥ ਵਿਚਾਰ ਸਕੀਏ ਇਸ ਕਰਕੇ ਲੰਬੇਰੀਆਂ ਪੌੜੀਆਂ ਵੀ ਜਿਹੜੀਆਂ ਨੇ ਆਰੰਭਕ ਤੁਕਾਂ ਪੜ ਕੇ ਆਪਾਂ ਉਸ ਦੀ ਵਿਚਾਰ ਸ਼ੁਰੂ ਕਰ ਲਾਂ ਕਰਾਂਗੇ ਕਿਉਂਕਿ ਇਸ ਬਾਣੀ ਦਾ ਤਕਰੀਬਨ ਬਹੁ ਗਿਣਤੀ ਚ ਸਿੱਖ ਸੰਗਤ ਪਾਠ ਕਰਦੀ ਹੈ ਆਓ ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਉਪਸਥਿਤ ਹੋ ਜਿਤਨੇ ਦੂਰ ਦੁਰਾਡੇ ਬੈਠੇ ਆਪ ਜੀ ਇਸ ਅਸਥਾਨ ਤੋਂ ਵਿਚਾਰ ਦੇਖ ਸੁਣ ਰਹੇ ਹੋ ਪਿਆਰ ਅਦਬ ਸਹਿਤ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਕਰੋ ਬਖਸ਼ਿਸ਼ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜੋ ਹੁਣ ਤੱਕ ਸਾਨੂੰ ਪਾਠ ਔਰ ਵਿਚਾਰ ਵਿੱਚ ਬਖਸ਼ੀਸ਼ ਦਿੱਤੀ ਉਸ ਵਿੱਚ ਸਭ ਤੋਂ ਪਹਿਲਾਂ ਪਹਿਲੀ ਪੌੜੀ ਵਿੱਚ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟੈ ਪਾਲ ਸਚਿਆਰਤਾ ਦੀ ਪ੍ਰਾਪਤੀ ਤੇ ਖੌਮੇ ਦੀ ਪਾਲ ਦੀ ਨਿਵਰਤੀ ਫਿਰ ਦੂਸਰੀ ਪੌੜੀ ਵਿੱਚ ਹਜ਼ੂਰ ਨੇ ਹੁਕਮ ਦੀ ਵਿਆਖਿਆ ਉਸ ਦੇ ਹੁਕਮ ਨਾਲ ਕੀ ਵਰਤਾਰਾ ਵਰਤਦਾ ਹੈ ਤੇ ਦੂਸਰੀ ਪੌੜੀ ਦੇ ਅੰਤ ਚ ਮਹਾਰਾਜ ਜੀ ਨੇ ਕਿਹਾ ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉ ਮੈਂ ਕਹਿ ਨਾ ਕੋਈ ਫਿਰ ਤੀਸਰੀ ਪੌੜੀ ਵਿੱਚ ਜਿਨ੍ਹਾਂ ਨੂੰ ਹੁਕਮ ਦੀ ਸਮਝ ਪਈ ਉਹਨਾਂ ਨੇ ਆਪਣੀ ਰਸਨਾ ਤੋਂ ਪਰਮਾਤਮਾ ਦੇ ਬੇਅੰਤ ਗੁਣਾ ਵਿੱਚੋਂ ਜਿੰਨੀ ਜਿੰਨੀ ਸਮਝ ਪਈ ਉਹਨਾਂ ਨੇ ਗੁਣ ਗਾਏ ਪਰ ਨਾਲ ਕਹਿ ਦਿੱਤਾ ਕਿ ਇਹ ਵੀ ਹੁਕਮੀ ਦੇ ਹੁਕਮ ਵਿੱਚ ਵਰਤਾਰਾ ਵਰਤਦਾ ਹੈ ਤੇ ਅਸੀਂ ਤੀਸਰੀ ਪੌੜੀ ਵਿੱਚ ਪੜਿਆ ਸੀ ਹੁਕਮੀ ਹੁਕਮ ਚਲਾਏ ਰਾਖ ਨਾਨਕ ਵਿਗਸੈ ਵੇ ਪਰਵਾਹ ਚੌਥੀ ਪੌੜੀ ਵਿੱਚ ਸਤਿਗੁਰੂ ਨੇ ਸਚਿਆਰ ਪਦ ਦੀ ਜੋ ਪ੍ਰਾਪਤੀ ਹੈ ਉਸ ਲਈ ਸਾਧਨ ਕਿਹੜਾ ਅਪਣਾਈਏ ਉਹ ਸਾਧਨ ਹਜ਼ੂਰ ਨੇ ਦੱਸਿਆ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਉਸ ਤੋਂ ਬਾਅਦ ਦਾਤਾਰ ਜੀ ਨੇ ਪੰਜਵੀਂ ਪੌੜੀ ਵਿੱਚ ਕੱਲ ਇੱਕ ਤਾਂ ਪਰਮੇਸ਼ਵਰ ਦੀ ਆਪਣੇ ਆਪੇ ਵਿੱਚੋਂ ਸਭ ਕੁਝ ਤੇ ਦੂਸਰਾ ਸਾਡੇ ਇਹ ਵੀ ਮਨ ਦੇ ਸ਼ੰਕੇ ਨਿਵਰਤ ਕਰ ਦਿੱਤੇ ਕਿ ਪਰਮੇਸ਼ਵਰ ਤੋਂ ਬਿਨਾ ਹੋਰ ਕੋਈ ਦੇਵੀ ਦੇਵਤਾ ਉਸ ਦੀ ਥਾਂ ਨਹੀਂ ਸਭ ਕੁਝ ਦਾ ਰਚੈਤਾ ਸੰਘਾਰ ਕਰਤਾ ਪਾਲਣ ਕਰਤਾ ਸਿਰਫ ਇੱਕ ਅਕਾਲ ਪੁਰਖ ਹੈ ਤੇ ਇਸ ਪੰਜਵੀਂ ਪੌੜੀ ਵਿੱਚ ਤੇ ਛੇਵੀਂ ਪੌੜੀ ਵਿੱਚ ਬਾਹਰਮੁਖੀ ਤੀਰਥ ਇਸ਼ਨਾਨ ਦੀ ਗੱਲ ਕੀਤੀ ਪਰ ਦੋਨਾਂ ਪੌੜੀਆਂ ਦੇ ਵਿੱਚ ਸਤਿਗੁਰੂ ਨੇ ਇੱਕ ਆਪਣੇ ਵੱਲੋਂ ਬੇਨਤੀ ਅਰਦਾਸ ਕੀਤੀ ਕਿ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਸਤਵੀਂ ਪੌੜੀ ਵਿੱਚ ਲੰਬੇਰੀ ਆਰਬਲਾ ਦੁਨੀਆ ਦੀ ਵਾਹੋ ਵਾਹੀ ਲੋਕਾਂ ਦਾ ਹਜੂਮ ਤੇ ਭੀੜਾ ਇਕੱਠੇ ਤੁਰਨੀਆਂ ਨਾਲ ਚੱਲਣੀਆਂ ਸਭ ਕੁਝ ਲੈ ਕੇ ਵੀ ਜੇ ਪਰਮੇਸ਼ਵਰ ਦੀ ਰਹਿਮਤ ਭਰੀ ਨਦਰ ਤੋਂ ਵਾਂਝਾ ਰਹਿ ਗਿਆ ਤੇ ਸੱਚ ਇਹ ਵੇ ਪ੍ਰਭੂ ਵਿਸਰਨ ਦਾ ਦੋਸ਼ ਲਾ ਕੇ ਉਹਨੂੰ ਕੀੜਿਆਂ ਦੇ ਵਿੱਚ ਨੀਵਾ ਕੀੜਾ ਥਾਪ ਦਿੱਤਾ ਪਰ ਨਾਲ ਇੱਕ ਬਖਸ਼ਿਸ਼ ਕੀਤੀ ਕਿ ਉਹ ਇਸ ਤਰ੍ਹਾਂ ਨਹੀਂ ਜਿਵੇਂ ਦੁਨੀਆ ਦੇ ਬਾਦਸ਼ਾਹ ਨੇ ਕਿ ਪੱਥਰ ਦਿਲ ਹੋ ਕੇ ਸਜ਼ਾਵਾਂ ਦਿੰਦਾ ਸੱਚਮੁੱਚ ਜੇ ਕਿਸੇ ਨੂੰ ਅਹਿਸਾਸ ਹੋ ਜਾਏ ਮੈਂ ਔਗਣਾ ਨਾਲ ਭਰਿਆ ਵਾਂ ਉਹ ਪਰਮੇਸ਼ਵਰ ਦੋਸ਼ੀਆਂ ਨੂੰ ਔਗਣਾ ਨਾਲ ਭਰਿਆ ਨੂੰ ਨਿਰਗੁਣਾ ਨੂੰ ਵੀ ਗੁਣਾ ਨਾਲ ਭਰਪੂਰ ਕਰ ਦਿੰਦਾ ਹੈ ਪਰ ਉਸ ਵਰਗਾ ਗੁਣਵੰਤਾ ਹੋਰ ਕੋਈ ਨਹੀਂ ਇਹ ਮੈਂ ਤਾਂ ਥੋੜੀ ਜੀ ਬੇਨਤੀ ਰੋਜ਼ ਕਰ ਦੇਣਾ ਕਿਉਂਕਿ ਇਹ ਕਥਾ ਵਿਚਾਰ ਪੀਟੀ ਸੇਤੀ ਵੀ ਚੱਲਣੀ ਹੈ ਤੇ ਕਿ ਉੱਥੇ ਜਦੋਂ ਚੱਲੇਗੀ 2 2.5 ਮਹੀਨੇ ਚੱਲਣੀ ਇਸ ਕਰਕੇ ਵੀ ਸੰਗਤ ਰੋਜ਼ ਇਹ ਜੁੜੀ ਰਹੇ ਆਪਾਂ ਵਿਚਾਰ ਕੀ ਰਹੇ ਅੱਜ ਚਾਰ ਪੌੜੀਆਂ ਵਿੱਚ ਪ੍ਰਕਰਨ ਇੱਕੋ ਹੈ ਤੇ ਮੈਂ ਸਿਰਫ ਚਾਰ ਸ਼ਬਦਾਂ ਦੀ ਵਿਆਖਿਆ ਵਿਸਤਾਰ ਸਹਿਤ ਕਰਨੀ ਚਾਹਨਾ ਇੱਕ ਸ਼ਬਦ ਸੁਣਿਆ ਦੂਸਰਾ ਸ਼ਬਦ ਭਗਤਾ ਤੀਸਰਾ ਸ਼ਬਦ ਵਿਗਾਸ ਤੇ ਚੌਥਾ ਦੁਖ ਪਾਪ ਕਾ ਨਾਸ ਕਿਉਂਕਿ ਇਹ ਸ਼ਬਦ ਵਾਰ-ਵਾਰ ਇਹਦੇ ਵਿੱਚ ਹਜ਼ੂਰ ਨੇ ਉਚਾਰਨ ਕੀਤਾ ਹੈ ਅੱਗੇ ਫਿਰ ਅਸੀਂ ਅਰਥ ਦੇਖੀ ਜਾਾਂਗੇ ਸਾਰੇ ਪਹਿਲੀ ਬੇਨਤੀ ਕੀਤੀ ਸੁਣਿਆ ਦੂਸਰਾ ਸ਼ਬਦ ਭਗਤਾ ਤੀਸਰੀ ਮੈਂ ਬੇਨਤੀ ਕੀਤੀ ਹੈ ਜੀ ਵਿਗਾਸ ਤੇ ਚੌਥਾ ਦੁਖ ਪਾਪ ਕਾ ਨਾਸ ਕਿਉਂਕਿ ਮਹਾਰਾਜ ਜੀ ਨੇ ਇਹਨਾਂ ਚਾਰ ਪੌੜੀਆਂ ਦੇ ਵਿੱਚ ਚਾਰ ਵਾਰੀ ਇਸ ਬਚਨ ਦੋ ਤੁਕਾਂ ਦੀ ਸੰਪੂਰਨਤਾ ਚਾਰ ਪੌੜੀਆਂ ਵਿੱਚ ਇੱਕ ਜੈਸੀ ਕੀਤੀ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਇਸ ਵਿੱਚ ਫਿਰ ਅੱਜ ਦੱਸਣਗੇ ਦਾਤਾਰ ਕਿ ਇਹ ਇਹ ਸੁਣਿਆ ਵਿੱਚ ਵੀ ਜਪਜੀ ਸਾਹਿਬ ਦੀ ਵਿਆਖਿਆ ਉਹ ਵਿਆਖਿਆ ਜਪਜੀ ਸਾਹਿਬ ਦੀ ਵਿਆਖਿਆ ਮੈਂ ਤਾਂ ਕਹਿ ਰਿਹਾ ਕਿ ਇਸ ਵਿੱਚ ਵੀ ਗੁਰਦੇਵ ਕਰਮਖੰਡ ਦੀ ਉਡਾਰੀ ਮਾਰਦੇ ਆ ਇਸ ਵਿੱਚ ਪੰਜ ਪ੍ਰਵਾਨ ਦੀ ਗੱਲ ਕਰਦੇ ਪਏ ਗੁਰੂ ਜੀ ਤੇ ਕੱਲ ਵੀ ਮੈਂ ਸ਼ਾਇਦ ਆਪ ਨੂੰ ਬੇਨਤੀ ਕੀਤੀ ਜਦੋਂ ਅਰਥ ਆਪਾਂ ਪੜਾਂਗੇ ਤੇ ਏਡੇ ਕਮਾਲ ਕੀਤਾ ਬਾਬਾ ਜੀ ਨੇ ਕਿ ਜਪਜੀ ਸਾਹਿਬ ਦੀ ਬਾਣੀ ਵਾਰ-ਵਾਰ ਤੁਕਾਂ ਇੱਕ ਦੂਜੀ ਤੁਕ ਦੀ ਵਿਆਖਿਆ ਕਰੀ ਜਾ ਰਹੀਆਂ ਉਹ ਰਿਪੀਟ ਹੋ ਰਹੀ ਹੈ ਗੱਲ ਹਜ਼ੂਰ ਨੇ ਸ਼ਬਦ ਵਰਤਿਆ ਸੁਣਿਆ ਐੜੇ ਦੇ ਉੱਤੇ ਦੁਲਾਵਾਂ ਨੇ ਹਜ਼ੂਰ ਨੇ ਸੁਣਨ ਤੇ ਬਹੁਤ ਜ਼ੋਰ ਦਿੱਤਾ ਹੈ ਥੋੜਾ ਜਿਹਾ ਸੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਦੇਖੀਏ ਅਸਲ 'ਚ ਕੀ ਹੈ ਜਿਹੜੀ ਨਵ ਦਾ ਭਗਤੀ ਹੈ ਨਾ ਜੀ ਨੌ ਤਰ੍ਹਾਂ ਦੀ ਭਗਤੀ ਦੱਸੀ ਕੀਰਤਨ ਸਿਮਰਨ ਸੇਵਾ ਉਸ ਵਿੱਚ ਸਰਵਣ ਭਗਤੀ ਨੂੰ ਸਭ ਤੋਂ ਪਹਿਲੀ ਥਾਂ ਦਿੱਤੀ ਗਈ ਹੈ ਜਿਹੜਾ ਸੁਣਨਾ ਹੈ ਇਹ ਸੱਚਮੁੱਚ ਇੱਕ ਭਗਤੀ ਹੈ ਹੁਣ ਇੱਥੇ ਇੱਕ ਸਵਾਲ ਉੱਠਦਾ ਹੈ ਵੀ ਅਸੀਂ ਰੋਜ਼ ਪੜ ਰਹੇ ਹਾਂ ਕਿ ਸੁਣਿਆ ਦੁੱਖ ਪਾਪ ਕਾ ਨਾਸ ਪਰ ਇੰਨੇ ਸਾਲਾਂ ਤੋਂ ਸ਼ਬਦ ਸੁਣ ਕੇ ਕੀਰਤਨ ਸੁਣ ਕੇ ਬਾਹਰ ਮੁਕੀ ਇਸ ਪਾਠ ਨੂੰ ਸੁਣ ਕੇ ਕਿ ਦੁੱਖਾਂ ਤੇ ਪਾਪਾਂ ਦਾ ਨਾਸ ਹੋ ਗਿਆ ਗੁਰੂ ਸਾਹਿਬ ਤਾਂ ਕਹਿ ਰਹੇ ਸੁਣਿਆ ਸੁਣਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ 'ਚ ਇੱਕ ਸੁਣ ਦੀ ਸਰੋਤ ਹੈ ਸਾਡੇ ਬਾਹਰਮੁਖੀ ਕੰਨਾਂ ਦੀ ਜਿਹੜਾ ਇੱਥੇ ਸੁਣਨਾ ਸ਼ਬਦ ਆਇਆ ਹੈ ਇਹਦੀ ਬਾਹਰਮੁਖੀ ਕੰਨਾਂ ਨਾਲ ਤਾਂ ਸਬੰਧ ਹੈ ਹੀ ਪਰ ਦਰਅਸਲ ਇਹਦਾ ਧੁਰ ਅੰਤਰ ਆਤਮੇ ਜਿਹੜਾ ਸ਼ਬਦ ਸਾਰਿਆਂ ਵਿੱਚ ਪਰਮਾਤਮਾ ਦਾ ਬ੍ਰਹਮ ਦਾ ਗੂੰਜ ਰਿਹਾ ਹੈ ਜਿਹੜਾ ਗੁਰੂ ਦੀ ਬਖਸ਼ਿਸ਼ ਨਾਲ ਉਸ ਤੁਰ ਅੰਦਰ ਦੇ ਸ਼ਬਦ ਨੂੰ ਸੁਣ ਲੱਗ ਪਵੇ ਉਹ ਸ਼ਬਦ ਉਹਦੇ ਸਾਰੇ ਜੀਵਨ ਵਿੱਚ ਤਬਦੀਲੀ ਲੈ ਆਉਂਦਾ ਹੈ ਇਸ ਨੂੰ ਥੋੜਾ ਜਿਹਾ ਉਸੀ ਕੋਈ ਸ਼ਬਦ ਬਾਣੀ ਚੋਂ ਬਾਹਰ ਜਾ ਕੇ ਨਹੀਂ ਤੇ ਤੇ ਸੁਣਿਆ ਦਾ ਅਰਥ ਤੁਰ ਅੰਦਰ ਤੋਂ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਇੱਕ ਬਚਨ ਹੁੰਦਾ ਹੈ ਨਾਮ ਨਿਰੰਜਨ ਨਿਰਮਲਾ ਸੁਣਿਆ ਸੁਖ ਹੋਈ ਸੁਣ ਸੁਣ ਮਨ ਵਸਾਈਐ ਬੂਝੈ ਜਨ ਕੋਈ ਇਹ ਦੋ ਤੁਕਾਂ ਸੁਣਿਆ ਦੀ ਵਿਆਖਿਆ ਨੇ ਕਿ ਇਹਦਾ ਅਰਥ ਮੈਂ ਅੱਗੇ ਬਾਹਰ ਮੁਖੀ ਵਿੱਚ ਕਰਨਾ ਚਾਹਨਾ ਕਿ ਗੁਰਦੁਆਰੇ ਵੀ ਸਰੋਤੇ ਹੁੰਦੇ ਆ ਗੁਰੂ ਸਾਹਿਬ ਨੇ ਸਾਰੀਆਂ ਗੱਲਾਂ ਦੇ ਉੱਤਰ ਹਿਸਟਰੀ ਵਿੱਚ ਬਾਣੀ ਵੀ ਦਿੱਤੇ ਮਹਾਰਾਜ ਕਹਿੰਦੇ ਨਾਮ ਨਿਰੰਜਨ ਨਿਰਮਲਾ ਪਰਮੇਸ਼ਵਰ ਦਾ ਨਾਮ ਜਿਹੜਾ ਹੈ ਉਹ ਕਾਲਖ ਤੋਂ ਰਹਿਤ ਹੈ ਉਹ ਨਿਰਮਲ ਹੈ ਸੁਣਿਆ ਸੁਖ ਹੋਈ ਹੁਣ ਇੱਥੇ ਸ਼ਬਦ ਫਿਰ ਧਿਆਨ ਨਾਲ ਸੁਣਿਓ ਲਫ਼ਜ਼ ਨਾਮ ਵਰਤੇ ਹੈ ਨਾਮ ਨਿਰੰਜਨ ਨਿਰਮਲਾ ਸੁਣਿਐ ਸੁਖ ਹੋਈ ਨਾਮ ਕਾਲਖ ਤੋਂ ਦਾਗ ਤੋਂ ਰਹਿਤ ਹੈ ਨਿਰਮਲ ਹੈ ਜਿੰਨੂੰ ਸੁਣਨ ਦੇ ਨਾਲ ਸੁਖ ਦੀ ਪ੍ਰਾਪਤੀ ਹੁੰਦੀ ਤੇ ਨਾਲ ਗੁਰੂ ਜੀ ਸ਼ਬਦ ਵਰਤ ਰਿਹਾ ਕਹਿਣ ਲੱਗੇ ਸੁਣ ਸੁਣ ਮਨ ਵਸਾਈਐ ਉਸ ਸ਼ਬਦ ਨੂੰ ਸੁਣ ਸੁਣ ਕੇ ਤੁਰ ਆਪਣੇ ਅੰਦਰ ਮਨ ਵਿੱਚ ਵਸ ਜਾਏ ਤੇ ਮਹਾਰਾਜ ਕਹਿੰਦੇ ਨੇ ਇਸ ਅਵਸਥਾ ਨੂੰ ਬੁੱਝੇ ਜਨ ਕੋਈ ਕੋਈ ਟਾਵਾ ਟਾਵਾ ਹੈ ਜਿਹੜਾ ਸੁਣਿਆ ਦੀ ਇਸ ਅਵਸਥਾ ਤੇ ਪਹੁੰਚਦਾ ਹੈ ਗੁਰੂ ਸਾਹਿਬ ਨੇ ਸ਼ਬਦ ਵਰਤਿਆ ਇਹ ਸੁਣਨਾ ਦੂਸਰੀ ਗੱਲ ਬਾਹਰ ਮੁਖੀ ਤੋਂ ਆਪਾਂ ਚੱਲਨੇ ਆ ਥੋੜਾ ਜਿਹਾ ਜੋ ਜਿੰਨੀ ਕੁ ਸਮਝ ਪਈ ਪਰਮਾਤਮਾ ਨੇ ਇਸ ਸਰੀਰ ਦੇ ਅੰਦਰ ਬੜੇ ਸਰਲ ਜਿਹੇ ਸ਼ਬਦ ਨੇ ਕਿ ਪੰਜ ਤਤ ਚਲੋ ਜ਼ਿਆਦਾ ਡਿਟੇਲ ਚ ਨਹੀਂ ਪੰਜਾਂ ਤਤਾਂ ਦੇ ਪੰਜ ਗੁਣ ਇਹਨਾਂ ਪੰਜ ਗੁਣਾਂ ਦੇ ਪੰਜ ਗਿਆਨ ਇੰਦਰੇ ਪੰਜਾਂ ਤੱਤਾਂ ਦੇ ਵਿੱਚੋਂ ਇੱਕ ਤੱਤ ਹੈ ਆਕਾਸ਼ ਜਿਵੇਂ ਅਸੀਂ ਪੌਣ ਪਾਣੀ ਮਿੱਟੀ ਆਦਿਕ ਸ਼ਬਦ ਵਰਤਨੇ ਪੰਜਾਂ ਤੱਤਾਂ ਵਿੱਚ ਇੱਕ ਤੱਤ ਹੈ ਆਕਾਸ਼ ਦੂਸਰੀ ਗੱਲ ਆਕਾਸ਼ ਦਾ ਜਿਹੜਾ ਇਹ ਉਹ ਵੇ ਗੁਣ ਉਹ ਅਸਲ 'ਚ ਸ਼ਬਦ ਹੈ ਆਕਾਸ਼ ਦਾ ਗੁਣ ਸ਼ਬਦ ਹੈ ਕਿਉਂਕਿ ਸਪੇਸ ਤੋਂ ਬਿਨਾ ਸ਼ਬਦ ਅੱਗੇ ਨਹੀਂ ਜਾ ਸਕਦਾ ਤੇ ਦਾਸ ਇੱਕ ਵਾਰ ਅਰਜ਼ ਕੀਤੀ ਸੀ ਕਿ ਆਕਾਸ਼ ਤੋਂ ਬਿਨਾ ਮੇਰਾ ਤੁਹਾਡਾ ਸਰੀਰ ਵੀ ਨਹੀਂ ਚੱਲੇਗਾ ਜਿੱਥੇ ਥਾਂ ਤੇ ਆਕਾਸ਼ ਖਤਮ ਹੁੰਦਾ ਦਿਸੇ ਕਈ ਵਾਰੀ ਬੰਦੇ ਦੀ ਮੌਤ ਹੋ ਜਾਂਦੀ ਹੈ ਆਕਾਸ਼ ਦਾ ਅਰਥ ਮੈਂ ਇੱਕ ਖਿਲਾਫਨ ਕਰਾਂਗਾ ਮੈਂ ਬੋਲ ਰਿਹਾ ਆਪ ਜੀ ਤੱਕ ਆਵਾਜ਼ ਆ ਰਹੀ ਹੈ ਮੇਰੀ ਜ਼ਬਾਨ ਚੋਂ ਸ਼ਬਦ ਇਹ ਸ਼ਬਦ ਚਲੋ ਆਪਾਂ ਬਾਣੀ ਦੀ ਵਿਆਖਿਆ ਕੋਈ ਵੀ ਜ਼ਬਾਨ ਤੋਂ ਲਫ਼ਜ਼ ਬੋਲੋ ਉਹ ਲਫ਼ਜ਼ ਅਗਲੇ ਦੇ ਕੰਨਾਂ ਤੱਕ ਤਾਂ ਜਾਏਗਾ ਜੇ ਸਪੇਸ ਹੈ ਜੇ ਆਕਾਸ਼ ਹੈ ਤਾਂ ਅੱਗੇ ਸ਼ਬਦ ਜਾਏਗਾ ਨਹੀਂ ਤਾਂ ਸ਼ਬਦ ਅੱਗੇ ਨਹੀਂ ਤੁਰੇਗਾ ਜੇ ਇਨਸਾਨ ਦਾ ਮੂੰਹ ਬੰਦ ਕਰ ਦਈਏ ਕੀ ਆਵਾਜ਼ ਅੱਗੇ ਨਿਕਲੇਗੀ ਅਸਲ 'ਚ ਆਕਾਸ਼ ਸਾਡੇ ਪੂਰੇ ਸਰੀਰ ਸਮਾਇਆ ਹੋਇਆ ਹੈ ਫਿਰ ਬੇਨਤੀ ਅਸੀਂ ਦੇਖਨੇ ਕਿ ਲਫ਼ਜ਼ ਅੱਜਕੱਲ ਵਰਦੇ ਆ ਕਿ ਫਲਾਣੇ ਬੰਦੇ ਦੀ ਦਿਲ ਦੀਆਂ ਨਾੜਾਂ ਵਿੱਚ ਬਲੌਕੇਜ ਹੋ ਗਈ ਕਹਿੰਦੇ ਆ ਨਾ ਉਹ ਕੀ ਚੀਜ਼ ਸੀ ਅਸਲ ਚੋ ਜਿਹੜਾ ਸਰਕਲ ਆਕਾਸ਼ ਚਲਾ ਰਿਹਾ ਹੈ ਉਹ ਸਪੇਸ ਅੱਗੇ ਲਿਜਾ ਰਹੀ ਹੈ ਉਹਨੇ ਰੋਕ ਦਿੱਤਾ ਇੱਕ ਨਾੜੀ ਵਿੱਚ ਆਕਾਸ਼ ਖਤਮ ਹੁੰਦਾ ਹੈ ਬੰਦਾ ਮਰਨ ਤੱਕ ਚਲਾ ਜਾਂਦਾ ਹੈ ਕਿਉਂਕਿ ਸਾਰੇ ਸਰੀਰ ਵਿੱਚ ਆਕਾਸ਼ ਕੰਮ ਕਰ ਰਿਹਾ ਫਿਰ ਆਕਾਸ਼ ਤਤ ਨਾ ਹੋਵੇ ਤੇ ਕੀ ਮੇਰਾ ਸਾਹ ਵਾਰ-ਵਾਰ ਅੰਦਰ ਬਾਹਰ ਜਾ ਸਕਦਾ ਆਕਾਸ਼ ਤਤ ਹੈ ਅਰਜ ਕਹੇ ਆਕਾਸ਼ ਤਤ ਹੈ ਗੁਣ ਇਸ ਦਾ ਸ਼ਬਦ ਹੈ ਜੇ ਆਕਾਸ਼ ਨਾ ਹੁੰਦਾ ਤੇ ਅੱਜ ਫੋਨ ਤੇ ਆ ਟੀਵੀ ਤੇ ਜੋ ਵੀ ਅੱਜ ਦਾ ਸਿਸਟਮ ਚੱਲਦਾ ਪਿਆ ਸਾਇੰਸ ਦਾ ਮੇਰੀ ਬੇਨਤੀ ਹੈ ਜੇ ਆਕਾਸ਼ ਬੰਦੇ ਨੂੰ ਖੁਦ ਬਣਾਉਣਾ ਪੈਂਦਾ ਉੰਜ ਵੈਸੇ ਹੋ ਨਹੀਂ ਸਕਦਾ ਐਸਾ ਬੰਦੇ ਦੀ ਬਸ ਹੋ ਜਾਣੀ ਸੀ ਕਿਉਂਕਿ ਰੱਬ ਨੇ ਆਕਾਸ਼ ਪਹਿਲਾਂ ਰੱਖਿਆ ਇਹਨੂੰ ਸਮਝ ਦੇ ਦਿੱਤੀ ਵੀ ਸ਼ਬਦ ਬੋਲਿਆ ਆਕਾਸ਼ ਵੀ ਜਾਏਗਾ ਬੰਦੇ ਨੇ ਉਸ ਸ਼ਬਦ ਦੇ ਆਕਾਸ਼ ਦਾ ਇੰਨਾ ਫਾਇਦਾ ਉਠਾਇਆ ਇੱਕ ਖਿੰਨ ਦੇ ਵਿੱਚ ਸੱਚ ਇਹ ਵੇ ਸੱਤ ਸਮੁੰਦਰ ਪਾਰ ਇਹਦਾ ਸ਼ਬਦ ਚਲਾ ਜਾਂਦਾ ਭਾਵੇਂ ਸੈਟਲਾਈਟ ਹੈ ਪਰ ਆਕਾਸ਼ ਹੀ ਹੈ ਨਾ ਆਕਾਸ਼ ਫਿਰ ਅਰਜ਼ ਹੈ ਆਕਾਸ਼ ਤਤ ਹੈ ਗੁਣ ਇਹਦਾ ਸ਼ਬਦ ਜਿਹੜਾ ਹੈ ਉਹ ਸ਼ਬਦ ਹੈ ਬੋਲ ਹੈ ਤੇ ਇਸ ਗੁਣ ਦਾ ਗਿਆਨ ਇੰਦਰਾ ਜਿਹੜਾ ਹੈ ਉਹ ਸਾਡੇ ਕੰਨ ਨੇ ਸਰਵਨ ਨੇ ਕਿਉਂ ਅੱਜ ਲਫ਼ਜ਼ ਸੁਣਦਾ ਸਿਰਫ ਸਾਡੇ ਗਿਆਨ ਇੰਦਰਾ ਜਿਹੜਾ ਇਸ ਆਕਾਸ਼ ਨਾਲ ਜਿਹੜਾ ਰਿਲੇਟਡ ਹੈ ਸੰਬੰਧਿਤ ਹੈ ਉਹ ਸਾਡੇ ਕੰਨ ਨੇ ਉੰਜ ਵੈਸੇ ਸਿਆਣੇ ਕਹਿੰਦੇ ਨੇ ਮੈਂ ਇੱਕ ਵਾਰੀ ਰਜ਼ ਕੀਤੀ ਸੀ ਕਿ ਪ੍ਰਮਾਤਮਾ ਨੇ ਕੰਨਾਂ ਨੂੰ ਤਾਕਤ ਦਿੱਤੀ ਆਕਾਸ਼ ਨੂੰ ਤਾਕਤ ਦਿੱਤੀ ਕੰਨ ਨੂੰ ਤਖਤੀ ਦਿੱਤੀ ਤੇ ਜ਼ਬਾਨ ਬੋਲਣ ਲੱਗੀ ਜਿਸ ਬੰਦੇ ਦੇ ਖਿਮਾ ਕਰਿਓ ਜਿਹੜਾ ਬੰਦਾ ਜਮਾਂਦਰੂ ਬੋਲਾ ਹੋਵੇਗਾ ਜੀਵ ਠੀਕ ਵੀ ਹੋਵੇ ਜਮਾਂਦਰੂ ਗੁੰਗਾ ਜ਼ਰੂਰ ਹੋਵੇਗਾ ਕਿਉਂਕਿ ਸ਼ਬਦ ਉਹਦੇ ਕੰਨਾਂ 'ਚ ਗਿਆ ਹੀ ਨਹੀਂ ਮੈਂ ਆਪ ਨੂੰ ਫਿਰ ਬੇਨਤੀ ਕਰਾਂਗਾ ਅਸੀਂ ਅੱਗੇ ਦੇਖਾਂਗੇ ਬਾਣੀ 'ਚ ਕਿ ਇਹ ਆਕਾ ਕੰਨ ਰਹੀ ਅੰਦਰ ਸ਼ਬਦ ਜਾਂਦਾ ਹੈ ਬੰਦਾ ਸੁਣ ਕੇ ਬੋਲਦਾ ਹੈ ਬੋਲਣ ਦੀ ਜਾਂ ਸੁਣ ਤੋਂ ਬਿਨਾ ਨਹੀਂ ਹੁੰਦੀ ਦੁਨਿਆਵੀ ਤੌਰ ਤੇ ਵੀ ਜੇ ਸਿੱਖ ਦੇ ਘਰ ਬੱਚਾ ਜੰਮਿਆ ਮੈਂ ਬੇਨਤੀ ਕਰਾਂ ਸੀ ਪੰਜਾਬੀ ਬੋਲਨੇ ਆ ਉਹਦੇ ਮਾਂ ਦੀ ਉਧਰ ਚੋਦੀ ਜਾਤ ਕੀ ਉਹਦਾ ਧਰਮ ਕੀ ਸੀ ਜੀ ਯਾਦ ਰੱਖਿਓ ਮਾਂ ਦੇ ਢਿੱਡ 'ਚ ਨਾ ਜਾਤਾਂ ਹੁੰਦੀਆਂ ਨੇ ਤੇ ਨਾ ਕਿਸੇ ਦਾ ਕੋਈ ਬਾਹਰਮੁਖੀ ਧਰਮ ਹੁੰਦਾ ਮਾਂ ਦੇ ਪੇਟ ਵਿੱਚ ਸਿਰਫ ਸੁਰਤ ਤੇ ਸ਼ਬਦ ਦਾ ਧਰਮ ਹੁੰਦਾ ਜਿਹਨੂੰ ਗੁਰੂ ਜੀ ਨੇ ਕਿਹਾ ਪਹਿਲਾ ਹੈ ਰਹਿਣ ਕੇ ਰਿਆ ਮਿੱਤਰਾ ਹੁਕਮ ਭਇਆ ਗਰਬਾਸ ਉਰਦ ਤਪ ਕਰੈ ਵਣ ਅੰਤਰ ਕਰੈ ਜਾ ਰਿਆ ਮਿੱਤਰਾ ਖਸਮ ਸੇਤੀ ਅਰਦਾਸ ਖਸਮ ਸੇਤੀ ਅਰਦਾਸ ਬਖਾਣਾ ਉਰਦ ਧਿਆਨ ਲਿਵ ਲਾਗਾ ਸਿਰਫ ਲਿਵ ਹੈ ਪਰ ਜਦੋਂ ਬੱਚਾ ਬੋਲਣ ਲੱਗਦਾ ਹੈ ਜੋ ਮਾਂ ਸੁਣਾਉਂਦੀ ਏ ਉਹ ਤੋਤਲੀ ਜ਼ਬਾਨ 'ਚ ਬੋਲਦਾ ਕੋਈ ਸਮੇਂ ਤੋਂ ਬਾਅਦ ਸੁਣ ਸੁਣ ਕੇ ਬੋਲਣ ਦੀ ਜਾਚ ਆਉਂਦੀ ਏ ਗੁਰਮਖੋ ਇਹ ਵੀ ਇੱਕ ਬਹੁਤ ਵੱਡੀ ਬਖਸ਼ਿਸ਼ ਹੈ ਜਦੋਂ ਇਨਸਾਨ ਬਾਹਰਮੁਖੀ ਸ਼ਬਦ ਸੁਣਦਾ ਹੈ ਜੇ ਸਾਡੇ ਘਰ ਪੰਜਾਬੀ ਬੋਲਾਂਗੇ ਉਹ ਪੰਜਾਬੀ ਬੋਲੇਗਾ ਤੇ ਜੇ ਸਾਡਾ ਗਵਾਂਢੀ ਇੱਥੇ ਅਰਬ ਦਾ ਹੋਵੇ ਬੱਚੇ ਇੱਕੋ ਦਮ ਇੱਕੋ ਹਸਪੀਟਲ 'ਚ ਪੈਦਾ ਹੋਣ ਤੇ ਦੋਨਾਂ ਬੱਚਿਆਂ ਨੂੰ 4 ਸਾਲ ਬਾਅਦ ਤੋਂ ਬੁਲਾਇਓ ਇੱਕ ਅਰਬੀ ਬੋਲੇਗਾ ਇੱਕ ਪੰਜਾਬੀ ਬੋਲੇਗਾ ਜੰਮੇ ਇੱਕੋ ਥਾਂ ਨਹੀਂ ਉਹ ਕੁਝ ਬੋਲਣਗੇ ਜੋ ਕੁਝ ਕੰਨਾਂ ਨੇ ਪਹਿਲਾਂ ਸੁਣਿਆ ਹੈ ਜੇ ਕੰਨ ਨੇ ਅਰਬਿਕ ਸੁਣੀ ਤੇ ਅਰਬੀ ਬੋਲੇਗੀ ਇਸ ਕਰਕੇ ਪ੍ਰਮਾਤਮਾ ਨੇ ਕੰਨ ਇੱਕ ਇੰਦਰਾ ਦਿੱਤਾ ਹੈ ਇਹ ਗਿਆਨ ਇੰਦਰਾ ਹੈ ਉੰਜ ਮੈਂ ਸਮੇਂ ਅਰਜ਼ ਕੀਤੀ ਸੀ ਕਿ ਗੁਰੂ ਸਾਹਿਬ ਨੇ ਉੰਜ ਸਿਆਣੇ ਲੋਕ ਕਹਿੰਦੇ ਆ ਅੱਖਾਂ ਦੋ ਨਾਸਕਾਵਾਂ ਦੋ ਕੰਨ ਦੋ ਪਰ ਰੱਬ ਨੇ ਗਿਆਨ ਇੰਦਰੀਆਂ ਵਿੱਚੋਂ ਜ਼ਬਾਨ ਇੱਕ ਦਿੱਤੀ ਹੈ ਤੇ ਉਹ ਸਿਆਣੇ ਕਹਿੰਦੇ ਸਨ ਕਿ ਦੋ ਕੰਨ ਦੇ ਕੇ ਤੇ ਰਸਨਾ ਇੱਕ ਦੇ ਕੇ ਗੱਲ ਕਹਿ ਦਿੱਤੀ ਕਿ ਸੁਣਿਆ ਯਾਦਾ ਕਰੀ ਬੋਲੀ ਘਟ ਇੱਕ ਵਿਦਵਾਨ ਕਹਿੰਦਾ ਦੋ ਵਾਰੀ ਸੁਣਿਆ ਕਰ ਤੇ ਇੱਕ ਵਾਰੀ ਬੋਲਿਆ ਕਰ ਕਿ ਦੋ ਵਾਰੀ ਤੂੰ ਸੁਣ ਇੱਕ ਵਾਰੀ ਬੋਲ ਉਹ ਲਿਖਦਾ ਹੈ कि कहे एक सुन ले जब इंसान दो कि हक ने जुबान एक दी कान दो ਦੋ ਵਾਰੀ ਸੁਣ ਇੱਕ ਵਾਰੀ ਬੋਲ ਤੇ ਜਦੋਂ ਅਸੀਂ ਪਾਠ ਕਰਨੇ ਆ ਤੇ ਮਹਾਰਾਜ ਦੀਆਂ ਦੋ ਤੁਕਾਂ ਮੈਂ ਪੜ ਰਿਹਾ ਸੱਜ ਸਤਿਗੁਰੂ ਕਹਿੰਦੇ ਆ ਕਿ ਜਬ ਲਗ ਦੁਨੀਆ ਰਹੀ ਹੈ ਨਾਨਕ ਅੱਗੇ ਕੀ ਹੈ ਕਿਛ ਸੁਣੀਐ ਪਹਿਲਾਂ ਸੁਣਿਆ ਕਰ ਕਿਛ ਸੁਣੀਐ ਕਿਛ ਕਹੀਐ ਕਹੀਐ ਬਾਅਦ ਵਿੱਚ ਹੈ ਸੁਣੀਐ ਪਹਿਲਾਂ ਹੈ ਹੁਣੇ ਭਾਈ ਸਾਹਿਬ ਸ਼ਬਦ ਪੜ੍ਹ ਕੇ ਗਏ ਆਇਓ ਸੁਣਨ ਪਹਿਲਾਂ ਯਾਦ ਰੱਖਿਓ ਪੜਨਾ ਬਾਅਦ ਚ ਕਿਹਾ ਕਿਉਂਕਿ ਪੜਨ ਦੀ ਜਾਂਚ ਸੁਣ ਤੋਂ ਬਿਨਾ ਹੁੰਦੀ ਨਹੀਂ ਜਿਹਨੂੰ ਆਪਾਂ ਸੰਥਿਆ ਵੀ ਕਹਿੰਦੇ ਆ ਵੀ ਸਾਨੂੰ ਸੰਥਿਆ ਕਰਾਉਂਦੇ ਆ ਅਸਲ ਚ ਕੀ ਹੈ ਅਸੀਂ ਸੰਥਿਆ ਵਿੱਚ ਵੀ ਉਦੋਂ ਬੋਲਨੇ ਆ ਜਦੋਂ ਸੰਥਿਆ ਕਰਾਉਣ ਵਾਲੇ ਨੂੰ ਸੁਣਨੇ ਆ ਕਿਉਂਕਿ ਸੁਣ ਤੋਂ ਬਿਨਾ ਪੜਨਾ ਵੀ ਨਹੀਂ ਹੁੰਦਾ ਭਾਈ ਸਾਹਿਬ ਨੇ ਪੜ ਰਹੇ ਸਨ ਮੇਰੇ ਮਨ ਚ ਆਇਆ ਦੇਖੋ ਕਥਾ ਨਾਲ ਮਿਲਦਾ ਪ੍ਰਕਰਨ ਇਹ ਸ਼ਬਦ ਜ਼ਿਹਨ ਚ ਨਹੀਂ ਸੀ ਜਬ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਐ ਕਿਛ ਕਹੀਐ ਨਾਲ ਸ਼ਬਦ ਵਰਤਿਆ ਹਜ਼ੂਰ ਦਾ ਆਇਓ ਸੁਣਨ ਪੜਨ ਕੋ ਬਾਣੀ ਇੱਕ ਗੁਰਦੇਵ ਜੀ ਦਾ ਬਚਨ ਹੁੰਦਾ ਹੈ ਸੰਤ ਮਿਲੇ ਕਿਛ ਸੁਣੀਐ ਕਹੀਐ ਉਥੇ ਵੀ ਕਹਿ ਪਹਿਲਾਂ ਤੂੰ ਸੁਣ ਗੁਰੂ ਘਰ ਦੇ ਅੰਦਰ ਸਰਵਨ ਨੂੰ ਬੜੀ ਵੱਡੀ ਥਾਂ ਦਿੱਤੀ ਗਈ ਸੁਣ ਤੇ ਬਹੁਤ ਜ਼ੋਰ ਦਿੱਤਾ ਗਿਆ ਹਜ਼ੂਰ ਜੀ ਨੇ ਇੱਕ ਬਚਨ ਕਿਹਾ ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਭ ਪੇਖਣ ਕਾ ਚਾਉ ਹਜ਼ੂਰ ਕਹਿੰਦੇ ਤੂੰ ਸੁਣਨਾ ਸ਼ੁਰੂ ਕਰ ਹੁਣ ਇਸ ਤੋਂ ਅਗਲੀ ਬੇਨਤੀ ਗੁਰੂ ਸਾਹਿਬ ਨੇ ਜਦੋਂ ਸੁਣ ਦੀ ਗੱਲ ਕੀਤੀ ਉਦੋਂ ਕੰਨ ਸ਼ੋਭਨੀਕ ਵੀ ਕਹੇ ਤੇ ਉਦੋਂ ਕੰਨਾਂ ਨੂੰ ਨਿੰਦਤ ਵੀ ਕਿਹਾ ਜਦੋਂ ਅਸੀਂ ਪਾਠ ਕਰਨੇ ਆ ਇਹ ਸਰਵਣੋ ਮੇਰਿਓ ਸੱਚ ਹੈ ਸੁਣਨਾ ਨੋ ਪਠਾਏ ਸੱਚ ਹੈ ਸੁਣਨਾ ਨੋ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਖਰਿਆ ਹੋਵਾ ਰਸਨਾ ਰਸਮਾਣੀ ਸੱਚ ਅਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਮੈਂ ਬੇਨਤੀ ਕਰਾਂ ਜਿਹੜਾ ਪੌੜੀ ਹੈ ਇਹ ਸਿਰਫ ਕੰਨਾਂ ਨੂੰ ਸੰਬੋਧਨ ਕੀਤਾ ਵੀ ਤੇਰੇ ਅੰਦਰ ਰਸ ਭਰ ਜਾਏਗਾ ਤੇਰੇ ਅੰਦਰ ਆਨੰਦ ਭਰ ਜਾਏਗਾ ਪਹਿਲੀ ਮੈਂ ਬੇਨਤੀ ਕਰਾਂਗਾ ਬਾਹਰ ਮੁਖੀ ਬਿਰਤੀ ਨਾਲ ਜਿੰਨੀ ਦੇਰ ਤੱਕ ਆਪਾਂ ਕੋਈ ਸ਼ਬਦ ਨਹੀਂ ਸੁਣਦੇ ਉਨੀ ਦੇਰ ਤੱਕ ਸਾਡੀ ਜ਼ਬਾਨ ਨੂੰ ਬੋਲਣ ਦੀ ਜਾਂਚ ਨਹੀਂ ਆਉਣੀ ਇਹਨੂੰ ਸੁਣਦਾ ਸੁਣਨਾ ਪਏਗਾ ਇਸ ਤੋਂ ਅੱਗੇ ਸੁਣਦਾ ਬੰਦੇ ਦੇ ਮਨ ਦੇ ਫੁਰਨਿਆਂ ਤੇ ਬਹੁਤ ਨਿਰਭਰ ਕਰਦਾ ਪਹਿਲਾਂ ਇਨਸਾਨ ਕਿਹੋ ਜਿਹਾ ਸਰੋਤਾ ਹੈ ਉੰਜ ਵੈਸੇ ਗੁਰਮਤ ਵਿੱਚ ਵਕਤੇ ਤੇ ਸਰੋਤੇ ਦੇ ਗੁਣ ਦਿੱਤੇ ਆ ਮੈਂ ਇੱਕ ਆਪ ਜੀ ਨਾਲ ਘਟਨਾ ਸਾਂਝੀ ਕਰਨੀ ਚਾਹਨਾ ਮੈਂ ਥੋੜਾ ਜਿਹਾ ਸੁਣਿਆ ਤੇ ਪਹਿਲਾਂ ਬੇਨਤੀ ਕਰਨੀ ਹੈ ਫਿਰ ਭਗਤ ਸ਼ਬਦ ਫਿਰ ਵਿਗਾਸ ਸ਼ਬਦ ਜਦੋਂ ਅੱਗੇ ਆਵੇਗਾ ਅਸਲ ਚ ਕੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਜੀਵਨ ਚ ਗੁਰੂ ਨਾਨਕ ਪ੍ਰਕਾਸ਼ ਵਿੱਚ ਜਿਹੜੇ ਪ੍ਰਸੰਗ ਨੇ ਉਸ ਵਿੱਚ ਇੱਕ ਪ੍ਰਸੰਗ ਹੈ ਕਾਕ ਪਸੁੰਡ ਨਾਲ ਮਹਾਰਾਜ ਦਾ ਮਿਲਾਪ ਹੁੰਦਾ ਹੈ ਮੈਂ ਉਹਦੇ ਵਿੱਚੋਂ ਜੋ ਤਤ ਵਸਤੂ ਹੈ ਉਹ ਹਿਸਟਰੀ ਵਿੱਚੋਂ ਲਈ ਹੈ ਇਹ ਬਾਣੀ ਦਾ ਸ਼ਬਦ ਨਹੀਂ ਉਸ ਵਿੱਚ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਿਆ ਜਾਂਦਾ ਹੈ ਕਿ ਧਰਮਸ਼ਾਲਾ ਵਿੱਚ ਗੁਰਦੁਆਰੇ ਵਿੱਚ ਜਿਹੜੇ ਸਰੋਤੇ ਹੁੰਦੇ ਆ ਇਹ ਕਿੰਨੀ ਤਰ੍ਹਾਂ ਦੇ ਹੁੰਦੇ ਨੇ ਹੁਣ ਕੰਨ ਤਾਂ ਸਭ ਦੇ ਖੁੱਲੇ ਨੇ ਪਰ ਇਹ ਸਾਨੂੰ ਦੱਸੋ ਵੀ ਸਰੋਤੇ ਕਿੰਨੀ ਤਰ੍ਹਾਂ ਦੇ ਮੈਂ ਸਿਰਫ ਦੋ ਘਟਨਾਵਾਂ ਦਾ ਜ਼ਿਕਰ ਕਰਕੇ ਅੱਗੇ ਤੁਰਾਂਗਾ ਮੈਨੂੰ ਪਤਾ ਵੀ ਸੰਗਤ 'ਚ ਇਹ ਲਾਲਸਾ ਹੁੰਦੀ ਵੀ ਅਰਥ ਸ਼ੁਰੂ ਹੋਣ ਇਸ ਕਰਕੇ ਅਸੀਂ ਥੋੜੇ ਜਿਨ੍ਹਾਂ 'ਚ ਇਹਦੇ ਲੰਬੇਰੇ ਅਰਥ ਤੇ ਮੇਰਾ ਖਿਆਲ ਮੈਨੂੰ 30 ਸਾਲਾਂ ਦੀ ਕਥਾ ਵਿੱਚ ਇਹ ਪਹਿਲਾ ਮੌਕਾ ਹੋਵੇਗਾ ਵੀ ਇੰਨੀ ਸੰਖੇਪ ਕਥਾ ਕਰਨੀ ਹੁਣ ਦੇਖੋ ਉੱਥੇ ਗੁਰੂ ਨਾਨਕ ਸਾਹਿਬ ਬੋਲਦੇ ਬਚਨ ਕਰਦੇ ਨੇ ਕਹਿੰਦੇ ਨੇ ਸਰੋਤਾ ਇਸ ਧਰਮਸ਼ਾਲਾ ਵਿੱਚ ਜਿਹੜੇ ਆਉਂਦੇ ਨੇ ਪੰਜ ਤਰ੍ਹਾਂ ਦੇ ਨੇ ਮਹਾਰਾਜ ਕਿਵੇਂ ਚਾਰ ਤਰ੍ਹਾਂ ਦੇ ਸਰੋਤੇ ਜਿਹੜੇ ਨੇ ਉਸ ਮੁਕਾਮ ਤੇ ਨਹੀਂ ਪਹੁੰਚਦੇ ਜਿਸ ਮੁਕਾਮ ਤੇ ਪੰਜਵੀਂ ਤਰ੍ਹਾਂ ਦਾ ਸਰੋਤਾ ਪਹੁੰਚਦਾ ਹਜ਼ੂਰ ਨੇ ਜਿਹੜੇ ਸ਼ਬਦ ਕਹੇ ਗੁਰੂ ਨਾਨਕ ਪ੍ਰਕਾਸ਼ ਵਿੱਚ ਨੇ ਕਿ ਸਰੋਤਾ ਜਗ ਮੈਂ ਪੰਜ ਪ੍ਰਕਾਰਾ ਸੋ ਹੂੰ ਤੁਮ ਸੋ ਉਚਾਰਾ ਅਰਥ ਸਮਝ ਗਿਆ ਜੀ ਸ਼ਰੋਤਾ ਪੰਜ ਪ੍ਰਕਾਰ ਦੇ ਨੇ ਜਗਤ ਵਿੱਚ ਮੈਂ ਤੈਨੂੰ ਉਹਨਾਂ ਪੰਜ ਤਰ੍ਹਾਂ ਦੇ ਸ਼ਰੋਤਿਆਂ ਦੇ ਲੱਛਣ ਦੱਸਣ ਲੱਗਾ ਉਹ ਕੀ ਅੰਦਰੋਂ ਸੋਚਦੇ ਨੇ ਫੁਰਨੇ ਕੀ ਬਣਾਉਂਦੇ ਨੇ ਸ਼ਰੋਤਾ ਜਗ ਮੈਂ ਪੰਜ ਪ੍ਰਕਾਰਾ ਸੋ ਹਮ ਤੂੰ ਸੋ ਕਰੂੰ ਉਚਾਰਾ ਰਾਗ ਰਾਗਨੀ ਸਮਝੈ ਏਕਾ ਦੂਜੇ ਸੁਰ ਕੋ ਲਖੈ ਬਬੇਕਾ ਤੀਜੋ ਸੁਣੈ ਤਾਲਿਤ ਦਇਆ ਚਤੁਰਤ ਬਾਦਤ ਕੋ ਰਸ ਲਿਆ ਪੰਚਮ ਸ਼ਬਦ ਅਰਥ ਕੋ ਚੀਨਾ ਤਾਤ ਪਾਰਜ ਸਮਝਤ ਪਰਬੀਨਾ ਮਹਾਰੇ ਨੇ ਪੰਜਾਂ ਦਾ ਜ਼ਿਕਰ ਕਰਤਾ ਹੁਣ ਅੱਜ ਜੇ ਟੁਕਾਈਏ ਤੇ ਦੇਖੋ ਆ ਸੱਚ ਜੇ ਪਹਿਲਾ ਸਰੋਤਾ ਹੈ ਪਹਿਲੀ ਤਰ੍ਹਾਂ ਦਾ ਰਾਗ ਰਾਗਨੀ ਸਮਝੈ ਏਕਾ ਇਹ ਕੀਰਤਨ ਨਾਲ ਸੰਬੰਧ ਸ਼ਬਦ ਨੇ ਕਹਿੰਦੇ ਨੇ ਇੱਕ ਸਰੋਤੇ ਉਹ ਨੇ ਕਿ ਜਿਨ੍ਹਾਂ ਨੂੰ ਪਤਾ ਲੱਗਦਾ ਹੈ ਅੱਜ ਫਲਾਣਾ ਰਾਗਾਂ ਦਾ ਮਾਹਿਰ ਆਇਆ ਹੈ ਕੰਧਰਬ ਆਇਆ ਹੈ ਉਹਨਾਂ ਦਾ ਕੋਈ ਤਲੋਕਾਤ ਸ਼ਬਦ ਨਾਲ ਨਹੀਂ ਉਹ ਸਿਰਫ ਤੇ ਸਿਰਫ ਉਸ ਰਾਗ ਵਿਦਿਆ ਦੇ ਅਭਿਆਸੀ ਮਾਹਿਰ ਬੰਦੇ ਨੂੰ ਸੁਣ ਜਾ ਰਿਹਾ ਤੇ ਮਹਾਰਾਜ ਕਹਿੰਦੇ ਨੇ ਉਹ ਜਦੋਂ ਰਾਗ ਗਾਉਂਦਾ ਹੈ ਤੇ ਸੱਚ ਇਹ ਵੇ ਉਹਨਾਂ ਦਾ ਧਿਆਨ ਕੇਵਲ ਤਾਂ ਕੇਵਲ ਰਾਗ ਤੇ ਰਾਗਣੀਆਂ ਸਮਝਣ ਵਾਲਾ ਹੈ ਦੂਸਰਾ ਦੂਜਾ ਸੁਰ ਕੋ ਲਖਾਂ ਬਿਵੇਕਾ ਦੂਸਰੇ ਉਹ ਸਰੋਤੇ ਨੇ ਕਹਿੰਦੇ ਨੇ ਏਡੀ ਉੱਚੀ ਸੁਰ ਲਾਂਦਾ ਹੈ ਇਹਦੇ ਜਿੰਨੀ ਖੇਕ ਇਹਦੇ ਜਿੰਨੀ ਸੁਰ ਇਹਦੇ ਵਰਗਾ ਆਲਾਪ ਸੱਚੀ ਮੁੱਚੀ ਇਹਦੇ ਵਰਗੀ 93 ਇਹਦੇ ਵਰਗੀਆਂ ਸਰਗਮਾਂ ਕੋਈ ਗਾ ਹੀ ਨਹੀਂ ਸਕਦਾ ਮਹਾਰਾਜ ਕਹਿੰਦੇ ਸਾਚੇ ਵੇ ਦੂਜੀ ਤਰ੍ਹਾਂ ਦਾ ਸਰੋਤਾ ਸਿਰਫ ਉੱਚੀ ਸੁਰ ਨੂੰ ਸੁਣਨ ਵਾਲਾ ਸੁਈਲਾ ਗਲਾ ਕਰਕੇ ਜਾ ਰਿਹਾ ਰਾਗ ਰਾਗ ਨਹੀਂ ਸਮਝੇ ਕਈ ਬੰਦੇ ਰਾਗ ਬਹੁਤ ਜਾਣਦੇ ਆ ਪਰ ਰੱਬ ਵੱਲੋਂ ਉਹਨਾਂ ਦੇ ਗਲੇ ਸੁਰੀਲੇ ਨਹੀਂ ਹੁੰਦੇ ਰਾਗ ਵਿੱਚ ਪ੍ਰਵੀਣ ਹੁੰਦੇ ਇੱਕ ਰਾਗ ਨੂੰ ਸਮਝਣ ਵਾਲਾ ਦੂਜਾ ਸੁਰੀਲੇਪਨ ਸੁਰ ਨੂੰ ਸੁਣਨ ਵਾਲਾ ਮਹਾਰਾਜ ਕਹਿੰਦੇ ਨੇ ਰਾਗ ਰਾਗ ਨਹੀਂ ਸਮਝੈ ਏਕਾ ਦੂਜੋ ਸੁਰ ਕੋ ਲਖੈ ਬਵੇਕਾ ਤੀਜੋ ਸੁਣੈ ਤਾਲ ਖਿਤ ਦਇਆ ਤੀਸਰਾ ਸਰੋਤਾ ਹੋਵੇ ਜਿਹੜਾ ਆਂਦਾ ਵੀ ਅੱਜ ਤਬਲੇ ਵਾਲਾ ਆਇਆ ਕਮਾਲ ਦਾ ਤਬਲਚੀ ਆਇਆ ਉਹ ਸਿਰਫ ਸੁਰ ਨੂੰ ਤੇ ਤਾਲ ਨੂੰ ਸਮਝਣ ਜਾਂਦਾ ਤੇ ਮਹਾਰਾਜ ਕਹਿੰਦੇ ਚੌਥਾ ਹੋਵੇ ਜਿਹਨੂੰ ਰਾਗ ਦੀ ਸਮਝ ਨਹੀਂ ਤਾਲ ਦੀ ਸਮਝ ਨਹੀਂ ਸੁਰ ਦੀ ਸਮਝ ਨਹੀਂ ਕਹਿੰਦਾ ਬਾਕੀ ਛੱਡੋ ਜਦੋਂ ਪੇਟੀ ਵੀ ਜਾਂਦੇ ਨੇ ਨਾ ਤਬਲਾ ਵੱਜਦਾ ਸਵਾਦ ਆ ਜਾਂਦਾ ਮਹਾਰਾਜ ਕਹਿੰਦੇ ਚਤੁਰਤ ਬਾਦਤ ਕੋ ਰਸ ਲਿਆ ਹੁਣੇ ਚਾਰ ਤਰ੍ਹਾਂ ਦੇ ਸਰੋਤੇ ਘੰਟਾ 2 ਘੰਟੇ ਬੈਠੇ ਹੋਣ ਤੇ ਬੇਨਤੀ ਕਰਾਂ ਮਹਾਰਾਜ ਕਹਿੰਦੇ ਨੇ ਇਹਨਾਂ ਚਾਰਾਂ ਨੂੰ ਧਰਮਸ਼ਾਲਾ ਤੋਂ ਬਾਹਰ ਪੁੱਛੋ ਇਹ 네ਗੇਟਿਵ ਨਹੀਂ ਗੱਲਾਂ ਕਿ ਅੱਜ ਜੋ ਤੁਸੀਂ ਸੁਣ ਕੇ ਆਏ ਸ਼ਬਦ ਕੀ ਕਿਉਂਕਿ ਜਿਹਦੇ ਜ਼ੇਨ ਵਿੱਚ ਫੁਰਨੀ ਰਾਗ ਪ੍ਰਤੀ ਸਨ ਉਹਦੇ ਕੋਲ ਸ਼ਬਦ ਕੋਈ ਨਹੀਂ ਉਹ ਕਹੇਗਾ ਮੈਨੂੰ ਇੰਨਾ ਪਤਾ ਰਾਗ ਕਿਹੜਾ ਗਾਇਆ ਸੁਰ ਪੰਚਮ ਤੇ ਲਾਈ ਕਿੱਥੇ ਲਾਈ ਤਾਲ ਕਿਹੜੇ ਗਾਏ ਅੱਜ ਵੀ ਖਿਮਾ ਕਰਿਓ ਮੇਰਾ ਖਿਆਲ ਜੇ ਘੰਟਾ ਡੇਢ ਕੀਰਤਨ ਹੋਵੇ ਨਾ ਥੱਲੇ ਮਾਈਕ ਲੈ ਕੇ ਪੁੱਛ ਲਓ ਭਾਈ ਸਾਹਿਬ ਉਹਨਾਂ ਕਿੰਨੇ ਸ਼ਬਦ ਗਾਏ ਤੇ ਸਾਨੂੰ ਉੱਥੇ ਰਿਜ਼ਲਟ ਮਿਲ ਜਾਏਗਾ ਕਿੰਨੇ ਕਿੰਨੇ ਸ਼ਬਦ ਸੁਣੇ ਗੁਰੂ ਸਾਹਿਬ ਕਹਿੰਦੇ ਸਰੋਤੇ ਇਸ ਤਰ੍ਹਾਂ ਦੇ ਨੇ ਪਰ ਪੰਚਮ ਸ਼ਬਦ ਅਰਥ ਕੋ ਚੀਨਾ ਪੰਜਵਾਂ ਸਰੋਤਾ ਹੋਵੇ ਜਿਹੜਾ ਰਾਗ ਸੁਰ ਨੂੰ ਜਾਣਦਾ ਹੈ ਪਰ ਸਭ ਤੋਂ ਜ਼ਿਆਦਾ ਜ਼ੋਰ ਜਿਹੜਾ ਉਹ ਸ਼ਬਦ ਤੇ ਦੇ ਰਿਹਾ ਹੈ ਤੇ ਮੈਂ ਫਿਰ ਵੀ ਬੇਨਤੀ ਕਰਾਂ ਗੁਰੂ ਗ੍ਰੰਥ ਸਾਹਿਬ ਵਿੱਚ ਰਾਗ ਨੇ ਪਰ ਯਾਦ ਰੱਖਿਓ ਰਾਗ ਪ੍ਰਧਾਨ ਨਹੀਂ ਗੁਰੂ ਗ੍ਰੰਥ ਸਾਹਿਬ ਵਿੱਚ ਕੀਰਤਨ ਜਿਹੜਾ ਸ਼ਬਦ ਪ੍ਰਧਾਨਕ ਹੈ ਗਾਓ ਰਾਗ 'ਚ ਪਰ ਇਹ ਨਾ ਹੋਵੇ ਸੁਰਾਂ ਇੰਨੀਆਂ ਕੁਲਾਓ ਵੀ ਸ਼ਬਦ ਗਵਾਚ ਹੀ ਜਾਏ ਕਈ ਵਾਰੀ ਇੰਨੀਆਂ ਸੁਰਾਂ ਲਾਉਂਦੇ ਨੇ ਪਤਾ ਹੀ ਨਹੀਂ ਲੱਗਦਾ ਸ਼ਬਦ ਕਿਹੜਾ ਗਾਇਆ ਕਿ ਹਜ਼ੂਰ ਨੇ ਕਿਹਾ ਕਿ ਪੰਚਮ ਸ਼ਬਦ ਅਰਥ ਕੋ ਚੀਨਾ ਤਾਤ ਪਰਜ ਸਮਝਤ ਬੀਨਾ ਜਿਹੜਾ ਸ਼ਬਦ ਨੂੰ ਸਮਝਦਾ ਹੈ ਮਹਾਰਾਜ ਕਹਿੰਦੇ ਤਾਤ ਪਰਜ ਨੂੰ ਸਮਝ ਪੈਂਦਾ ਹੈ ਉਹ ਸਹੀ ਅਰਥਾਂ ਵਿੱਚ ਸਰੋਤਾ ਹੈ ਤਾਂਤ ਪਰਜ ਸਮਝ ਪੀਨਾ ਸੋ ਸਭਨ ਤੇ ਲਖੋ ਮਹਾਨਾ ਕਹਿੰਦੇ ਪੰਜਾਂ ਤਰ੍ਹਾਂ ਦੇ ਸਰੋਤਿਆਂ ਵਿੱਚ ਉਹ ਜਿਹੜਾ ਬਾਹਰ ਮੁਖੀ ਕੰਨਾਂ ਨਾਲ ਸ਼ਬਦ ਨੂੰ ਸੁਣਦਾ ਹੈ ਉਹਨੂੰ ਜ਼ੇਨ ਵਿੱਚ ਰੱਖਦਾ ਪਰ ਮਹਾਰਾਜ ਜਿਹੜੇ ਚਾਰ ਤਰ੍ਹਾਂ ਦੇ ਉੱਥੇ ਗੁਰੂ ਨਾਨਕ ਪ੍ਰਕਾਸ਼ ਵੇਲੇ ਸ਼ਬਦ ਵਰਤੇ ਆ ਮਹਲਕ ਕਹਿਣ ਲੱਗੇ ਔਰ ਸਰੋਤਾ ਜੋ ਚਾਰ ਪ੍ਰਕਾਰੀ ਛਿਲਰ ਖਾਨ ਵਿਖੇ ਤਾਰੀ ਛਿਲਰ ਸ਼ਬਦ ਵਰਤੇ ਕਹਿੰਦੇ ਜਿਵੇਂ ਕਿਸੇ ਨੂੰ ਸੰਤਰਾ ਦੇ ਦਿਓ ਤੇ ਉਹ ਸੰਤਰੇ ਦੀ ਛਿਲੜ ਨੂੰ ਮੂੰਹ 'ਚ ਚਬਾਈ ਜਾਏ ਤੇ ਪਤਾ ਹੀ ਨਹੀਂ ਇਸ ਛਿਲੜ ਦੇ ਵਿੱਚ ਕੀ ਵੈਗੁਰੂ ਜੀ ਮੈਂ ਇਹ ਨਹੀਂ ਕਿ ਜੇ ਮੈਂ ਰਾਗੀ ਨਹੀਂ ਤੇ ਮੈਂ ਰਾਗ ਨਿੰਦ ਰਿਹਾ ਗੁਰੂ ਸਾਹਿਬ ਕਹਿੰਦੇ ਆ ਕਿ ਛਿਲੜ ਤੋਂ ਬਿਨਾ ਰਸ ਨਹੀਂ ਭਰਦਾ ਉਹਦੇ 'ਚ ਛਿਲੜ ਦੀ ਆਪਣੀ ਅਹਿਮੀਅਤ ਹੈ ਔਰ ਸਰੋਤਾ ਜੇ ਚਾਰ ਪ੍ਰਕਾਰੀ ਛਿਲਰ ਖਾਨ ਵਿਖੇ ਹਤ ਕਾ ਧਾਰੀ ਫੋਕਟ ਕੇ ਰਸ ਮੈਂ ਫਸ ਗਏ ਅੰਤਰ ਰਸ ਨਾ ਚੀਨਤ ਭਏ ਕਹਿੰਦੇ ਬਾਹਰ ਮੁਖੀ ਰਸ ਖੈ ਉਹਨਾਂ ਕੋਲ ਪਰ ਜਿਹੜਾ ਧੁਰ ਅੰਦਰ ਸੀ ਛਿਲੜ ਖਾ ਲਈ ਪਰ ਜਿਹੜਾ ਅਸਲੀ ਰਸ ਉਹਦੀਆਂ ਫਾੜੀਆਂ ਵਿੱਚ ਭਰਿਆ ਸੀ ਉਹ ਸੱਚੀ ਮੁੱਚੀ ਛੱਡ ਦਿੱਤਾ ਗੁਰੂ ਸਾਹਿਬ ਇੱਕ ਤਾਂ ਕਹਿੰਦੇ ਨੇ ਭਾਈ ਸੱਜਣੋ ਕਿ ਸਰੋਤਾ ਹੋਵੇ ਜਿਹੜਾ ਅੰਤਰ ਰਸ ਨੂੰ ਜਾਣਦਾ ਇਹ ਗੱਲ ਹੋਗੀ ਬਾਹਰ ਮੁਖੀ ਇੱਕ ਉਦਾਹਰਨ ਮੈਂ ਸਿਰਫ ਹਿਸਟਰੀ ਤੋਂ ਦੇ ਕੇ ਆਪਾਂ ਅੱਗੇ ਵਿਚਾਰ ਸ਼ੁਰੂ ਕਰਨੇ ਇਹ ਇਤਿਹਾਸ ਦੀ ਘਟਨਾ ਹੈ ਕਿ ਥੋੜਾ ਸਮਝਣ ਲਈ ਡਾਕਟਰ ਨੇਕੀ ਸਾਹਿਬ ਨੇ ਇਹਨੂੰ ਕੋਟ ਕੀਤਾ ਸੀ ਆਪਣੀ ਪੁਸਤਕ 'ਚ ਕਿ ਰਾਜਾ ਵਿਕਰਮਾਦਿੱਤਿਆ ਉਸ ਦਾ ਦਰਬਾਰ ਸਜਿਆ ਬਿਲਕੁਲ ਛੋਟੀ ਜੀ ਕਹਾਣੀ ਕਹਿ ਕੇ ਆਪਣੀ ਗੱਲ ਸਮਝ ਪੈ ਜਾਏਗੀ ਜੋ ਆਪਾਂ ਕਹਿਣ ਤੁਰੇ ਆ ਕਿ ਅਸਲ 'ਚ ਉਹਦੇ ਦਰਬਾਰ ਸਜੇ 'ਚ ਇੱਕ ਮੂਰਤੀ ਘੜਾ ਆਇਆ ਉਹ ਤਿੰਨ ਮੂਰਤੀਆਂ ਲੈ ਕੇ ਆਇਆ ਉਹਨਾਂ ਤੇ ਰੰਗ ਇੱਕੋ ਜਿਹਾ ਭਾਰ ਇੱਕੋ ਜਿਹਾ ਸ਼ਕਲ ਇੱਕੋ ਜਿਹੀ ਤੇ ਉਹਨੇ ਇੱਕੋ ਗੱਲ ਕਹੀ ਰਾਜਨ ਤੇਰੇ ਦਰਬਾਰ 'ਚ ਗੁਣਾ ਦੀ ਕਦਰ ਪੈਂਦੀ ਹੈ ਮੇਰੀਆਂ ਤਿੰਨੀਆਂ ਮੂਰਤੀਆਂ ਦੇ ਵੱਖ-ਵੱਖ ਮੁੱਲ ਪਵਾ ਉਹਨਾਂ ਦੇਖਿਆ ਵੀ ਮੂਰਤਾਂ ਇੱਕੋ ਜੀਆਂ ਨੇ ਤੇ ਭਾਰ ਇੱਕੋ ਜਿਹਾ ਤੋਲਿਆ ਜੋਖਿਆ ਤੇ ਬੰਦਾ ਵੱਖ-ਵੱਖ ਮੁੱਲ ਕਿਉਂ ਪਵਾਉਂਦਾ ਹੈ ਜਦੋਂ ਬਹਿਸ ਹੋ ਰਹੀ ਸੀ ਉਹਦੇ ਦਰਬਾਰ 'ਚ ਕਾਲੀਦਾਸ ਆਇਆ ਕਵੀ ਉਹਨੇ ਆ ਕੇ ਮੂਰਤੀਆਂ ਦੇਖੀਆਂ ਤੇ ਰਾਜਾ ਵਿਕਰਮ ਨੇ ਦਿੱਤਾ ਜਿਹਨੂੰ ਕਹਿੰਦਾ ਮੈਨੂੰ ਥੋੜਾ ਜਿਹਾ ਸਮਾਂ ਦਿਓ ਮੈਂ ਮੂਰਤੀਆਂ ਦੇ ਨਿਰੀਖਣ ਕਰ ਲਾਂ ਉਹਨੇ ਮੂਰਤੀ ਲਈਆਂ ਮੂਰਤੀਆਂ ਕੋਲ ਚਲਾ ਗਿਆ ਇੱਕ ਮੂਰਤੀ ਦੇ ਕੰਨ ਵਿੱਚ ਉਹਨੇ ਤੀਲਾ ਪਾਇਆ ਪਹਿਲੀ 'ਚ ਇੱਕ ਕੰਨ 'ਚੋਂ ਤੀਲਾ ਪਾਇਆ ਥੱਲੇ ਬੰਤਰੇ ਖੁਸ਼ੀ ਦੂਜੇ 'ਚੋਂ ਨਿਕਲ ਗਿਆ ਉਹਨੇ ਦੂਸਰੀ ਮੂਰਤੀ ਕੋਲ ਗਿਆ ਉਹਦੇ ਕੰਨ 'ਚ ਡੱਕਾ ਤੀਲਾ ਪਾਇਆ ਮੂੰਹ 'ਚੋਂ ਨਿਕਲ ਗਿਆ ਤੀਸਰੀ ਮੂਰਤੀ ਕੋਲ ਗਿਆ ਤੇ ਜਿੰਨੇ ਤੀਲੇ ਪਾਏ ਖੱਬਿਓਂ ਪਾਏ ਸੱਜੇ ਪਾਏ ਉਹ ਧੁਰ ਅੰਦਰ ਚਲੇ ਗਏ ਉਸ ਵਕਤ ਕਾਲੀਦਾਸ ਦੀ ਇਸ ਨਿਰੀਖਣ ਦੀ ਵਿਧੀ ਨੂੰ ਦੇਖ ਕੇ ਮੂਰਤੀ ਘਾੜਾ ਸਮਝ ਗਿਆ ਬੰਦਾ ਸਿਆਣਾ ਮੇਰੀ ਗੱਲ ਦੀ ਅਰਥ ਕਰੇਗਾ ਉਹਨੇ ਫਿਰ ਕਿਹਾ ਕਾਲੀਦਾਸ ਨੇ ਕਹਿੰਦਾ ਰਾਜਨ ਜਿਸ ਮੂਰਤੀ ਦੇ ਕੰਨ 'ਚ ਇੱਕ ਪਾਸਿਓਂ ਤੀਲਾ ਪਾਇਆ ਦੂਜੇ ਪਾਸੇ ਨਿਕਲ ਗਿਆ ਇਹਨੂੰ ਬਾਹਰ ਰੱਖ ਦੀ ਦਮੜੀ ਕੌਡੀ ਕੌਡੀ ਕੀਮਤ ਨਹੀਂ ਇਹਦੀ ਇਹ ਦਿਸਦੀ ਉਹਦੇ ਵਰਗੀ ਦੂਜੀਆਂ ਵਰਗੀ ਕਹਿੰਦਾ ਜਿਹਦੇ ਕੰਨ 'ਚ ਪਾਇਆ ਮੂੰਹ ਤੋਂ ਬਾਹਰ ਨਿਕਲਿਆ ਤੀਲਾ ਇਹਦੀ ਇੱਕ ਮੋਰ ਕੀਮਤ ਹੈ ਤੇ ਕਹਿੰਦਾ ਜਿਹਦੇ ਕੰਨਾਂ 'ਚ ਤੀਲਾ ਪਾਇਆ ਬਾਹਰ ਨਿਕਲਿਆ ਹੀ ਨਹੀਂ ਅੰਦਰ ਖੱਪ ਗਿਆ ਕਹਿੰਦਾ ਇਹਦੀ ਕੀਮਤ ਕੋਈ ਨਹੀਂ ਪਾਸ ਕਰਦਾ ਰਾਜੇ ਨੇ ਕਿਹਾ ਵੀ ਇਹ ਇਹ ਸਾਰਾ ਬਾਜਰਾ ਕੀ ਉਸ ਵਕਤ ਕਾਲੀਦਾਸ ਨੇ ਕਿਹਾ ਇਹ ਬੰਦਾ ਸਿਆਣਾ ਹੈ ਮੂਰਤੀ ਕੜਾ ਇਸ ਮੂਰਤੀ ਘਾੜੇ ਨੇ ਤਿੰਨ ਤਰ੍ਹਾਂ ਦੇ ਸਰੋਤਿਆਂ ਦੀ ਵਿਆਖਿਆ ਲਈ ਮੂਰਤੀਆਂ ਦਾ ਨਿਰਮਾਣ ਕੀਤਾ ਹੈ ਇੱਕ ਸਰੋਤਾ ਹੋਵੇ ਇੱਕ ਕੰਨ ਚੋਂ ਸੁਣਦਾ ਦੂਜੇ ਚੋਂ ਬਾਹਰ ਨਿਕਲ ਜਾਂਦਾ ਸੱਚੀ ਮੁੱਚੀ ਯਾਦ ਨਹੀਂ ਰਹਿੰਦਾ ਕੀ ਸੁਣਿਆ ਇਉਂ ਕਹਿ ਲੋ ਇਹਨੂੰ ਗੁਰੂ ਜੀ ਨੇ ਇਸ ਸਰੋਤੇ ਨੂੰ ਕਿਹਾ ਜਿਵੇਂ ਵਾਂਸ 'ਚ ਫੂਕ ਮਾਰੋ ਇੱਕ ਪਾਸਿਓਂ ਮਾਰੀ ਦੂਜੇ ਪਾਸੇ ਨਿਕਲ ਗਈ ਉੱਥੇ ਫਿਰ ਤਾਂ ਗੁਰੂ ਜੀ ਇਹ ਵੀ ਕਹਿ ਦਿੰਦੇ ਆ ਜੇ ਅੰਦਰ ਨਹੀਂ ਠਹਿਰੀ ਕਬੀਰ ਸਾਚਾ ਸਤਗੁਰ ਕਿਆ ਕਰ ਕੀ ਕਰੇਗਾ ਜੋ ਸਿੱਖਾਂ ਮੈਂ ਚੂਕ ਅੰਦੇ ਇੱਕ ਨਾ ਲਾਗੀ ਜੋ ਬਾਂਸ ਵਜਾਈਏ ਫੂਕ ਜਦੋਂ ਇੱਕ ਪਾਸਿਓਂ ਫੂਕ ਮਾਰੀ ਨਿਕਲ ਗਈ ਅੰਦਰ ਠਹਿਰੀ ਨਹੀਂ ਇੱਕ ਹੋਰ ਬੇਨਤੀ ਆਪਾਂ ਕਾਂਗ ਜੀ ਸ਼ਬਦ ਰੋਸ਼ਨ ਇਹ ਗੁਰੂ ਨਾਨਕ ਸਾਹਿਬ ਦਾ ਬਚਨ ਹੁੰਦਾ ਆਖਣ ਸੁਣਨਾ ਪਾਉਣ ਕੀ ਬਾਣੀ ਇਹ ਮਨ ਰੱਤਾ ਮਾਇਆ ਸ੍ਰੀ ਰਾਗ ਦਾ ਸ਼ਬਦ ਹੈ ਖਸਮ ਕੀ ਨਦਰ ਦਿਲੈ ਪਸੰਦੇ ਹੁਣ ਦੇਖੋ ਇਹ ਬਚਨ ਨੇ ਆਖਣ ਸੁਨਣਾ ਪਾਉਣ ਕੀ ਬਾਣੀ ਹਜ਼ੂਰ ਕਹਿੰਦੇ ਨੇ ਕਿ ਇਸ ਤਰ੍ਹਾਂ ਮੰਨ ਲਓ ਇੱਕ ਬੰਦਾ ਆਖ ਰਿਹਾ ਦੂਜਾ ਸੁਣ ਰਿਹਾ ਹੈ ਇਹ ਰੌਲਾ ਸਿਰਫ ਇਸ ਤਰ੍ਹਾਂ ਜਿਵੇਂ ਤੇਜ਼ ਹਵਾ ਚੱਲਦੀ ਹੋਵੇ ਪੱਤਿਆਂ ਨੂੰ ਟਕਰਾ ਕੇ ਜਾਏ ਘੜੇ ਨੂੰ ਟਕਰਾ ਕੇ ਜਾਏ ਸਿਰਫ ਉਹਦੀ ਆਵਾਜ਼ ਉੱਚੀ ਨਿਕਲੇਗੀ ਇੰਨੀ ਉੱਚੀ ਆਵਾਜ਼ ਹੋਣ ਦੇ ਬਾਵਜੂਦ ਨਾ ਘੜੇ ਵਿੱਚ ਆਵਾ ਠਹਿਰੇਗੀ ਨਾ ਰੁੱਖ ਉੱਤੇ ਠਹਿਰੇਗੀ ਮਾਰੇ ਗੁਰੂ ਨਾਨਕ ਸਾਹਿਬ ਦਾ ਵਚਨ ਆਖਣ ਸੁਣਨਾ ਪੌਣ ਕੀ ਬਾਣੀ ਫਿਰ ਬੇਨਤੀ ਆਖਣਾ ਔਰ ਸੁਣਨਾ ਇਹ ਬਾਣੀ ਐਸੇ ਹੈ ਜਿਸ ਤਰ੍ਹਾਂ ਪੌਣ ਚੱਲ ਰਹੀ ਹੈ ਇਹ ਮਨ ਰੱਤਾ ਮਾਇਆ ਮਨ ਮਾਇਆ ਦੇ ਫੁਰਨਿਆਂ ਵਿੱਚ ਮਸਤ ਹੈ ਇੱਕ ਬੋਲ ਰਿਹਾ ਦੂਜਾ ਸੁਣ ਰਿਹਾ ਤੇ ਗੁਰੂ ਜੀ ਕਹਿੰਦੇ ਚੱਲੀ ਜਾ ਹਵਾ ਹਵਾ ਕਿਹੜੀ ਕੰਨ ਦੇ ਵਿੱਚ ਵੜ ਜਾਣੀ ਮਹਾਰਾਜ ਦੇਖੋ ਪ੍ਰਮਾਣ ਦੇ ਰਹੇ ਹੁਣ ਉਹਨੇ ਕਿਹਾ ਇੱਕ ਸਰੋਤਾ ਉਹ ਜਿਹੜਾ ਇੱਕ ਕੰਨ ਤੋਂ ਸੁਣਦਾ ਦੂਜੇ ਤੋਂ ਕੱਢ ਦਿੰਦਾ ਉਹਨੇ ਕਿਹਾ ਦੂਸਰੀ ਮੂਰਤੀ ਇਹ ਦੱਸ ਰਹੀ ਹੈ ਇੱਕ ਸਰੋਤਾ ਉਹ ਵੇ ਜਿਹੜਾ ਕੰਨ ਨਾਲ ਸੁਣਦਾ ਹੈ ਤੇ ਮੂੰਹ ਤੋਂ ਤਾਰੀਫ ਵੀ ਕਰਦਾ ਕਹਿੰਦਾ ਵਾਹ ਵਾਹ ਕਮਾਲ ਕਰਤੀ ਅੱਜ ਬੜਾ ਸੋਹਣਾ ਬੋਲੇ ਤੁਸੀਂ ਜੀ ਅੱਜ ਤਾਂ ਕਮਾਲ ਕਰਤੀ ਕੀਰਤਨ ਜੀ ਤੁਹਾਡੀ ਕਲਾ 'ਚ ਉਹ ਤਾਰੀਫ ਕਰਕੇ 5-10 ਰੁਪਏ ਦੇ ਕੇ ਅਗਰ ਨਿਕਲ ਜਾਂਦਾ ਸੁਣਦਾ ਧੁਰ ਉਹ ਵੀ ਨਹੀਂ ਉਹਨੂੰ ਵਕਤੀ ਤੌਰ ਤੇ ਮਾਰੇ ਕਹਿੰਦੇ ਇੱਕ ਮੋਰ ਤਾਂ ਹੀ ਦੀ ਮੁੱਲ ਪਾਈਓ ਕਾਲੀਦਾਸ ਕਹਿੰਦਾ ਵੀ ਥੋੜਾ ਜਿਹਾ ਚੇਤਾ ਰੱਖਿਆ ਨਾ ਕਹਿੰਦਾ ਤੀਸਰੀ ਤਰ੍ਹਾਂ ਦਾ ਸਰੋਤਾ ਹੋਵੇ ਜਿਸ ਮੂਰਤੀ ਦੇ ਅੰਦਰ ਤੀਲਾ ਪਾਇਆ ਅੰਦਰ ਹੀ ਚਲਾ ਗਿਆ ਗੁਰਮਖੋ ਸੱਚ ਇਹ ਵੇ ਉਹ ਕਹਿੰਦਾ ਇਹਦੀ ਕੋਈ ਕੀਮਤ ਨਹੀਂ ਜਿੰਨੇ ਸੁਣਿਆ ਉਹਨੇ ਧਰ ਅੰਦਰ ਵਸਾ ਲਿਆ ਮੈਂ ਇਹਨਾਂ ਡਿਟੇਲ ਕਿਉਂ ਦਿੱਤੀ ਅਸੀਂ ਤੁਕ ਲਈ ਸੀ ਨਾਮ ਨਿਰੰਜਨ ਨਿਰਮਲਾ ਸੁਣਿਆ ਸੁਖ ਹੋਈ ਸੁਣ ਸੁਣ ਮਨ ਵਸਾਈਐ ਬੂਝੈ ਜਨ ਕੋਈ ਕੋਈ ਟਾਵਾ ਟਾਵਾ ਹੈ ਜਿਸ ਦੇ ਤੁਰ ਅੰਦਰ ਜਾਂਦਾ ਤੇ ਇਹ ਵਸੇਗਾ ਉਹਦੇ ਅੰਦਰ ਜਿਹਨੂੰ ਇਸ਼ਕ ਹੋਵੇਗਾ ਬੰਦਾ ਕੀ ਕਰੇ ਇਸ਼ਕ ਤੋਂ ਬਿਨਾ ਮੁਹੱਬਤ ਤੋਂ ਬਿਨਾ ਅੰਦਰ ਨਹੀਂ ਵਸਦਾ ਹੁਣ ਮੈਂ ਬੇਨਤੀ ਕਰਾਂ ਇੱਕ ਤਾਂ ਆਖ ਹੈ ਪਰ ਇਹਨੂੰ ਬਿਲਕੁਲ ਹੀ ਮੈਂ ਖੰਡਨ ਕਰਾਂਗਾ ਉਹ ਤੁਹਾਡੀ ਬਾਣੀ ਸੁਣਦਾ ਕੋਈ ਫਾਇਦਾ ਨਹੀਂ ਤੁਹਾਡਾ ਕੀਰਤਨ ਸੁਣਦਾ ਕੋਈ ਫਾਇਦਾ ਨਹੀਂ ਨਹੀਂ ਪਿਆਰਿਓ ਅੱਜ ਨਹੀਂ ਕੱਲ ਨਹੀਂ ਭਾਈ ਗੁਰਦਾਸ ਸਾਹਿਬ ਕਹਿੰਦੇ ਆ ਕਿ ਬਲੇ ਦੀਵੇ ਤੇ ਪਤੰਗਾ ਇੱਕ ਦਿਨ ਪਰਕਰਮਾ ਕਰਕੇ ਤੁਰ ਜੂ ਦੋ ਦਿਨ ਤੁਰ ਜੂ ਰੋਜ਼ ਆਉਂਦਾ ਰਹੀਂ ਸੱਚੀ ਮੁੱਚੀ ਇੱਕ ਦਿਨ ਦੀਵੇ ਵਿੱਚ ਡਿੱਗ ਕੇ ਦੀਵੇ ਵਰਗਾ ਹੋ ਜਾਏਗਾ ਇੱਕ ਦਿਨ ਨਹੀਂ ਮਨ ਲੱਗਾ ਦੋ ਦਿਨ ਨਹੀਂ ਲੱਗਾ ਗੁਰੂ ਦਾ ਦਰ ਨਾ ਛੱਡੀ ਸੁਣਦਿਆਂ ਸੁਣਦਿਆਂ ਇੱਕ ਦਿਨ ਸੁਣਨਾ ਜ਼ਰੂਰ ਕਰੇਗਾ ਪਰ ਜਿਹੜੇ ਆ ਬਚਨ ਨੇ ਅੱਜ ਦੇਖੋ ਇਹ ਤੇ ਸੀ ਬਾਹਰਮੁਖੀ ਗੱਲ ਲਈ ਇੰਜ ਪ੍ਰਤੀਤ ਹੁੰਦਾ ਜਿਵੇਂ ਅਸੀਂ ਗੱਲ ਕਰ ਰਹੇ ਸੀ ਇਹ ਸੁਣਨਾ ਕੀ ਹੈ ਮੈਨੂੰ ਪਤਾ ਸਾਡੇ ਸਾਰੇ ਵਿਦਵਾਨਾਂ ਨੇ ਨਾਮ ਵਿੱਚ ਸ਼ਬਦ ਵਿੱਚ ਸੁਰਤ ਜੋੜਿਆ ਅਰਥ ਕੀਤੇ ਨੇ ਸੋਹਣੇ ਐ ਗੁਰਮਖੋ ਅਸਲ 'ਚ ਕੀ ਹੈ ਮੈਨੂੰ ਪਲੀਜ਼ ਜੋਗ ਮਤ ਜੋਗ ਮਤ ਨਾਲ ਜੋੜ ਕੇ ਨਹੀਂ ਕਰਾਂਗਾ ਜੋ ਕੁਝ ਵੀ ਸੰਸਾਰ ਵਿੱਚ ਮੁਖੀ ਨਜ਼ਰ ਆ ਰਿਹਾ ਗੁਰੂ ਨਾਨਕ ਸਾਹਿਬ ਨੇ ਅੱਜ ਫੈਸਲਾ ਦਿੱਤਾ ਹੈ ਕਹਿੰਦੇ ਹਰ ਚੀਜ਼ ਜਿਹੜੀ ਇਹ ਧੁਰ ਅੰਦਰ ਸੁਣਨ ਵਾਲਿਆਂ ਨੇ ਬਾਹਰ ਪ੍ਰਗਟ ਕੀਤੀ ਹੈ ਇਹ ਸੁਣਨਾ ਕੇਵਲ ਕੰਨਾਂ ਦਾ ਸੁਣਨਾ ਨਹੀਂ ਜਦੋਂ ਸ਼ਬਦ ਦਾ ਅਭਿਆਸ ਕਰਕੇ ਪਹਿਲਾਂ ਅਸੀਂ ਸ਼ਬਦ ਬੋਲਨੇ ਆ ਬਾਹਰ ਮੁਖੀ ਹੁੰਨੇ ਆ ਅਸੀਂ ਵਾਹਿਗੁਰੂ ਸ਼ਬਦ ਬੋਲੀਏ ਸੱਚ ਇਹ ਵੇ ਸ਼ਬਦ ਪੱਕਦਿਆਂ ਪੱਕਦਿਆਂ ਇੱਕ ਦਿਨ ਧੁਰ ਅੰਦਰ ਚਲਾ ਜਾਂਦਾ ਇਸ ਕਰਕੇ ਗੁਰੂ ਜੀ ਨੇ ਜਪ ਤੋਂ ਸ਼ੁਰੂ ਕੀਤਾ ਗਾਵੀਏ ਫਿਰ ਸੁਣੀਏ ਕਿਆ ਹੁਣ ਜਦੋਂ ਅਸੀਂ ਬੋਲਨੇ ਆ ਬੋਲ ਬੋਲ ਕੇ ਸ਼ਬਦ ਅੰਦਰ ਵਸਦਾ ਇਹ ਮੈਂ ਉਸ ਦਿਨ ਉਦਾਹਰਨ ਦੇ ਚੁੱਕਾ ਹਾਂ ਕਿ ਜਿਵੇਂ ਪ੍ਰਸ਼ਾਦਾ ਪਾਣੀ ਛਕਿਆ ਨਾੜ ਨਾੜ ਚ ਵਸਦਾ ਇਸੇ ਤਰ੍ਹਾਂ ਜਿਹੜਾ ਸ਼ਬਦ ਹੈ ਫਿਰ ਇੱਕ ਉਦਾਹਰਨ ਅਸੀਂ ਇੱਕ ਵਾਰੀ ਲਈ ਸੀ ਕਿ ਸਾਡੇ ਚ ਕਿੰਨੇ ਬਜ਼ੁਰਗ ਬੈਠੇ ਆ ਜਿਨ੍ਹਾਂ ਨੇ ਪਹਾੜੇ ਚੇਤੇ ਕੀਤੇ ਸਨ ਸਾਨੂੰ ਪਤਾ ਹੈ ਜੀ ਕਿ ਅਸੀਂ ਸਕੂਲ ਦੀ ਅਖੀਰਲਾ ਘੰਟਾ ਪੂਰਾ ਜ਼ੋਰ ਲੱਗਦਾ ਸੀ ਜਪ ਹੁੰਦਾ ਸੀ ਪਹਾੜਿਆਂ ਦਾ ਪਹਾੜੇ ਸਮਝਨੇ ਦੋ ਦਾ ਤਿੰਨ ਦਾ ਕਲਾਸ ਦੇ ਮੁਤਾਬਕ ਅੱਜ ਇੱਥੇ ਬੱਚਾ ਕਾਲਜ ਵਿੱਚ ਪੜਦਾ ਹੋਵੇ ਤੇ ਉਹਦੇ ਸਾਹਮਣੇ ਇੱਕ ਪਹਾੜੇ ਜਪਣ ਵਾਲਾ ਬਜ਼ੁਰਗ ਜਿਹਨੂੰ ਜਪਿਆ ਨੂੰ 80 ਸਾਲ ਹੋ ਗਏ ਉਹਨੂੰ ਬਿਠਾ ਦਿਓ ਉਸ ਨੌਜਵਾਨ ਨੂੰ ਪੁੱਛੋ ਸੌਲਾਤੀਆ ਕੀ ਹੁੰਦਾ ਉਹ ਖੱਬੇ ਸੱਜੇ ਵੇਖੇਗਾ ਜੇ ਉਸ ਬਜ਼ੁਰਗ ਨੂੰ ਪੁੱਛੋ ਕਹੇਗਾ ਤੈਨੂੰ ਇੰਨਾ ਪਤਾ ਸੌਲਤੀ 48 ਕਿਉਂ ਕਿਉਂਕਿ ਉਹਨੇ ਬਚਪਨ 'ਚ ਇੰਨਾ ਕਿ ਜਪਿਆ ਹੈ ਉਹਦਾ ਜ਼ਬਾਨ ਦਾ ਜਪਿਆ ਤੁਰ ਅੰਦਰ ਚਲਾ ਗਿਆ ਤੇ ਯਾਦ ਰੱਖਿਓ ਉਹ ਰੋਜ਼ ਹੁਣ ਜਪਦਾ ਵੀ ਨਹੀਂ ਤੁਰ ਅੰਦਰ ਗਿਆ ਜਦੋਂ ਉਹਨੂੰ ਇਸ਼ਾਰਾ ਕਰਦਾ ਉਹ ਅੰਦਰੋਂ ਫਿਰ ਬਾਹਰ ਨਿਕਲਦਾ ਹੈ ਇਸੇ ਤਰ੍ਹਾਂ ਸ਼ਬਦ ਦਾ ਜਪ ਹੈ ਇਹ ਇਹ ਫਿਰ ਉਦਾਹਰਨ ਇਹ ਵੀ ਨਹੀਂ ਪੂਰੀ ਟੁਕਣੀ ਇਸ ਕਰਕੇ ਕਿਉਂਕਿ ਸ਼ਬਦਾਂ ਦੇ ਪਹਾੜੇ ਵੀ ਓਨੀ ਦੇਰ ਤੱਕ ਨੇ ਪਹਾੜਿਆਂ ਦੇ ਸ਼ਬਦ ਜਿੰਨੀ ਦੇਰ ਤੱਕ ਇਹ ਸਵਾਸ ਚੱਲਦੇ ਨੇ ਇਹ ਮਰੇ ਤੇ ਸਾਰਾ ਪੜਿਆ ਬੁੱਧ ਗਿਆਨ ਮਰ ਗਿਆ ਪਰ ਸ਼ਬਦ ਦਾ ਜਾਪ ਉਹ ਹੈ ਜਿਹੜਾ ਸਰੀਰ ਦੇ ਮਰਨ ਤੋਂ ਬਾਅਦ ਵੀ ਰੱਬ ਦੇ ਘਰ ਤੱਕ ਜਾਂਦਾ ਹੈ ਉਹ ਸ਼ਬਦ ਨਹੀਂ ਮਰਦਾ ਕਿਉਂਕਿ ਨਾ ਉਹ ਮਰੇ ਨਾ ਹੋਵੇ ਸੋ ਉਹਨੇ ਕਿੱਥੇ ਮਰਨਾ ਉਹ ਅਬਨਾਸ਼ੀ ਰਾਇਆ ਮੈਂ ਇਸ ਕਰਕੇ ਬੇਨਤੀ ਕਰਾਂਗਾ ਸੁਣਿਓ ਜਿਸ ਬੇਨਤੀ ਨੂੰ ਮੈਂ ਅਰਥ ਹਟ ਕੇ ਕਰਾਂਗਾ ਥੋੜੇ ਜਿਹਾ ਸੁਣਿਆ ਸਿੱਧੇ ਅਰਥ ਬਾਣੀ ਨਹੀਂ ਇਸ ਬਾਣੀ ਸੁਣਦਾ ਹੁਣ ਉਹ ਸ਼ਬਦ ਜਿਹੜਾ ਜਪਨੇ ਆ ਤੇ ਉਹ ਅਸਲ ਚ ਜਪਦਿਆਂ ਜਪਦਿਆਂ ਉਸ ਦਿਨ ਕਿਹਾ ਸੀ ਪਹਿਲਾ ਕੰਮ ਸ਼ਬਦੇ ਕਰੇਗਾ ਕੋਈ ਵੀ ਜਪੇਗਾ ਨਾ ਪਹਿਲਾ ਕੰਮ ਮਨ ਭਜਾਏਗਾ ਮਨ ਪੂਰਾ ਭੱਜੇਗਾ ਸ਼ਬਦ 'ਚ ਖੱਬੇ ਸੱਜੇ ਇਥੋਂ ਤੱਕ ਇੰਨੇ ਫੁਰਨੇ ਬਣਾਏਗਾ ਮੇਰਾ ਖਿਆਲ ਇੰਨਾ ਧੋਖਾ ਕੋਈ ਨਹੀਂ ਦਿੰਦਾ ਜਿੰਨਾ ਜਪ ਕਰਦੇ ਹੋ ਸਾਡਾ ਮਨ ਧੋਖਾ ਦਿੰਦਾ ਕੋਈ ਨਹੀਂ ਅੱਜ ਛੱਡ ਦੇ ਅਜੇ ਤਾਂ ਉਮਰ ਬੜੀ ਹੈ ਕਿ ਵੀਕਐਂਡ ਤੇ ਸ਼ੁਰੂ ਕਰਾਂਗਾ ਅੱਜ ਘਰ ਆਈਏ ਉਹ ਇਸ ਤਰ੍ਹਾਂ ਜਿਵੇਂ ਨਿਆਣੇ ਨੂੰ ਬਰਾਂਦੇ ਨਾ ਇਸ ਤਰ੍ਹਾਂ ਮਨ ਬਰਾਂਦਾ ਹੈ ਪਰ ਗੁਰਮਖੋ ਇਹ ਕੀ ਕਾਰਨ ਉਹਦੀ ਪਟਕਣਾ ਮੈਲ ਹੈ ਜਦੋਂ ਜਪਦਿਆਂ ਜਪਦਿਆਂ ਮੈਲ ਧੁਪਣੀ ਸ਼ੁਰੂ ਹੋ ਜਾਏ ਫਿਰ ਇਹ ਟਿਕਣ ਲੱਗ ਪੈਂਦਾ ਜਦੋਂ ਟਿਕਣ ਲੱਗ ਪਵੇ ਫਿਰ ਅਗਲਾ ਸਟੈਪ ਇਹਨੂੰ ਰਸ ਆਉਣ ਲੱਗ ਪੈਂਦਾ ਜਦੋਂ ਰਸ ਆਉਣ ਲੱਗ ਪਵੇ ਗੁਰਮਖੋ ਉਦੋਂ ਜ਼ਬਾਨ ਬੰਦ ਕਰਕੇ ਤੋਰੀ ਖੀਰ ਦੇ ਚੋਂ ਨਾਮ ਚੱਲਦਾ ਹੈ ਮੈਂ ਫਿਰ ਬੇਨਤੀ ਕਰਾਂ ਜਦੋਂ ਹਿਰਦੇ 'ਚ ਚੱਲਦਾ ਹੈ ਰੋਮ ਰੋਮ 'ਚ ਰਸ ਜਾਂਦਾ ਹੈ ਤੇ ਕਈ ਵਾਰੀ ਸੱਚ ਇਹ ਵੇ ਉਹ ਜ਼ਬਾਨ ਤੋਂ ਕੁਝ ਨਹੀਂ ਬੋਲਦਾ ਪਰ ਗੁਰਮਖੋ ਉਹਦੇ ਅੰਦਰ ਸ਼ਬਦ ਆਪਣੇ ਆਪ ਹੀ ਸੁਣਾਈ ਦੇਈ ਜਾਂਦਾ ਹੈ ਹੁਣ ਉਹ ਸ਼ਬਦ ਜਿਹੜਾ ਫਿਰ ਇਸ ਗੱਲ ਨੂੰ ਸੁਣਿਓ ਮੈਂ ਸੁਣਿਆ ਤੇ ਅੱਜ ਥੋੜੀ ਜੀ ਰੋਕ ਕੇ ਵਿਆਖਿਆ ਕਰ ਰਿਹਾ ਕਿ ਉਹ ਸ਼ਬਦ ਜਿਹੜਾ ਜਪਿਆ ਸੀ ਉਹ ਛਪੇ ਕੋਈ ਸ਼ਬਦ ਨੇ ਧੁਰ ਅੰਦਰ ਨਾਲ ਜੋੜ ਦਿੱਤਾ ਜਿਹੜਾ ਹਰ ਇੱਕ ਦੇ ਅੰਦਰ ਜਮਾਂਦਰੂ ਰੱਬ ਨੇ ਟਕੇ ਟਕਿਆ ਰੱਖਿਆ ਕਿਹੜਾ ਜੀ ਸ਼ਰੀਰ ਜੀ ਸ਼ਬਦ ਨੇ ਦਾਸ ਨੇ ਤੇ ਇੱਕ ਦਿਨ ਕਿਹਾ ਜੀ ਅਸੀਂ ਅੰਮ੍ਰਿਤ ਛਕਨੇ ਆ ਸਿੱਖੀ ਚ ਪਰ ਗੁਰੂ ਗ੍ਰੰਥ ਸਾਹਿਬ ਤੇ ਕਹਿੰਦੇ ਨੇ ਮਨਮੁਖ ਦੇ ਧੁਰ ਅੰਦਰ ਵੀ ਅੰਮ੍ਰਿਤ ਪਿਆ ਹੈ ਪਿਆ ਹੈ ਪਰ ਉਹਨੂੰ ਸਮਝ ਕੋਈ ਨਹੀਂ ਵਿਚਾਰੇ ਨੂੰ ਘਰ ਹੀ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਅੱਗੇ ਕੀ ਮਨਮੁਖਾਂ ਸਾਧ ਨਾ ਪਾਇਆ ਹੁਣ ਉੱਥੇ ਸਵਾਲ ਹੈ ਕਿ ਮਨਮੁਖ ਦੇ ਘਰ ਵਿੱਚ ਅੰਮ੍ਰਿਤ ਹੈ ਪਰ ਉਹਨੂੰ ਸਵਾਦ ਦਾ ਨਹੀਂ ਪਤਾ ਫਿਰ ਉਦਾਹਰਨ ਦਿੱਤੀ ਜਿਉਂ ਕਸਤੂਰੀ ਮਿਰਗ ਨਾ ਜਾਣੈ ਭਰਮ ਦਾ ਭਰਮ ਭੁਲਾਇਆ ਜਿਵੇਂ ਮਿਰਗ ਦੀ ਨਾਭੀ 'ਚ ਕਸਤੂਰੀ ਹੈ ਪਰ ਉਹਨੂੰ ਭੁਲੇਖਾ ਪੈ ਜਾਂਦਾ ਬਾਹਰ ਵੇਖਦਾ ਮਨਮੁਖ ਬੰਦਿਆ ਤੇਰੇ ਤੁਰ ਅੰਦਰ ਸ਼ਬਦ ਦਾ ਭੰਡਾਰਾ ਪਿਆ ਹੈ ਪਰ ਤੈਨੂੰ ਆ ਬਾਹਰ ਦੀ ਚਮਕ ਜਿਹੜੀ ਖਿੱਚੀ ਫਿਰਦੀ ਏ ਜਿਹੜੇ ਕਲੱਬਾਂ ਪੱਬਾਂ ਨਾਚਾਂ 'ਚ ਤੇ ਵਾਸ਼ਨਾਵਾਂ ਚੋਂ ਰਸ ਲੱਭਣਾ ਚਾਹਨਾ ਉਹ ਧੁਰ ਤੇਰੇ ਅੰਦਰ ਉਦੋਂ ਵੱਧ ਰਸ ਪਿਆ ਹੈ ਉਹ ਸ਼ਬਦ ਤੇਰੇ ਅੰਦਰ ਹੈ ਬੇਨਤੀ ਹੈ ਜੀ ਫਿਰ ਮੈਂ ਰਿਪੀਟ ਕਰਾਂਗਾ ਕਿਉਂਕਿ ਅੱਜ ਸ਼ਬਦ ਹੈ ਸੁਣਿਆ ਸਿੱਧ ਪੀਰ ਸੁਰਨਾਥ ਸੁਣ ਦੇ ਨਾਲ ਸਿੱਧ ਬਣ ਜਾਂਦੇ ਨੇ ਸੁਣ ਦੇ ਨਾਲ ਪੀਰ ਪਦਵੀ ਤੇ ਪਹੁੰਚਦੇ ਆ ਇਹ ਜਿਹੜਾ ਬਚਨ ਹੋਣਾ ਦੋ ਸ਼ਬਦ ਨੇ ਇੱਕ ਹੈ ਐਜੂਕੇਸ਼ਨ ਇੱਕ ਵਾਰ ਮਰਤ ਕੀਤੇ ਸਨ ਇੱਕ ਹੈ ਇੰਜੈਕਸ਼ਨ ਅੰਗਰੇਜ਼ੀ ਦੇ ਦੋਨੋਂ ਸ਼ਬਦ ਨੇ ਇੰਜੈਕਸ਼ਨ ਦਾ ਅਰਥ ਹੈ ਬਾਹਰੋਂ ਅੰਦਰ ਨੂੰ ਦੇਣਾ ਕੁਝ ਇਸ ਤਰੀ ਨਾ ਜੀ ਬਾਹਰੋਂ ਅੰਦਰ ਨੂੰ ਦੇਣਾ ਤੇ ਐਜੂਕੇਸ਼ਨ ਦਾ ਅਰਥ ਤਾਲੀਮ ਕਰਨੇ ਆ ਚਲੋ ਤੁਹਾਡੇ ਚ ਮੈਂ ਤੇ ਅੰਗਰੇਜ਼ੀ ਨਹੀਂ ਇੰਨਾ ਪੜਿਆ ਮੈਂ ਤਾਂ ਸ਼ਬਦ ਸਾਰਨ ਵਾਸਤੇ ਲੱਭ ਲੈਣਾ ਕੋਈ ਐਜੂਕੇਸ਼ਨ ਦਾ ਅਰਥ ਨੌਲੇਜ ਨਹੀਂ ਜੇ ਇਹ ਸ਼ਬਦ ਦੀ ਰੂਟ ਜਾਓ ਇਹਦਾ ਅਰਥ ਹੈ ਅੰਦਰ ਤੋਂ ਬਾਹਰ ਨੂੰ ਲੈ ਕੇ ਆਉਣਾ ਅੰਦਰ ਤੋਂ ਬਾਹਰ ਨੂੰ ਲਿਆਉਣਾ ਇਹ ਐਜੂਕੇਸ਼ਨ ਹੈ ਬਾਹਰ ਤੋਂ ਅੰਦਰ ਨੂੰ ਜਾਣਾ ਇੰਜੈਕਸ਼ਨ ਹੈ ਸੱਚ ਇਹ ਵੇ ਕਿ ਧਰਮ ਇੰਜੈਕਸ਼ਨ ਨਹੀਂ ਧਰਮ ਐਜੂਕੇਸ਼ਨ ਹੈ ਜਦੋਂ ਤੂੰ ਗੁਰੂ ਦੇ ਬਚਨ ਨੂੰ ਸੁਣ ਕੇ ਧੁਰ ਅੰਦਰ ਸ਼ਬਦ ਨੂੰ ਕਮਾਏਗਾ ਜਿਹੜੇ दैवी ਗੁਣ ਤੂੰ ਬਾਹਰ ਰੌਲਾ ਪਾਣਾ ਉਹ ਤੇਰੇ ਅੰਦਰੋਂ ਪ੍ਰਗਟ ਹੋ ਜਾਣਗੇ ਆਓ ਇਹਨੂੰ ਪੜੋ ਸੁਖਮਨੀ ਸਾਹਿਬ ਜੀ ਹਰ ਸਿਮਰਨ ਕਰ ਭਗਤ ਪ੍ਰਗਟਾਏ ਭਗਤ ਕਿੱਥੋਂ ਆਇਆ ਜੀ ਫਿਰ ਬੇਨਤੀ ਸਿਮਰਨ ਦਾ ਸੰਬੰਧ ਜਪ ਨਹੀਂ ਠੀਕ ਹੈ ਸੀ ਭਾਵੇਂ ਬਾਣੀ ਚ ਕਈ ਥਾਵਾਂ ਤੇ ਅਸੀਂ ਜਪ ਕਹਿੰਨੇ ਆ ਕੀਰਤਨ ਨੂੰ ਸਿਮਰਨ ਕਹਿੰਨੇ ਆ ਇਹ ਇੱਕ ਹਿੱਸਾ ਹੈ ਪਰ ਸਿਮਰਨ ਦਾ ਸਹੀ ਅਰਥ ਜਿਹੜਾ ਜਪਣ ਤੇ ਗਾਉਣ ਤੇ ਜ਼ਬਾਨ ਤੋਂ ਬਿਨਾ ਧੁਰ ਅੰਦਰ ਚੱਲਦਾ ਹੋਵੇ ਉਹ ਵੀ ਸੁਣੇ ਨਾਲ ਸੰਬੰਧਿਤ ਹੈ ਹੁਣ ਇਸ ਬੇਨਤੀ ਨੂੰ ਸੁਣਿਓ ਇਹ ਪੌੜੀ ਦੇ ਅਰਥ ਕਰੇਗੀ ਇਹ ਸਾਰੀਆਂ ਪੌੜੀਆਂ ਦਾ ਅਰਥ ਇਹ ਪਤਾ ਕਰੇਗਾ ਹਰ ਸਿਮਰਨ ਕਰ ਭਗਤ ਪ੍ਰਗਟਾਏ ਭਗਤ ਪ੍ਰਗਟਾਏ ਹਰ ਸਿਮਰਨ ਲਗ ਸੁਣਿਆ ਸਾਧ ਸਿਮਰਤ ਵੇਦ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਪੈ ਸਿੱਧ ਜਤੀ ਸੁਣਿਆ ਸਿੱਧ ਪੀਰ ਸੁਨਾਤ ਹਰ ਸਿਮਰਨ ਪੈ ਸਿੱਧ ਜਤੀ ਦਾਤੇ ਹਰ ਸਿਮਰਨ ਨੀਚ ਚੌਂ ਕੁੰਟ ਜਾਤੇ ਸੁਣਿਆ ਮੁਖ ਸਲਾਹਣ ਮੰਦ ਮੇਰੀ ਬੇਨਤੀ ਹੈ ਇਹ ਸਾਰੇ ਇਹ ਮੈਂ ਇਹ ਤਾਂ ਲੈ ਲਈ ਵੀ ਸੌਖਾ ਹਜ਼ੂਰ ਨੇ ਕਿਹਾ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਪੈ ਸਿੱਧ ਜਤੀ ਦਾਤੇ ਹਰ ਸਿਮਰਨ ਨੀਚ ਚੌ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲ ਆਕਾਰਾ ਸੁਣੇ ਦੀਪ ਲੋ ਪਾਤਾਲ ਹਰ ਸਿਮਰਨ ਕੀਓ ਸਗਲ ਆਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਭਾਈ ਉਹ ਸੁਣਨ ਵਾਲੇ ਦੇ ਤੁਰ ਆ ਪਰਮਾਤਮਾ ਚੱਲਦਾ ਇੱਕ ਬਚਨ ਪਦਾ ਹੋਰ ਪੜ ਲਈਏ ਮੈਂ ਆਪ ਨੂੰ ਕਿਹਾ ਜੀ ਇਹ ਸੱਚੀ ਵਿਆਖਿਆ ਸੀ ਵੀ ਕਰਨੇ ਪੈ ਰੋਜ਼ ਮੈਂ ਫਿਰ ਬੇਨਤੀ ਕਰਾਂ ਕਮਾਈ ਨਹੀਂ ਪਰ ਇੰਨੀ ਕੋ ਗੁਰੂ ਸਾਹਿਬ ਰੋਜ਼ ਝਲਕ ਇਹ ਜ਼ਰੂਰ ਦੇ ਰਿਹਾ ਸਾਨੂੰ ਕਿ ਤੇਰੇ ਤੁਰ ਅੰਦਰ ਜੁੜਨ ਤੋਂ ਬਿਨਾ ਬਾਹਰੋਂ ਧਰਮ ਨਹੀਂ ਪੈਦਾ ਹੋਣਾ ਬਾਹਰੋਂ ਠੀਕ ਹੈ ਹੱਟ ਕਰਕੇ ਕਹਿ ਦਿੱਤਾ ਮੈਂ ਇਸ ਤਰ੍ਹਾਂ ਨਹੀਂ ਕਰਦਾ ਇਸ ਤਰ੍ਹਾਂ ਕਰਨਾ ਹੁਣ ਇੱਕ ਬਚਨ ਹੋਰ ਸੁਣਿਓ ਫਿਰ ਅਰਥ ਸੌਖੇ ਹੋ ਜਾਣਗੇ ਸੁਣੇ ਕੀ ਹੈ ਗੱਲ ਆਪਾਂ ਸੁਣਦੀ ਕਰ ਰਹੇ ਇੱਕ ਪਤਾ ਹੈ ਖੇਮ ਸ਼ਾਂਤ ਰਿੱਧ ਨਵ ਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਦ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸ਼ੀ एक ਦ੍ਰਿਸ਼ਟੇਤਾ ਆ ਸਭ ਬ੍ਰਹਮ ਗਿਆਨ ਜੇ ਖੇਮ ਜਿਹਨੂੰ ਖੇਮ ਸ਼ਾਂਤ ਕਹੇ ਇਹ ਨਾਨਕ ਭਗਤਾਂ ਸਦਾ ਵਿਗਾਸ ਖੇਮ ਸ਼ਾਂਤ ਰਿੱਧ ਰਿੱਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋਗ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਦ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸ਼ੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਮੈਂ ਆਪ ਨੂੰ ਕਿਹਾ ਜਪਾਂਗੇ ਤੇ ਸੁਣਾਗੇ ਬਾਹਰ ਮੁਖੀ ਸੁਣਾਗੇ ਤੇ ਜਪਨ ਦੀ ਜਾਚ ਆਏਗੀ ਫਿਰ ਫਿਰ ਤੀ ਸੁਣਿਓ ਜਪਾਂਗੇ ਤੇ ਸੁਣਾਗੇ ਸੁਣਾਗੇ ਤੇ ਜਪਾਂਗੇ ਆਪ ਕਹੋਗੇ ਜੀ ਇਹ ਕੀ ਗੱਲ ਹੋ ਗਈ ਪਹਿਲਾਂ ਬਾਣੀ ਬਾਹਰ ਮੁਖੀ ਅੱਖਰਾਂ ਰੂਪ ਸੁਣਾਗੇ ਫਿਰ ਜ਼ਬਾਨ ਜਪੇਗੀ ਜਦੋਂ ਜ਼ਬਾਨ ਜਪੇਗੀ ਚੇਤੇ ਰੱਖਿਓ ਅੱਖਰ ਰੂਪ ਬੰਦ ਹੋ ਜਾਏਗਾ ਧੁਰ ਅੰਦਰ ਤੋਂ ਸੁਣੇਗੀ ਹੁਣ ਇਸ ਤੁਕ ਨੂੰ ਇਹ ਫਲ ਤਿਸ ਜਨ ਕੈ ਮੁਖ ਭਨੇ ਭਨੇ ਦਰ ਤੇ ਬੋਲੇ ਹੁਣ ਜੇ ਮੁਖ ਭਨੇ ਹੈ ਤੇ ਫਿਰ ਕੰਨ ਸੁਣੇ ਚਾਹੀਦਾ ਨਾ ਇੱਥੇ ਮਾਰੇ ਨੇ ਕੰਨ ਨਹੀਂ ਲਿਆ ਆਖ ਹੈ ਸੁਣਿਆ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰ ਨਾਨਕ ਨਾਮ ਬਚਨ ਮਨ ਸੁਣੈ ਜਿਹੜਾ ਤੁਰ ਅੰਦਰ ਤੋਂ ਸੁਣਦਾ ਗੁਰਮਖੋ ਬਾਕੀ ਤਾਂ ਇੰਨੇ ਸਾਲਾਂ ਦੇ ਸੁਣ ਰਿਹਾ ਮੈਂ ਵੀ ਸੁਣ ਰਿਹਾ ਪਰ ਇਹ ਕਹਿਣਾ ਅਗਲੀ ਗੱਲ ਜਦੋਂ ਉਹ ਸੁਣਨਾ ਹੁੰਦਾ ਹੈ ਇਹ ਕੰਨ ਬੰਦ ਹੋਣੇ ਨੇ ਭਾਈ ਗੁਰਦਾਸ ਸਾਹਿਬ ਦੀ ਇੱਕ ਤੋਕਾ ਜਿ ਮੈਂ ਪੜੀ ਕਿ ਸੁਰਤ ਸੰਕੋਚਤੀ ਬੱਜਰ ਕਪਾਟ ਖੋਲ ਨਾਦ ਬਾਦ ਪਰ ਅਨਤ ਲਿਵ ਲਾਵੇ ਜਦੋਂ ਤੇਰੀ ਦੀ ਕੋਈ ਸੁਰਤ ਨੂੰ ਤੂੰ ਪੂਰਨ ਤੌਰ ਤੇ ਟਿਕਾ ਦੇਂਗਾ ਜਿਹੜੇ ਬੱਜਰ ਦਰਵਾਜ਼ੇ ਸੱਚਮੁੱਚ ਕਈ ਜਨਮਾਂ ਦੇ ਬੰਦ ਨੇ ਇੱਕੋ ਦਮ ਉਹ ਬੱਜਰ ਦਰਵਾਜ਼ੇ ਪਾਟ ਜਾਣਗੇ ਜੇ ਸ਼ਬਦ ਨੂੰ ਤੂੰ ਭਾਲਣ ਤੁਰਨਾ ਪਿਆ ਉਹ ਸ਼ਬਦ ਤੇਰੇ ਅੰਦਰੋਂ ਸੁਣਾਈ ਦੇ ਦੇਗਾ ਮੈਂ ਆਪ ਨੂੰ ਬੇਨਤੀ ਕਰਾਂ ਇਹ ਸੁਣ ਨੂੰ ਜੋਗ ਮਤ ਨਾਲ ਨਾ ਜੋੜਿਓ ਇਹ ਸੁਣਨੇ ਨੂੰ ਕਿਸੇ ਹੋਰ ਬੰਦੇ ਨਾਲ ਨਾ ਜੋੜਿਓ ਇਹ ਪਰਮਾਰਥ ਇੱਕ ਸਮੱਸਿਆ ਬੜੀ ਹੈ ਕਿ ਅਸਲੀ ਸ਼ਬਦਾਂ ਦੇ ਥੱਲੇ ਝੂਠੀਆਂ ਦੁਕਾਨਾਂ ਬੜੀਆਂ ਚੱਲਦੀਆਂ ਨੇ ਬੰਦਾ ਥੱਕਿਆ ਹੋਵੇ ਕੰਨ 'ਚ ਘੂੰ ਘੂੰ ਜੀ ਹੋਈ ਜਾਂਦੀ ਹੈ ਨਾ ਕਈ ਤੁਸੀਂ ਇਸ ਤਰ੍ਹਾਂ ਕੰਨ ਕਰੋ ਥੱਕੇ ਉੱਚੇ ਬੋਲੀਏ ਹੱਸੀਏ ਗੁੱਸੇ ਚ ਹੋਈਏ ਕੰਨ ਅੰਜ ਕਰੋ ਤੇ ਅੰਜ ਲੱਗਦਾ ਅੰਦਰੋਂ ਬੀਂਡਾ ਚੱਲਦਾ ਅਗਲਾ ਕਹਿੰਦਾ ਇਹੀ ਇਹੀ ਅਨਦ ਸ਼ਬਦ ਮੈਨੂੰ ਯਾਦ ਹੈ ਮਸਕੀਨ ਸਾਹਿਬ ਨੇ ਇੱਕ ਵਾਰੀ ਕੋਟ ਕੀਤਾ ਸੀ ਉਹ ਕਈ ਸੱਜਣ ਆਪਣੇ ਨਾਲ ਜੋੜੀ ਜਾਂਦੇ ਆ ਇਹ ਬੇਈਮਾਨੀ ਹੁੰਦੀ ਹੈ ਜਿਸ ਬੰਦੇ ਦੀ ਕਮਾਈ ਹੋਵੇ ਉਹਦਾ ਜ਼ਿਕਰ ਜ਼ਰੂਰ ਕਰੀਏ ਉਹਨਾਂ ਕਿਹਾ ਸੀ ਮੈਂ ਇੱਕ ਜਗ੍ਹਾ ਤੇ ਗਿਆ ਤੇ ਮੈਨੂੰ ਪੁੱਛਦਾ ਮਸਕੀਨ ਸਾਹਿਬ 10ਵਾਂ ਦਰਵਾਜ਼ਾ ਕਿੱਥੇ ਹੁੰਦਾ ਹੈ ਪਿੰਡੂ ਜਿਹਾ ਬੰਦਾ ਸਿੱਧਾ ਸਾਦਾ ਕਿ ਦਸਵਾਂ ਦਰਵਾਜ਼ਾ ਕਿੱਥੇ ਹੁੰਦਾ ਉਹ ਕਹਿੰਦੇ ਮੈਂ ਹੱਸ ਪਿਆ ਜੀ ਦੱਸੋ ਕਿਉਂ ਕਹਿੰਦਾ ਮੈਂ ਰੋਜ਼ ਸੁਣਨਾ ਤਾਂ ਕੋਈ ਤੇ ਮੈਂ ਸੋਚਣਾ ਕਿਤੇ ਅੱਗੇ ਨਾ ਲੰਘ ਜਾ ਕਿਤੇ ਦਰਵਾਜ਼ਾ ਅੱਗੇ ਨਾ ਨਿਕਲ ਜਾ ਮੈਂ ਹੁਣ ਉਹਨੂੰ ਕਿਸੇ ਦੱਸਤਾ ਤੂੰ ਕੰਨਾਂ ਦੀ ਘੂੰਕੂ ਸੁਣੀ ਜਾ ਉਂਝ ਮੈਂ ਬੇਨਤੀ ਕਰਾਂ ਮੈਨੂੰ ਨਹੀਂ ਸੁਣਾਈ ਦਿੰਦਾ ਪਰ ਸੱਚ ਇਹ ਜੇ ਸ਼ਬਦ ਸੁਣ ਤੇ ਜਿਨ੍ਹਾਂ ਤੇ ਕਿਰਪਾ ਹੁੰਦੀ ਏ ਉਹਨਾਂ ਦੇ ਤੌਰ ਅੰਦਰ ਸ਼ਬਦ ਸੁਣਾਈ ਦਿੰਦਾ ਸੁਣਦਾ ਉਹਨੂੰ ਗੁਰੂ ਜੀ ਨੇ ਕੱਲ ਜਿਹੜਾ ਸੀ ਪੜਿਆ ਸੀ ਮੂੰਦ ਲੀਏ ਦਰਵਾਜੇ ਬਾਜ ਗਲੇ ਅਨੰਦ ਬਾਜੇ ਜਿਹਨੂੰ ਆਪ ਰੋਜ਼ ਪੜਦੇ ਹੋ ਹਰ ਜਿਉ ਗੁਫਾ ਅੰਦਰ ਰੱਖੈ ਵਾਜਾ ਪਵਣ ਵਜਾਇਆ ਸੁਣੋ ਇਸ ਗੱਲ ਨੂੰ ਸੁਣਿਆ ਕੀ ਹੈ ਵਾਜਾ ਪਣ ਵਜਾਇਆ ਵਜਾਇਆ ਵਾਜਾ ਪਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਜਿਹੜੇ ਕਹਿੰਦੇ ਦਸਮ ਦੁਆਰਾ ਹੀ ਨਹੀਂ ਆ ਗੁਰੂ ਅਮਰਦਾਸ ਝੂਠ ਬੋਲ ਰਿਹਾ ਜਿਹੜੀ ਚੀਜ਼ ਹੀ ਗੁਪਤ ਗੁਪਤ ਲੱਭੇ ਨਾ ਤੇ ਬੰਦਾ ਇਹ ਕਹੇਗਾ ਝੂਠ ਬੋਲਦੇ ਤੇ ਕੁਝ ਨਹੀਂ ਜੇ ਗੁਰੂ ਜੀ ਕਹਿੰਦੇ ਤੈਨੂੰ ਨਹੀਂ ਲੱਭਿਆ ਦਾ ਮਤਲਬ ਹੈ ਹੀ ਨਹੀਂ ਨੌ ਦੁਆਰੇ ਅਤ ਪ੍ਰਗਟ ਨੇ ਅੱਖਾਂ ਕੰਨ ਨੱਕ ਜੀਵ ਇੰਦਰੀ ਜਨ ਇੰਦਰੀ ਮਲ ਦਵਾਰ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਦਰਵਾਜ਼ਾ ਹੈ ਪਰ ਉਹ ਸਾਧਨਾ ਨਹੀਂ ਕਹਿ ਰਹੇ ਮੈਨੂੰ ਪਤਾ ਹੈ ਜੋਗ ਸਾਧਨਾ ਦਾ ਆਪਣਾ ਤਰੀਕਾ ਹੈ ਕੁੰਡਲੀ ਜਾਗਰ ਦਾ ਆਪਣਾ ਤਰੀਕਾ ਹੈ ਪਰ ਮੈਂ ਆਪ ਨੂੰ ਬੇਨਤੀ ਕਰਾਂ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਕਰਨ ਵਾਲਿਓ ਇਹ ਜਿਹੜਾ ਸ਼ਬਦ ਅਸੀਂ ਪੜ੍ਹਨੇ ਆ ਮਤ ਸਮਝੋ ਅੱਖਰ ਨੇ ਇਹ ਸ਼ਬਦ ਗੁਰੂ ਨਾਨਕ ਦੀ ਜੋਤ ਦਾ ਕਮਾਇਆ ਹੋਇਆ ਬਚਨ ਕਹੇ ਜਦੋਂ ਕਮਾਇਆ ਕੋਈ ਕੋਈ ਕਰਦਾ ਉਹਦੀ ਕਮਾਈ ਵਿੱਚ ਗੁਰੂ ਦੀ ਕਮਾਈ ਕੰਮ ਕਰਦੀ ਹੈ ਹੁਣ ਇੱਥੇ ਗੁਰੂ ਜੀ ਨੇ ਸ਼ਬਦ ਵਰਤੇ ਨੌ ਦੁਆਰੇ ਪ੍ਰਗਟ ਕੀ ਦਸਵਾਂ ਗੁਪਤ ਰਖਾਇਆ ਗੁਰੂ ਦੁਆਰੇ ਲਾਏ ਭਾਵਨੀ ਉਥੇ ਨਹੀਂ ਕਿਹਾ ਸਾਰਿਆਂ ਨੂੰ ਫਿਰ ਇਸ ਸ਼ਬਦ ਨੂੰ ਰਿਪੀਟ ਕਰਾਂਗਾ ਹਰ ਜੀਓ ਗੁਫਾ ਅੰਦਰ ਰੱਖ ਕੇ ਸਰੀਰ ਗੁਫਾ ਚ ਖਰੀਰ ਨੇ ਜੀਓ ਰੱਖਿਆ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਅਸਵਾਸਾਂ ਦਾ ਵਾਜਾ ਵਜਾ ਦਿੱਤਾ ਉਹਨੇ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਇੱਥੇ ਇਹ ਨਹੀਂ ਕਿਹਾ ਵੀ ਇੱਕ ਨਾਂ ਦੇ ਅੰਦਰ ਗੁਪਤ ਰਖਾਇਆ ਲਫ਼ਜ਼ ਇੱਕ ਇੱਕ ਵੇਖਣ ਵਾਲਾ ਹੈ ਇੱਥੇ ਕਿਹਾ ਵੀ ਸਭ ਦੀ ਬਾਡੀ 'ਚ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰੂ ਦੁਆਰੇ ਲਾਏ ਭਾਵਨੀ ਇਕਨਾ ਸਾਰਿਆਂ ਨੂੰ ਨਹੀਂ ਕਈਆਂ ਨੂੰ ਸਭ ਨੂੰ ਨਹੀਂ ਇਕਨਾ ਦਸਵਾਂ ਦੁਆਰ ਦਿਖਾਇਆ ਤੈ ਅਨੇਕ ਰੂਪ ਨਾਉ ਨਾਮਨਿਦ ਆ ਜੇ ਸੁਣਿਆ ਦੀ ਕਹਾਣੀ ਤੈ ਅਨੇਕ ਰੂਪ ਨਾਉ ਨਾਮਨਿਦ ਤਿਸ ਦਾ ਅੰਤ ਨਾ ਜਾਈ ਪਾਇਆ ਉਸ ਅਵਸਥਾ ਦਾ ਅੰਤ ਨਹੀਂ ਮੇਰੇ ਸਿਰਫ ਕਹਿਣ ਤੋਂ ਮੁਰਾਦ ਨਹੀਂ ਕੁਛ ਜੀ ਸ਼ਬਦ ਬਾਰਮੁਖੀ ਸੁਣੀਏ ਉਹਨੂੰ ਅੰਦਰ ਸੁਣਦਾ ਯਤਨ ਕਰੀਏ ਜਿਉਂ-ਜਿਉਂ ਅਭਿਆਸ ਕਰਦੇ ਜਿਹੜੇ ਬੈਠੇ ਆਪ 'ਚ ਬਹੁਤ ਐਸੇ ਸੱਜਣ ਹੋਣਗੇ ਕਿਉਂਕਿ ਸੰਗਤ ਦਾ ਔਰਾ ਹੀ ਦੱਸ ਦਿੰਦਾ ਜਿੱਥੇ ਤੁਸੀਂ ਬੋਲਣ ਜਾਓਗੇ ਉਹ ਉਥੋਂ ਦਾ ਔਰਾ ਦੱਸ ਦਿੰਦਾ ਵੀ ਟਿਕਾ ਕੀ ਹੈ ਦੇਖੋ ਰੋਜ਼ ਆਪ ਸ਼ਬਦ ਦਾ ਅਭਿਆਸ ਕਰਦੇ ਹੋ ਕਈ ਵਾਰੀ ਸੁੱਤਿਆਂ ਤੁਸੀਂ ਦੇਖੋਗੇ ਐ ਗਹਿਰੀ ਨੀਂਦ ਸੁੱਤਿਆਂ ਜਦੋਂ ਥੋੜੀ ਜੀ ਅੱਖ ਚੱਲਦੀ ਤੇ ਗੁਰਬਾਣੀ ਦੀਆਂ ਤੁਕਾਂ ਅੰਦਰ ਚੱਲਦੀਆਂ ਹੁੰਦੀਆਂ ਚੱਲਦੀਆਂ ਨੇ ਨਾ ਉਹ ਕਿਉਂ ਚੱਲ ਰਹੀਆਂ ਨੇ ਬੋਲਦੇ ਤੇ ਅਸੀਂ ਹੈ ਨਹੀਂ ਤੇ ਅਸੀਂ ਕਹਿੰਦੇ ਮੈਨੂੰ ਬਾਣੀ ਦੀ ਤੁਕ ਸੁਣਾਈ ਦਿੰਦੀ ਅਗਲਾ ਕਹੇਗਾ ਕਿਵੇਂ ਮੈਂ ਫਿਰ ਬੇਨਤੀ ਕਰਾਂਗਾ ਇਹ ਜਿਹੜਾ ਸੁਣਿਆ ਹੈ ਇਹਦੇ ਸਿਰਫ ਬਾਹਰਮੁਖੀ ਅਰਥ ਨਹੀਂ ਅੱਗੇ ਹੁਣ ਤੁਸੀਂ ਦੇਖਨੇ ਆ ਗੁਰੂ ਨਾਨਕ ਸਾਹਿਬ ਬਖਸ਼ਿਸ਼ ਕੀ ਕਰ ਰਿਹਾ ਇਹਦੇ ਅਰਥ ਨੇ ਕਿ ਮਹਾਰਾਜ ਪਹਿਲਾ ਬਚਨ ਕਹਿੰਦੇ ਆ ਸੁਣਿਆ ਸੁਣਿਆ ਅੰਤਰ ਆਤਮੇ ਸ਼ਬਦ ਸੁਣ ਨਾਲ ਤੇ ਸੁਣਿਆ ਭਾਵੇਂ ਮੈਂ ਅਰਜ਼ ਕੀਤੀ ਅਰਥ ਕੀਤੇ ਨੇ ਨਾਮ ਚ ਸੁਰਤ ਜੋੜਿਆ ਤੇ ਸੁਰਤ ਜੋੜੀ ਅੰਦਰ ਸੁਣਿਆ ਜਾਂਦਾ ਸੁਣਿਆ ਨਾਮ ਦੇ ਸੁਣ ਨਾਲ ਧੁਰ ਅੰਦਰ ਜਿਹੜਾ ਸ਼ਬਦ ਹੈ ਸਿੱਧ ਪੀਰ ਸੁਰ ਨਾਥ ਇਕੱਠਾ ਪਾਠ ਨਹੀਂ ਕਰਨਾ ਸੁਰਨਾਥ ਨਾਥ ਵੱਖਰੀ ਤੇ ਸੁਰ ਵੱਖਰਾ ਹੈ ਮਹਾਰਾਜ ਕਹਿੰਦੇ ਨੇ ਅੰਦਰੋਂ ਨਾਮ ਸੁਣ ਨਾਲ ਅੰਦਰੋਂ ਧੁਰ ਨਾਮ ਸੁਣ ਨਾਲ ਕੀ ਜੀ ਜਿਹੜੀਆਂ ਅਵਸਥਾਵਾਂ ਵੱਡੀ ਵੱਡੀ ਸਾਧਨਾ ਕਰਕੇ ਸਿੱਧ ਪੁਰਸ਼ਾਂ ਨੂੰ ਪ੍ਰਾਪਤ ਹੁੰਦੀਆਂ ਨੇ ਸੱਚ ਇਹ ਵੇ ਕਿ ਅੰਦਰੋਂ ਨਾਮ ਸੁਣਨ ਵਾਲਾ ਗੁਰਮੁਖ ਉਸ ਅਵਸਥਾ ਤੇ ਸੁਤੇ ਸੁਧ ਪਹੁੰਚ ਜਾਂਦਾ ਜਿਹੜਾ ਸ਼ਬਦ ਸੁਣਨਾ ਸ਼ੁਰੂ ਕਰ ਦੇਵੇ ਤਾਕਤਾਂ ਸ਼ਕਤੀਆਂ ਉਹਦੇ ਹੱਥ 'ਚ ਪੀਰ ਇਸਲਾਮ ਦੇ ਵਿੱਚ ਪੀਰ ਸ਼ਬਦ ਰੋਹਾਨੀਅਤ ਵਾਸਤੇ ਬਹੁਤ ਉੱਚਾ ਦਰਜਾ ਰੱਖਦਾ ਹੈ ਗੁਰੂ ਘਰ ਵਿੱਚ ਇਹ ਸ਼ਬਦ ਦੀ ਵਰਤੋਂ ਕੀਤੀ ਦੀ ਹੇਟ ਨਹੀਂ ਕਰਨੀ ਹਾਂ ਉਹ ਪੀਰ ਨੂੰ ਜ਼ਰੂਰ ਕਿਹਾ ਵੀ ਜਿਹੜਾ ਪੱਥਰ ਬਰਾਕ ਕੇ ਪੂਜੀ ਜਾਣਾ ਉੰਜ ਤਾਂ ਭਾਈ ਗੁਰਦਾਸ ਸਾਹਿਬ ਜੀ ਨੇ ਗੁਰੂ ਨਾਨਕ ਨੂੰ ਵੀ ਪੀਰ ਕਿਹਾ ਹੁਕਮ ਹੈ ਅੰਦਰ ਸਭ ਕੋ ਕੁਦਰਤ ਕਿਸ ਦੀ ਕਰੇ ਜਵਾਬਾ ਜ਼ਾਹਰ ਪੀਰ ਜੁਗਤ ਗੁਰ ਬਾਬਾ ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰ ਭਾਰੀ ਛੱਠਮ ਪੀਰ ਕਿਹਾ ਉੱਥੇ ਮੈਂ ਫਿਰ ਬੇਨਤੀ ਕਰਾ ਪੀਰ ਇਹਦਾ ਅਰਥ ਹੋ ਗਿਆ ਇਸਲਾਮ ਦਾ ਉਹ ਸ਼ਬਦ ਜਿਹੜਾ ਬਹੁਤ ਉੱਚਾ ਪਹੁੰਚਿਆ ਹੈ ਸੁਰ ਸੁਰ ਦਾ ਲਫ਼ਜ਼ੀ ਅਰਥ ਦੇਵਤਾ ਨਾਥ ਦਾ ਸਬੰਧ ਨਾਥ ਮਤ ਨਾਲ ਕਹੇ ਸਿੱਧ ਤੇ ਨਾਥ ਨੇੜੇ ਨੇੜੇ ਸ਼ਬਦ ਟੁਕਦੇ ਆ ਗੁਰੂ ਜੀ ਕਹਿੰਦੇ ਆ ਤੇਰੇ ਸਾਹਮਣੇ ਪੀਰ ਨੇ ਸਿੱਧ ਨੇ ਦੇਵਤੇ ਨੇ ਨਾਥ ਨੇ ਸੱਚ ਏਵੇਂ ਜਿਹੜਾ ਤੁਰ ਅੰਤਰ ਆਤਮੇ ਤੋਂ ਨਾਮ ਨੂੰ ਸ਼ਬਦ ਨੂੰ ਸੁਣ ਲੱਗ ਪਵੇ ਉਹਨੂੰ ਸੁਣ ਦੇ ਨਾਲ ਸੋਤੇ ਸਿੱਧ ਇਹ ਅਵਸਥਾਵਾਂ ਪ੍ਰਾਪਤ ਹੋ ਜਾਂਦੀਆਂ ਕੋਈ ਸੱਜਣੇ ਕਹਿੰਦੇ ਆ ਕਿ ਨਾਥ ਸਿੱਧ ਪੀਰ ਤੇ ਦੇਵਤੇ ਇਹ ਸ਼ਬਦ ਸੁਣ ਸੁਣ ਕੇ ਪਹੁੰਚੇ ਹੁਣ ਅਸਾਂ ਪੜਿਆ ਸੀ ਹਰ ਸਿਮਰਨ ਪੈ ਸਿੱਧ ਜਤੀ ਦਾਤੇ ਹਜ਼ੂਰ ਕਹਿੰਦੇ ਨੇ ਸੁਣਿਆ ਸਿੱਧ ਪੀਰ ਸੁਰਨਾਥ ਹੁਣ ਅਗਲਾ ਬਚਨ ਸੁਣਿਆ ਧਰਤ ਧਵਲ ਆਕਾਸ਼ ਆਕਾਸ਼ ਨਹੀਂ ਆਕਾਸ਼ ਹੁਣ ਇੱਥੇ ਇੱਕ ਸਵਾਲ ਆ ਗਿਆ ਇਹ ਤਾਂ ਵਿਗਿਆਨ ਦਾ ਸਵਾਲ ਹੈ ਜੀ ਧਰਤੀ ਧਵਲ ਧਵਲ ਦਾ ਅਰਥ ਧੌਲ ਬਲਦ ਤੇ ਆਕਾਸ਼ ਆ ਸਪੇਸ ਗੁਰੂ ਜੀ ਕਹਿੰਦੇ ਆ ਕਿ ਲੋਕਾਂ ਦੀਆਂ ਬਣੀਆਂ ਹੋਈਆਂ ਮਨੌਤਾਂ ਬਹੁਤ ਨੇ ਸੱਚ ਇਹ ਵੇ ਕਿ ਸ਼ਬਦ ਸੁਣ ਹਾਰੇ ਨੂੰ ਤੁਰ ਅੰਦਰ ਰੱਬ ਦੀ ਬਣਾਈ ਕੋਈ ਸ੍ਰਿਸ਼ਟੀ ਦੇ ਭੇਦਾਂ ਦਾ ਪਤਾ ਲੱਗਦਾ ਲੋਕ ਕਹਿੰਦੇ ਨੇ ਮੁੱਦਤਾਂ ਤੋਂ ਵੀ ਇਸ ਧਰਤੀ ਨੂੰ ਧਵਲ ਢੱਗੇ ਨੇ ਚੁੱਕਿਆ ਤੇ ਗੁਰੂ ਜੀ ਕਹਿੰਦੇ ਨੇ ਜਦੋਂ ਸ਼ਬਦ ਨੂੰ ਕੋਈ ਸੁਣੇ ਉਹਨੂੰ ਸਮਝ ਪੈਂਦੀ ਹੈ ਧਰਤੀ ਕਿਦੇ ਆਸਰੇ ਖਲੋਤੀ ਹੁਣ ਗੁਰੂ ਜੀ ਤੁਸੀਂ ਦੱਸੋ ਇਹਦੀ ਵਿਆਖਿਆ ਫਿਰ ਪੰਜ ਪ੍ਰਵਾਨ ਚ ਜੇ ਕੋ ਬੁੱਝੈ ਹੋਵੇ ਸਚਿਆਰ ਧਬਲੇ ਉਪਰ ਕੀਤਾ ਭਾਰ ਧਰਤੀ ਖੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲੇ ਕਵਨ ਜੋਰ ਉੱਥੇ ਫਿਰ ਗੁਰੂ ਜੀ ਇੱਕ ਤੋਕ ਚ ਕਹਿੰਦੇ ਆ ਕਿ ਤੌਲ ਧਰਮ ਦਇਆ ਕਾ ਪੂਤੇ ਅਰਥੋਦਨ ਕਰਾਂਗੇ ਕਿ ਅਸਲ ਚ ਧਰਤੀ ਕਿਸੇ ਬਲਦ ਦੇ ਸਿੰਘਾਂ ਤੇ ਨਹੀਂ ਧਰਤੀ ਨੂੰ ਕੇਵਲ ਰੱਬ ਦੇ ਬਣਾਏ ਹੋਏ ਨਿਯਮ ਨੇ ਹੁਕਮ ਨੇ ਟਿਕਾਇਆ ਇਸ ਧੌਲ ਢੱਗੇ ਨੂੰ ਉਹ ਹੀ ਇਗਨੋਰ ਕਰ ਸਕਦਾ ਜਿਹਨੂੰ ਅੰਦਰ ਕਰਕੇ ਸਮਝ ਪੈ ਜਾਏ ਧਰਤੀ ਕਿਦੇ ਆਸਰੇ ਖਲੋਤੀ ਹੈ ਮਾਰ ਕੇ ਸੁਰਤ ਨਾਲ ਪਤਾ ਲੱਗਦਾ ਹੈ ਕਿ ਸੁਣਿਆ ਧਰਤ ਧਵਲ ਆਕਾਸ਼ ਵੇਖੋ ਜੀ ਇਹਦਾ ਅਰਥ ਮੈਂ ਇਉਂ ਵੀ ਕਰਾਂਗਾ ਆ ਧਵਲ ਦਰਤ ਜਿਹੜਾ ਧਰਤੀ ਦੇ ਥੱਲੇ ਧਰਤ ਦਾ ਅਰਥ ਉੱਤੇ ਤੇ ਆਕਾਸ਼ ਦਾ ਅਰਥ ਉੱਪਰ ਉਸ ਤੋਂ ਉੱਤੇ ਇਹਨੂੰ ਤਿੰਨ ਲੋਕ ਕਹਿ ਲਈਏ ਸੁਰਗ ਮੱਚ ਪਿਆਲੇ ਧਰਤੀ ਧਰਤੀ ਦੇ ਥੱਲੇ ਦਾ ਪਤਾਲ ਤੇ ਉੱਪਰ ਵਾਲਾ ਆਕਾਸ਼ ਸੁਣਨ ਨਾਲ ਸਮਝ ਪੈਂਦੀ ਏ ਕਿ ਇਹਨਾਂ ਤਿੰਨਾਂ ਲੋਕਾਂ ਦੇ ਵਿੱਚ ਸ਼ਬਦ ਰਵਿਆ ਹੋਇਆ ਹੈ ਸੁਣਿਆ ਧਰਤ ਧਵਲ ਆਕਾਸ਼ ਸੁਣ ਨਾਲ ਇਹ ਸਮਝ ਪਈ ਕਿ ਇਹ ਧਰਤੀ ਕਿਸ ਧਵਲ ਨੇ ਚੁੱਕੀ ਹੈ ਇਹ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਦਰਥ ਆਪਾਂ ਕਰੀ ਜਾਂਦੇ ਨਾਮ ਨੂੰ ਸੁਣ ਨਾਲ ਤੁਰ ਅੰਦਰ ਸੁਰਤ ਜੋੜਨ ਨਾਲ ਦੀਪ ਦਾ ਅਰਥ ਹੁੰਦਾ ਹੈ ਉਹ ਧਰਤੀ ਦਾ ਟੁਕੜਾ ਜਿਹਦੇ ਚਾਰ ਚੁਫੇਰੇ ਪਾਣੀ ਇਹਨਾਂ ਟਾਪੂਆਂ ਦਾ ਦੀਪਾਂ ਦਾ ਪਤਾ ਲੱਗਦਾ ਹੈ ਲੋ ਇਹ ਲੋਕਾਂ ਦਾ ਪਤਾ ਲੱਗਦਾ ਹੈ ਤੇ ਮਹਾਰਾਜ ਕਹਿੰਦੇ ਆ ਪਾਤਾਲ ਪਤਾਲ ਦਾ ਵੀ ਪਤਾ ਲੱਗਦਾ ਮੇਰੀ ਬੇਨਤੀ ਸੁਣਿਓ ਇਹ ਸੱਟ ਨਾ ਪਾਇਓ ਜਦੋਂ ਆਪਾਂ ਇਸੇ ਬਚਨ ਨੂੰ ਸੁਣਿਆ ਦੀਪ ਲੋ ਪਾਤਾਲ ਦੀ ਗੱਲ ਕਰਾਂਗੇ ਤੇ ਅੱਗੇ ਚੱਲ ਕੇ ਆਉਣਾ ਹੈ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਇਹ ਕੀ ਹੈ ਜੀ ਇਹ ਕਿਵੇਂ ਪਤਾ ਲੱਗ ਗਿਆ ਇਸ ਤੋਂ ਅੱਗੇ ਜਿਹਨੂੰ ਬਾਬਾ ਜੀ ਕਹਿਣਗੇ ਕਥਨ ਨਹੀਂ ਕਰ ਸਕਦਾ ਕਰਮਖੰਡ ਤੋਂ ਅੱਗੇ ਜਦੋਂ ਕਰਮਖੰਡ ਚ ਪਹੁੰਚਨੇ ਆ ਤਿੱਥੈ ਭਗਤ ਵਸੈ ਕੇ ਲੋ ਕਰੈ ਆਨੰਦ ਸੱਚਾ ਮਨ ਸੋਏ ਜਾਂ ਸੀ ਕਹਿੰਦੇ ਤਿੱਥਾ ਖੰਡ ਮੰਡਲ ਵਰ ਪੰਡ ਇਹ ਖੰਡ ਮੰਡਲ ਵਰ ਪੰਡ ਦੂਰਬੀਨ ਤਾਂ ਕੋਈ ਨਹੀਂ ਲਾਈ ਉਹ ਕਿਹੜੀ ਚੀਜ਼ ਹੈ ਜਿਹੜੀ ਧਰਤੀ ਤੇ ਬੈਠਾ ਬਾਬਾ ਕਹਿੰਦਾ ਸਤ ਪਤਾਲ ਨਹੀਂ ਜੇ ਓਏ ਤੁਹਾਨੂੰ ਸਮਝ ਕੋਈ ਨਹੀਂ ਪਈ ਪਾਤਾਲਾ ਪਾਤਾਲ ਲੱਖ ਕੋਈ ਉੱਤੇ ਸੈਟਲ ਥੋੜਾ ਕਰ ਲਿਆ ਸੀ ਮੈਂ ਤਾਂ ਪਿਛਲੇ ਦਿਨ ਸੋਚਦਾ ਸਾਂ ਵੀ ਇੰਡੀਆ ਨੇ ਇੱਕ ਭੇਜਿਆ ਉਹ ਹਾਂ ਉਹ ਕਨੈਕਟ ਕੱਟਿਆ ਗਿਆ ਤੇ ਮੈਂ ਕਿਹਾ ਵੀ ਸਰਾਧਾਂ ਦੇ ਦਿਨ ਚੱਲਦੇ ਨੇ ਬਾਮਣ ਫਾਲ ਲਿਓ ਜਿਹੜੇ ਪਿੱਤਰ ਲੋਕ ਦੇ ਵਿੱਚ ਪਚਾਉਂਦੇ ਪੈਣੇ ਨਾ ਸਮਾਨ ਉਹਨੂੰ ਕੋ ਚੰਦਰਮਾ ਤੁਰਾ ਕੇ ਠੀਕ ਕਰੋ ਕਿੰਨੀਆਂ ਹਾਸੋਹੀਣੀਆਂ ਗੱਲਾਂ ਨੇ ਹਨਾ ਹੁਣ ਗੁਰੂ ਜੀ ਕਹਿੰਦੇ ਨੇ ਜਿਹੜੇ ਨਾਮ ਨੂੰ ਤੁਰ ਅੰਦਰ ਤੋਂ ਸੁਣਿਆ ਉਹਨੂੰ ਇਹ ਸਮਝ ਪੈ ਜਾਂਦੀ ਹੈ ਕਿ ਦੀਪ ਲੋਕ ਮੈਂ ਇੱਕ ਹੋਰ ਉਦਾਹਰਨ ਦਿਆਂ ਸੁਣਨ ਵਾਲਾ ਇੱਥੇ ਬੈਠਾ ਦੋਨਾਂ ਦੀ ਜੁੜੀ ਹੋਵੇ ਸੁਰਤ ਬਿਨਾ ਕਿਸੇ ਜੰਤਰ ਰਾਹੀਂ ਮੈਂ ਫਿਰ ਬੇਨਤੀ ਕਰਾਂ ਜੋ ਮੈਂ ਕਹਿਣ ਲੱਗਾ ਮੇਰੀ ਕੋਈ ਅਵਸਥਾ ਨਹੀਂ ਜੋ ਪੜਿਆ ਬਿਨਾ ਕਿਸੇ ਜੰਤਰ ਰਾਹੀਂ ਮੀਲਾਂ ਦੂਰ ਬੈਠੇ ਵੀ ਇੱਕ ਦੂਜੇ ਨਾਲ ਗੱਲਾਂ ਕਰੀ ਜਾਂਦੇ ਆ ਪੁਰਾਤਨ ਜਨਮ ਸਾਖੀ ਚੋਂ ਮੈਂ ਇੱਕ ਉਦਾਹਰਨ ਦੇਣਾ ਮਹਾਰਾਜ ਗਿਆ ਮੀਆਂ ਮਿੱਠਾ ਨੂੰ ਮਿਲੇ ਗੁਰੂ ਸਾਹਿਬ ਜੀ ਉਹਦਾ ਨਾਂ ਕੋਟਲਾ ਸੀ ਕਈ ਜਨ ਕਹਿੰਦੇ ਮਿੱਠਨ ਕੋਟ ਮਹਾਰਾਜ ਜੀ ਨੂੰ ਫਕੀਰ ਪੀਰ ਮਿਲਦਾ ਮੀਆਂ ਮਿੱਠਾ ਪਰ ਉਹਦੇ ਕੋਲ ਗਏ ਨਹੀਂ ਅਜੇ ਸੁਣਿਓ ਮੈਂ ਦੋ ਤਿੰਨ ਉਦਾਹਰਨਾਂ ਦੇਣੀਆਂ ਨੇ ਕਿ ਅੰਦਰੋਂ ਸੁਣਨ ਵਾਲਾ ਧਰਤੀ ਦੇ ਹਰ ਨੁੱਕਰ ਦਾ ਜਾਣੂ ਹੈ ਉਹਨੂੰ ਪਤਾ ਹੈ ਪਤਾਲ ਦਾ ਉਹਨੂੰ ਪਤਾ ਆਕਾਸ਼ ਦਾ ਦੀਪ ਦਾ ਹੁਣ ਗੁਰੂ ਜੀ ਅਜੇ ਗਏ ਨਹੀਂ ਤੇ ਜਨਮ ਸਾਖੀ ਵਾਲਾ ਕਹਿੰਦਾ ਜਿਹੜਾ ਮੀਆਂ ਮਿੱਠਾ ਸੀ ਹੈ ਫਕੀਰ ਬਹੁਤ ਪਹੁੰਚਿਆ ਸੀ ਅੰਦਰੋਂ ਜਾਣਦਾ ਸੀ ਉਹਨੇ ਕੀ ਕਿਹਾ ਆਪਣੇ ਚੇਲਿਆਂ ਵਿੱਚ ਬੈਠਾ ਕਹਿੰਦਾ ਹੈ ਸੁਣਿਓ ਮੇਰੀ ਇਸ ਗੱਲ ਨੂੰ ਮੈਂ ਸਿਰਫ ਸੁਣ ਨਾਲ ਮਿਲੇ ਨਹੀਂ ਚੇਲਿਆਂ 'ਚ ਬੈਠਾ ਕਹਿੰਦਾ ਨਾਨਕ ਫਕੀਰ ਭਲਾ ਹੈ ਮਿਲੇ ਨਹੀਂ ਨਾਨਕ ਫਕੀਰ ਭਲਾ ਹੈ ਆ ਲੈਣ ਦਿਓ ਅਸਾਂ ਕੋਲ ਇਸ ਤਰ੍ਹਾਂ ਲਾਹਾਂਗੇ ਜਿਵੇਂ ਦੁੱਧ ਤੋਂ ਮਲਾਈ ਲਾਈ ਦੀ ਹੈ ਐਸਾ ਲਾਹਾਂਗੇ ਜਿਵੇਂ ਦੁੱਧ ਤੋਂ ਮਲਾਈ ਲਾਈ ਦੀ ਤੇ ਇਹ ਤੇਰੇ ਸ਼ਬਦ ਕਹਿੰਦਾ ਪਿਆ ਤੇ ਮਹਾਰਾਜ ਮਰਦਾਨੇ ਨੂੰ ਕਹਿੰਦੇ ਨੇ ਵੇਖ ਓਏ ਮਰਦਾਨਿਆਂ ਮੀਆਂ ਮਿੱਠਾ ਕੀ ਆਵਾਜ਼ਾਂ ਦਿੰਦਾ ਹੈ ਮੀਆਂ ਮਿੱਠਾ ਕੀ ਆਵਾਜ਼ਾਂ ਦਿੰਦਾ ਅੱਗੋ ਭਾਈ ਮਰਦਾਨਾ ਪਤਾ ਹੀ ਕਹਿੰਦਾ ਕਹਿੰਦਾ ਬਾਬਾ ਤੇਰਾ ਵਜਾਇਆ ਜਨਤਾ ਮੈਨੂੰ ਕੀ ਪਤਾ ਮੈਂ ਤਾਂ ਜਦੋਂ ਤੂੰ ਕਹਿੰਦਾ ਉਦੋਂ ਜੰਤ ਵਾਜਾ ਮੈਂ ਤਾਂ ਤੇਰਾ ਬੁਲਾਇਆ ਬੋਲਣਾ ਖੱਸ ਕੇ ਕਹਿੰਦੇ ਨੇ ਮੀਆਂ ਮਿੱਠਾ ਆਵਾਜ਼ਾਂ ਦਿੰਦਾ ਵੀ ਅਸਾਂ ਕੋਲ ਆਉਣਗੇ ਤੇ ਇਸ ਤਰ੍ਹਾਂ ਲਾਹੇਗੇ ਕਿ ਜਿਸ ਤਰ੍ਹਾਂ ਦੁੱਧ ਤੋਂ ਮਿਲਾਈ ਤੇ ਹੱਸ ਕੇ ਕਹਿੰਦੇ ਨੇ ਮਰਦਾਨਿਆਂ ਕਰਤਾਰ ਵੇਖੀ ਖੇਡ ਵਰਤਾਏਗਾ ਆ ਲੈਣ ਦੇ ਇਸ ਤਰ੍ਹਾਂ ਲਾ ਦੇਾਂਗੇ ਜਿਵੇਂ ਨਿੰਬੂ ਨਚੋੜੀ ਦਾ ਹੈ ਮਿਲੇ ਦੋਨੋਂ ਕੋ ਨਹੀਂ ਹੁਣ ਅਗਲੀ ਗੱਲ ਮੈਂ ਬੇਨਤੀ ਕਰਾਂਗੇ ਇਹਦੇ ਇਤਿਹਾਸਿਕ ਐਵੀਡੈਂਸ ਨੇ ਸਾਡੇ ਕੋਲ ਹੁਣ ਉਹਨੂੰ ਉਸ ਤੋਂ ਬਾਅਦ ਮੀਆਂ ਮਿੱਠਾ ਉਹ ਸ਼ਬਦ ਕਹਿੰਦਾ ਹੈ ਇਹ ਭਰਮ ਨਹੀਂ ਹਾਂ ਮੈਂ ਫਿਰ ਤੁਹਾਨੂੰ ਅਰਜ ਕੀਤੀ ਅਨਦ ਸ਼ਬਦ ਦੂਰ ਦ੍ਰਿਸ਼ਟੀ ਅਨਦ ਨਾਦ ਇਹ ਸਾਰੀਆਂ ਚੀਜ਼ਾਂ ਹਨ ਪਰ ਜਿਹਦੇ ਕੋਲ ਨਹੀਂ ਸਮਝ ਕੋਈ ਨਹੀਂ ਇਹਦੇ ਨਾਂ ਤੇ ਦੁਕਾਨ ਬੜੀ ਛੇਤੀ ਚੱਲ ਜਾਂਦੀ ਹੁਣ ਜਦੋਂ ਇਹ ਕਿਹਾ ਵੀ ਨਿੱਬੂ ਜੀ ਤਰ੍ਹਾਂ ਚੋੜਾਂਗੇ ਉਹ ਪਤਾ ਉੱਠ ਪਿਆ ਮਿੱਠਾ ਮੀਆਂ ਮਿੱਠਾ ਮੋਢੇ ਤੇ ਕਪੜਾ ਰੱਖ ਕੇ ਕਹਿੰਦਾ ਯਾਰੋ ਚਲੋ ਚਲੀਏ ਗੁਰੂ ਨਾਨਕ ਨੂੰ ਮਿਲੀਏ ਉਹਦੇ ਚੇਲੇ ਕਹਿੰਦੇ ਆ ਤੁਸਾਂ ਤਾਂ ਕਿਹਾ ਸੀ ਕਿ ਮਿਲੇਗਾ ਦੁੱਧ ਤੋਂ ਮਲਾਈ ਦੀ ਤਰ੍ਹਾਂ ਲਾਹਾਂਗੇ ਕਹਿੰਦਾ ਨਹੀਂ ਨਹੀਂ ਉਧਰੋਂ ਆਵਾਜ਼ਾਂ ਆ ਗਿਆ ਕਿ ਨਿੱਪੂ ਜੀ ਤਰ੍ਹਾਂ ਨਿਚੋੜ ਦੇਾਂਗੇ ਕਹਿਣ ਲੱਗਾ ਯਾਰੋ ਦੁੱਧ ਤੋਂ ਮਲਾਈ ਲਾਓ ਦੁੱਧ ਫਿਰ ਵੀ ਕੰਮ ਆਉਂਦਾ ਜੇ ਨਿੱਬੂ ਨਿਚੋੜ ਜੋ ਤੇ ਫੋਗ ਬਣ ਜਾਂਦਾ ਹੈ ਚਲੋ ਚਲੀਏ ਬਾਬਾ ਜੀ ਕੋਲ ਗਿਆ ਮੱਥਾ ਟੇਕਿਆ ਆ ਜਿਹੜਾ ਸ਼ਬਦ ਨੇ ਆ ਛਲ ਛਲਾਈ ਨਹਿ ਚਲੇ ਇਹ ਗੁਰਦੇਵ ਨੇ ਮੀਆਂ ਮਿੱਠੇ ਨੂੰ ਉਚਾਰਨ ਕਰਕੇ ਸੰਬੋਧਨ ਕਰਕੇ ਉਚਾਰਨ ਕੀਤਾ ਮੈਂ ਸਿਰਫ ਆਪ ਨੂੰ ਇੱਕ ਬੇਨਤੀ ਕਰ ਲੱਗਾ ਇਹ ਭਰਮ ਨਹੀਂ ਕੋਈ ਫਲਾ ਰਿਹਾ ਕਿ ਇਹ ਗੁਰੂ ਜੀ ਕਹਿ ਰਿਹਾ ਕਿ ਤੁਰ ਸੁਰਤ ਜੋੜਨ ਨਾਲ ਅਗੰਮੀ ਗਿਆਨ ਪ੍ਰਗਟ ਹੁੰਦਾ ਹੈ ਜਿਹਦੇ ਨਾਲ ਦੀਪਾਂ ਦੇ ਪਤਾਲਾਂ ਦੇ ਸਭ ਕੁਝ ਹਜ਼ੂਰ ਕਹਿ ਰਹੇ ਨੇ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹ ਨਾ ਸਕੈ ਕਾਲ ਜਿਹੜਾ ਤੁਰ ਸ਼ਬਦ ਨਾਲ ਜੁੜ ਜਾਂਦਾ ਹੈ ਸੱਚ ਇਹ ਵੀ ਉਹਨੂੰ ਮੌਤ ਪੋ ਨਹੀਂ ਸਕਦੀ ਉਹਨੂੰ ਡਰਾ ਨਹੀਂ ਸਕਦੀ ਜਿਹੜਾ ਸ਼ਬਦ ਦਾ ਸੁਨਹਾਰਾ ਹੈ ਸੱਚ ਇਹ ਵੇ ਉਹਦੇ ਅੰਦਰ ਅਡੋਲਤ ਹੈ ਉਹਨੂੰ ਸਮਾ ਉਹਨੂੰ ਕਾਲ ਪੋ ਨਹੀਂ ਸਕਦਾ ਤੇ ਗੁਰੂ ਜੀ ਅੱਗੇ ਬਚਨ ਕਰ ਰਿਹਾ ਨਾਨਕ ਭਗਤਾਂ ਸਦਾ ਵਿਗਾਸ ਧੰਨ ਗੁਰੂ ਨਾਨਕ ਸਾਹਿਬ ਬਚਨ ਕਰਦੇ ਆ ਭਗਤਾਂ ਬਹੁਵਚਨ ਭਗਤਾਂ ਦੇ ਅੰਦਰ ਸਦਾ ਸਦੀਵ ਕਾਲ ਲਈ ਵਿਗਾਸ ਅਸਲ 'ਚ ਜਿਹੜਾ ਵਿਗਾਸ ਸ਼ਬਦ ਹੈ ਇਹ ਸੰਸਕ੍ਰਿਤ ਦੇ ਵਿਕਾਸ ਸ਼ਬਦ ਦਾ ਤਦਭਾਵਕ ਹੈ ਇਹ ਵਿਗਾਸ ਦਾ ਲਫ਼ਜ਼ੀ ਅਰਥ ਲਿਸ਼ਕਣਾ ਚਮਕਣਾ ਅਸੀਂ ਪੰਜਾਬੀ ਸਿੱਧਾ ਅਰਥ ਕਰਾਂਗੇ ਜੀ ਖੇੜਾ ਅੰਦਰ ਦੀ ਖੁਸ਼ੀ ਨਹੀਂ ਕਰਾਂਗਾ ਅਰਥ ਖੁਸ਼ੀ ਵੀ ਮਰ ਜਾਂਦੀ ਹੈ ਹੁਣ ਇਹ ਸ਼ਬਦ ਹੈ ਕਿ ਨਾਨਕ ਭਗਤਾਂ ਸਦਾ ਵਿਗਾਸ ਇਹ ਚਾਰ ਵਰੀ ਆਰੀ ਤੁਖ ਕਿ ਇਹੋ ਜਿਹਾ ਸ਼ਬਦ ਨੂੰ ਜਿਹੜਾ ਸੁਣਦਾ ਹੈ ਉਹਦੇ ਧੁਰ ਮਨ ਦੇ ਵਿੱਚ ਇੱਕ ਦਿਨ ਨਹੀਂ ਦੋ ਦਿਨ ਨਹੀਂ ਸਦਾ ਵਾਸਤੇ ਹੀ ਖੇੜਾ ਬਣਿਆ ਰਹਿੰਦਾ ਹੈ ਖੇੜਾ ਕਿਉਂ ਕਿਉਂ ਕਿਉਂ ਬਣ ਗਿਆ ਅੱਗੇ ਇੱਕ ਸ਼ਬਦ ਆਉਣਾ ਸਤ ਸੁਹਾਨ ਸਦਾ ਮਨ ਜਿਹਨੂੰ ਜਿਹਦੇ ਨਾਲ ਜੁੜਿਆ ਉਹਦੇ ਕੋਲ ਗਮੀ ਕੋਈ ਨਹੀਂ ਜਿਹਦੇ ਨਾਲ ਜੁੜਿਆ ਸਦਾ ਮਨ ਚਾਓ ਜੇ ਪਰਮਾਤਮਾ ਦੇ ਘਰ ਵਿੱਚ ਸਦੀਵ ਕਾਲ ਲਈ ਚਾਹ ਹੈ ਜਿਹਦੇ ਨਾਲ ਸੁਰਤ ਚੁੜੀਏ ਉਹ ਸੁਰਤ ਜੋੜਨ ਹਾਰੇ ਦੇ ਅੰਦਰ ਕਦੀ ਖੇੜੇ ਨੂੰ ਕੋਈ ਖੋਈ ਨਹੀਂ ਸਕਦਾ ਇਹਨੂੰ ਫਿਰ ਮੈਂ ਥੋੜਾ ਜਿਹਾ ਖੋਲਣਾ ਚਾਹਨਾ ਇੱਥੇ ਰੋਕ ਕੇ ਇਸ ਗੱਲ ਨੂੰ ਦੇਖੋ ਜਿਸ ਚੀਜ਼ ਨਾਲ ਅਸੀਂ ਅੰਦਰੋਂ ਜੁੜੇ ਆ ਚੰਗੀ ਹੈ ਮੰਦੀ ਹੈ ਸਪਿਰਚੁਅਲ ਹੈ ਦੁਨਿਆਵੀ ਹੈ ਉਹ ਹਰ ਹਾਲਤ ਵਿੱਚ ਸਾਡੇ ਅੰਦਰ ਨੂੰ ਆਪਣੇ ਗਲਬੇ ਵਿੱਚ ਜ਼ਰੂਰ ਲਏਗੀ ਜਿਸ ਨਾਲ ਵੀ ਜੁੜੇ ਜੇ ਕਾਮਣੀ ਨਾਲ ਕੋਈ ਜੁੜਿਆ ਨਹੀਂ ਅੰਦਰ ਪ੍ਰਭਾਵਿਤ ਹੁੰਦਾ ਧਨ ਨਾਲ ਜੁੜਿਆ ਨਹੀਂ ਪ੍ਰਭਾਵਿਤ ਹੁੰਦਾ ਜਿਸ ਨਾਲ ਜੁੜਿਆ ਜੋ ਕੁਝ ਉਹਦੇ ਤੇ ਵਾਪਰਦਾ ਉਹ ਦੂਜੀ ਬਾਡੀ ਤੇ ਅਸਰ ਕਰਦਾ ਹੈ ਦਾਸ ਨੇ ਇੱਕ ਵਾਰੀ ਕਿਹਾ ਬੱਚਾ ਪਰਦੇਸ਼ ਆਇਆ ਮਾਈ ਸ਼ਹਿਰ ਆਪਣੇ ਦੇਸ਼ ਰਹਿੰਦੀ ਏ ਇੰਨੇ ਲੋਕ ਹੋਰ ਗਏ ਆ ਚੰਗੀ ਭਲੀ ਰਹਿੰਦੀ ਏ ਜਿੱਦਨ ਆਪਣੇ ਬੱਚੇ ਤੇ ਮੁਸੀਬਤ ਪੈਂਦੀ ਏ ਉਦੋਂ ਸਾਰੀ ਰਾਤ ਚੈਨ ਨਾਲ ਨਹੀਂ ਚੌਂਦੀ ਕਿਉਂ ਕਿਉਂਕਿ ਜਿਹਦੇ ਨਾਲ ਉਹਦੀ ਸੁਰਤ ਜੁੜੀ ਉਹ ਦੁਖੀ ਹੈ ਜਦੋਂ ਉਹਨੂੰ ਦੁੱਖ ਹੁੰਦਾ ਹੈ ਤੇ ਉਹ ਵੀ ਰੱਬ ਵੀ ਇਸ ਤਰ੍ਹਾਂ ਜੇ ਸੰਤਨ ਦੁੱਖ ਪਾਏ ਤੇ ਸੁਖ ਪਾਏ ਸਾਧਨ ਕੇ ਸੁਖੀ ਕਿਉਂਕਿ ਉਸ ਜੁੜੀ ਉੱਥੇ ਹੁਣ ਜਿਹੜਾ ਸਤ ਸੁਹਾਣ ਸਦਾ ਮਨ ਚਾਓ ਤੇਰਾ ਘਰ ਆਨੰਦ ਵਧਾਈ ਤੁਧ ਘਰ ਜਦੋਂ ਸੁਰਤੀ ਉਹਦੇ ਨਾਲ ਜੁੜ ਗਈ ਮਹਾਰਾਜ ਕਹਿੰਦੇ ਨਾਨਕ ਭਗਤਾਂ ਸਦਾ ਵਿਗਾਸ ਉਸ ਭਗਤ ਦੇ ਅੰਦਰ ਸਦੀਵ ਕਾਲ ਲਈ ਖੇੜਾ ਰਹਿੰਦਾ ਹੈ ਥੋੜਾ ਜਿਹਾ ਇਹਨੂੰ ਅਸੀਂ ਹੋਰ ਸ਼ਬਦ ਆਇਆ ਭਗਤ ਬਹੁਵਚਨ ਚ ਮੈਂ ਕਿਹਾ ਭਗਤਾ ਭਗਤ ਸ਼ਬਦ ਭਜ ਤਾਤੂ ਤੋਂ ਬਣਿਆ ਇਹਦਾ ਅਰਥ ਹੁੰਦਾ ਵੰਡਣਾ ਸੇਵਾ ਕਰਨੀ ਭਜਣਾ ਸਿਮਰਨ ਕਰਨਾ ਉੰਜ ਗੁਰੂ ਗ੍ਰੰਥ ਸਾਹਿਬ ਵਿੱਚ ਮੈਂ ਉਸ ਦਿਨ ਵੀ ਸ਼ਾਇਦ ਇੱਥੇ ਅਰਜ਼ ਕੀਤੀ ਸੀ ਇੱਥੇ ਕੀਤੀ ਕਿ ਅਮਰਤ ਪ੍ਰਕਾਸ਼ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜਿੰਨੇ ਰੋਹਾਨੀ ਸ਼ਬਦ ਨੇ ਉਹਨਾਂ ਦੇ ਅਰਥ ਕੋਸ਼ਾਂ ਕੋਸ਼ ਵਾਲੇ ਡਿਕਸ਼ਨਰੀ ਵਾਲੇ ਨਾ ਕਰੀਏ ਗੁਰੂ ਗ੍ਰੰਥ ਸਾਹਿਬ ਵਿੱਚੋਂ ਅਰਥ ਹੁਣ ਭਗਤ ਕੀ ਹੈ ਗੁਰੂ ਸਾਹਿਬ ਜੀ ਨੇ ਭਗਤ ਦੇ ਪਰਿਭਾਸ਼ਾ ਦਿੱਤੀ ਕਿ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ ਲਬ ਲੋਭ ਅਹੰਕਾਰ ਤਾ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੇ ਆਪ ਤਜਿਆ ਹਰ ਵਾਸਨਾ ਸਮਾਣੀ ਹਰ ਵਾਸਨਾ ਸਮਾਣੀ ਇਹ ਫਿਰ ਬੇਨਤੀ ਖੇੜਾ ਕੀ ਹੈ ਪਹਿਲਾਂ ਸੀ ਮੰਦ ਵਾਸ਼ਨਾ ਉਹ ਮੰਦ ਵਾਸ਼ਨਾ ਲਬ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਉਹ ਖਤਮ ਹੋ ਗਈ ਮਹਾਰਾਜ ਕਹਿੰਦੇ ਹਰ ਵਾਸ਼ਨਾ ਸਮਾਣੀ ਉਹਨਾਂ ਭਗਤਾਂ ਦੇ ਅੰਦਰ ਪਰਮੇਸ਼ਵਰ ਦੇ ਨਾਮ ਦੀ ਸੁਗੰਧੀ ਟਿਕ ਗਈ ਕੰਗੂ ਕੀ ਕਾਇਆ ਰਤਨਾ ਕੀ ਲਲਤਾ ਅੰਦਰ ਮੁਸ਼ਕ ਚ ਕੋਲਿਆ ਬੇਨਤੀ ਹੈ ਜੀ ਜਿਹੜਾ ਭਗਤ ਹੈ ਇੱਕ ਤਾਂ ਧੁਰ ਅੰਦਰੋਂ ਜੁੜਿਆ ਉੰਜ ਗੁਰਮਖੋ ਭਗਤ ਸ਼ਬਦ ਜਿਹੜਾ ਹੈ ਇਹ ਗੁਰੂ ਨਾਨਕ ਸਾਹਿਬ ਲਈ ਵਰਤਿਆ ਹੈ ਇਹ ਗੁਰੂ ਅਰਗੋਬਿੰਦ ਸਾਹਿਬ ਲਈ ਵਰਤਿਆ ਹੈ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰੂ ਅਰਜੁਨ ਦੇਵ ਲਈ ਵਰਤਿਆ ਗੁਰੂ ਨਾਨਕ ਸਾਹਿਬ ਲਈ ਸ਼ਬਦ ਵਰਤਿਆ ਹੈ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਗੁਰੂ ਨਾਨਕ ਸਾਹਿਬ ਰੱਬ ਦਾ ਭਗਤ ਹੈ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜੀ ਕਿਆ ਬਖਾਨੇ ਹਾਂ ਕੇ ਬਲ ਬਲ ਬਲ ਬਲ ਸਦ ਬਲਹਾਰ ਗੁਰੂ ਨਾਨਕ ਭਗਤ ਗੁਰੂ ਅਰਜੁਨ ਦੇਵ ਜੀ ਲਈ ਵਰਤਿਆ ਗੁਰ ਅਰਜੁਨ ਘਰ ਗੁਰ ਰਾਮਦਾਸ ਭਗਤ ਉਤਰ ਆਇਓ ਗੁਰੂ ਅਰਗੋਬਿੰਦ ਸਾਹਿਬ ਲਈ ਵਰਤਿਆ ਕਿ ਜੰਮਿਆ ਪੂਤ ਭਗਤ ਗੋਬਿੰਦ ਕਾ ਮੇਰੇ ਕਹਿਣ ਤੋਂ ਮੁਰਾਦ ਭਗਤ ਸ਼ਬਦ ਸੱਚ ਮੁੱਚੋ ਸ਼ਬਦ ਇਹ ਵਾਰ-ਵਾਰ ਜਿਹੜਾ ਸੁਣਿਆ ਆ ਰਿਹਾ ਹੈ ਨਾਲ ਭਗਤ ਆ ਰਿਹਾ ਹੈ ਮੈਨੂੰ ਇੰਜ ਲੱਗਦਾ ਦਾਤਾ ਜੀ ਕਹਿੰਦੇ ਨੇ ਇਹ ਸ਼ਬਦ ਸੁਣਦੀ ਉਹ ਨੇ ਜਿਨ੍ਹਾਂ ਨੇ ਭਗਤੀ ਕੀਤੀ ਹੈ ਪ੍ਰਕਰਨ ਭਗਤਾਂ ਤੇ ਸਮਾਪਤ ਹੁੰਦਾ ਨਾਨਕ ਭਗਤਾਂ ਸਦਾ ਵਿਗਾਸ ਕਬੀਰ ਸਾਹਿਬ ਭਗਤ ਨੇ ਭਗਤ ਸ਼ਬਦ ਵਰਤਨੇ ਜਦੋਂ ਉਹਨਾਂ ਤੇ ਮੁਸੀਬਤ ਆਈ ਉਹ ਖੇੜਾ ਗਵਾਚ ਗਏ ਇੱਕ ਤੋਕ ਸਿਰਫ ਅਸੀਂ ਲੈਣੀ ਹਿਸਟਰੀ ਨਹੀਂ ਕੰਗ ਗੁਸਾਇਣ ਗਹਿਰ ਗੰਭੀਰ ਜੰਜੀਰ ਬਾਂਧ ਕਰ ਖਰੇ ਕਬੀਰ ਮਨ ਨਾ ਡਿਗੈ ਸਦਾ ਵਿਗਾਸ ਮਨ ਨਾ ਡਿਗੈ ਤਨ ਕਾਹੇ ਕੋ ਡਰਾਏ ਚਰਨ ਕਮਲ ਚਿਤ ਰਹੋ ਸਮਾਏ ਪਿਆਰਿਓ ਗੁਰੂ ਗੋਬਿੰਦ ਸਿੰਘ ਅੰਦਰ ਵੀ ਇਹ ਖੇੜਾ ਹੈ ਮੈਂ ਵਿਗਾਸ ਫਿਰ ਅਰਜ਼ ਕਰਾਂ ਹਰ ਚੀਜ਼ ਫੁੱਲ ਖਿੜਦਾ ਹੈ ਤੇ ਨਾਲ ਮੁਰਝਾ ਜਾਂਦਾ ਹੈ ਆਯੂ ਖਿੜਦੀ ਏ ਆ ਖੇੜਾ ਹੀ ਹੈ ਨਾ ਜਦੋਂ ਜਵਾਨੀ ਆਉਂਦੀ ਖਿੜਦੀ ਏ ਬੁਢੇਪਾ ਇਹਨੂੰ ਮੁਰਝਾ ਦਿੰਦਾ ਹੈ ਜਰ ਆਈ ਜੋਬਨ ਹਾਰਿਆ ਫੁੱਲ ਖਿੜਦਾ ਮੁਰਝਾਂਦਾ ਆਯੂ ਆਉਂਦੀ ਹੈ ਖੇੜੇ ਤੋਂ ਬਾਅਦ ਮੁਰਝਾ ਜਾਂਦੀ ਕਈ ਵਾਰੀ ਦੁਨੀਆ ਦੇ ਵੀ ਸੁਖ ਹੁੰਦੇ ਨੇ ਹੁਲਾਰਾ ਹੁੰਦਾ ਹੈ ਵੀ ਖੇੜਾ ਆ ਗਿਆ ਤੇ ਸਵੇਰੇ ਬੰਦਾ ਮੁਰਝਾਇਆ ਹੋਇਆ ਉੱਠਦਾ ਉਂਝ ਗੁਰਮੁਖੋ ਸੱਚੇ ਜੇ ਜੇ ਜ਼ੇਨ ਚ ਦੇਖੀਏ ਜੋ ਕੁਝ ਸਾਨੂੰ ਦੁਨੀਆ ਦਾ ਬਾਹਰਮੁਖੀ ਪ੍ਰਾਪਤ ਹੈ ਪਦਾਰਥਕ ਉਸ ਹਰ ਸੁੱਖ ਦੇ ਵਿੱਚ ਦੁੱਖ ਲੁਕਿਆ ਹੋਇਆ ਹਰ ਸੁੱਖ 'ਚ ਚਾਹ ਔਲਾਦ ਦੇ ਚਾਹ ਮਾਪੇ ਨੇ ਚਾਹ ਪਦਾਰਥ ਮੈਂ ਨਹੀਂ ਦੇਖਾਂਗਾ ਤੁਸੀਂ ਨਹੀਂ ਦੇਖੋਗੇ ਪਰ ਜਿਹੜਾ ਸਾਡੇ ਘਰ 'ਚ ਸਾਡੇ ਜੰਮਿਆ ਖੁਸ਼ੀ ਲੈ ਕੇ ਆਇਆ ਅਸੀਂ ਚਲੇ ਜਾਾਂਗੇ ਪਰ ਇੱਕ ਦਿਨ ਇਹ ਖੁਸ਼ੀ ਮਾਤਮ 'ਚ ਬਦਲੇਗੀ ਉਹ ਮਰੇਗਾ ਹਰ ਇੱਕ ਦੇ ਘਰ ਹਰ ਚੀਜ਼ ਮਾਰੇ ਨੇ ਕਿਹਾ ਹਰਖੰਗਤਾ ਸੋਗੰ ਜਨਮੰਗਤਾ ਮਰਨੰ ਹਰਖੰਗਤਾ ਸੋਗੰ ਪਰ ਆ ਜਿਹੜਾ ਸ਼ਬਦ ਹੈ ਸਦਾ ਵਿਗਾਸ ਜਿਹੜਾ ਖੇੜਾ ਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ ਕੰਤ ਸਦਾ ਖੇੜਾ ਸਾਵਣ ਸਰਸੀ ਕਾਮਣੀ ਚਰਨ ਕਮਲ ਸੋ ਪਿਆਰ ਜਿਹਨੂੰ ਅੱਜ ਦੇ ਦਿਨ ਕਹੋਗੇ ਅਸਨ ਪ੍ਰੇਮ ਉਮਹੜਾ ਉਮਾੜਾ ਵੀ ਤਾਂ ਵਿਗਾਸ ਹੈ ਅਸਨ ਪ੍ਰੇਮ ਉਮਾੜਾ ਕਿਉਂ ਮਿਲਿਆ ਖਰ ਜਾਏ ਕਿਵੇਂ ਉਹਨੂੰ ਮਿਲੀਏ ਉਮਾ ਖੇੜਾ ਖੇੜਾ ਵੈਗਰੂ ਮੈਂ ਫਿਰ ਅਰਜ਼ ਕਰਾਂਗਾ ਵਿਗਾਸ ਸ਼ਬਦ ਮੈਂ ਪੰਜਾਬੀ ਚ ਅਰਥ ਲੈ ਲਿਆ ਖੇੜਾ ਅਸਲ ਚ ਇਹ ਵੀ ਰੱਬ ਦੀ ਕਿਰਪਾ ਨਾਲ ਮਿਲਦਾ ਹੈ ਵਿਗਾਸ ਵੀ ਪਾਈਸਾ ਸਾਹਿਬ ਵੀਰ ਸਿੰਘ ਦੀ ਇੱਕ ਨਜ਼ਮ ਹੈ ਮੈਂ ਆਪ ਨੂੰ ਸੁਣਾ ਦੇਣਾ ਥੋੜੀ ਜੀ ਉਹਦਾ ਜਿਹੜਾ ਹਰ ਸਰਲੇਖ ਹੋਵੇ ਫੁੱਲ ਤੇ ਯੋਗੀ ਬਸੰਤ ਦੀ ਰੋਸੀ ਫੁੱਲ ਏਡਾ ਵੱਡਾ ਖਿੜਿਆ ਭਾਈ ਸਾਹਿਬ ਕਹਿੰਦੇ ਨੇ ਇੱਕ ਬਹੁਤ ਟਿਕੇ ਹੋਏ ਮਨ ਵਾਲਾ ਉਸ ਖਿੜੇ ਹੋਏ ਫੁੱਲ ਨੂੰ ਦੇਖਣ ਲੱਗਾ ਕਹਿੰਦੇ ਨੇ ਉਹ ਫੁੱਲ ਨਾ ਜੋਗੀ ਕੁਝ ਬੋਲਦਾ ਨਾ ਫੁੱਲ ਕੁਝ ਬੋਸ਼ਦਾ ਦੋਨੋਂ ਫੁੱਲ ਖਿੜਿਆ ਉਹਨੂੰ ਵੇਖੀ ਜਾ ਰਿਹਾ ਨਜ਼ਰ ਟਿਕਾ ਕੇ ਭਾਈ ਸਾਹਿਬ ਅਸਾਂ ਪੁੱਛ ਲਿਆ ਕਿ ਉਹ ਯੋਗੀ ਤੂੰ ਕਿੰਨੀ ਦੇਰ ਦਾ ਖਲੋਤਾ ਹੈ ਇਸ ਫੁੱਲ ਵੱਲ ਕੀ ਵੇਨਾ ਕਹਿੰਦਾ ਵੀ ਮੈਂ ਵੇਨਾ ਚਾਹਨਾ ਵੀ ਇਹਦੇ ਕੋਲ ਸੁਗੰਧੀ ਸੁਹਪਨ ਤੇ ਖੇੜਾ ਮੈਂ ਚਾਹਨਾ ਜੀਵ ਲਾ ਕੇ ਮੇਰੇ ਨਾਲ ਗੱਲਾਂ ਕਰੇ ਇਹ ਕਿਵੇਂ ਹੈ ਤੇ ਕਹਿੰਦੇ ਜੋਗੀ ਧਿਆਨ ਧਰਦਾ ਮਰ ਗਿਆ ਉਹਨੂੰ ਸਮਝ ਨਾ ਪਈ ਕਿ ਜਿਹਨੂੰ ਖੇੜਾ ਮਿਲਦਾ ਉਹ ਲੁੱਤਰ ਤੁੱਤਰ ਕਰਕੇ ਬਾਹਰੋਂ ਨਹੀਂ ਬੋਲਦਾ ਉਹਦੀ ਚੁੱਪ ਜੀ ਵੀ ਦੱਸ ਜਾਂਦੀ ਹੈ ਖੇੜਾ ਕੀ ਹੈ ਭਾਈ ਸਾਹਿਬ ਨੇ ਨਜ਼ਮ ਲਿਖੀ ਹੈ ਖਿੜੇ ਫੁੱਲ ਨੂੰ ਧਿਆਨੀ ਸੀ ਇੱਕ ਧਿਆਨ ਨਾਲ ਪਿਆ ਭਰਦਾ ਅਸੀਂ ਪੁੱਛਿਆ ਜੁੜੇ ਮਨਾ ਤੂੰ ਕਿਉਂ ਪਿਆ ਇਸ ਤੇ ਮਰਦਾ ਕਹਿਣ ਲੱਗਾ ਮੈਂ ਸੁਣਨੀਆਂ ਚਾਹ ਇਸ ਦੇ ਦਿਲ ਦੀਆਂ ਗੱਲਾਂ ਇਸ ਲਈ ਇਸ ਨੂੰ ਜੀਵ ਲਾਣ ਦਾ ਯਤਨ ਪਿਆ ਹਾਂ ਕਰਦਾ ਜੋਗੀ ਧਿਆਨ ਤਰਿੰਦਾ ਹੁੱਟਾ ਫੁੱਲ ਜੀਵ ਨਾ ਲਾਈ ਚੁੱਪ ਜੀਵ ਤਾਂ ਬੋਲ ਰਹੀ ਸੀ ਪਰ ਜੋਗੀ ਨੂੰ ਨਾ ਦਰਸਾਈ ਐ ਸੁਣਿਓ ਚੁੱਪ ਜੀਵ ਤਾਂ ਬੋਲ ਰਹੀ ਸੀ ਪਰ ਜੋਗੀ ਨੂੰ ਨਾ ਦਿਸਾਈ ਕੂਕ ਕੂਕ ਪਿਆ ਸੋਹਣਾ ਆਖੇ ਤਨ ਮਨ ਮੇਰਾ ਖੇੜਾ ਖਿੜਨ ਖੜਾਵਣ ਬਾਜੋ ਸਾਨੂੰ ਹੋਰ ਸੁਰਤ ਨਹੀਂ ਕਾਏ ਮੈਂ ਤੈਨੂੰ ਕੀ ਬੋਲ ਕੇ ਦੱਸਾਂ ਜਦੋਂ ਇਹ ਪੜਿਆ ਤੇ ਮੈਨੂੰ ਫਿਰ ਭਾਈ ਸਾਹਿਬ ਦਾ ਬਚਨ ਚੇਤੇ ਆ ਗਿਆ ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ ਚੁੱਪ ਚ ਬੋਲਾ ਗੁਰਮਖੋ ਇੱਕ ਚੁੱਪ ਦਾ ਸੀ ਉੱਤੇ ਖੰਡਨ ਕਰਕੇ ਆਏ ਆ ਇਹ ਖੇੜਾ ਧੁਰ ਖਮੋਸ਼ੀ ਵਿੱਚੋਂ ਹੈ ਜਿਉਂ-ਜਿਉਂ ਜਪ ਜਪ ਕੇ ਅੰਦਰੋਂ ਕੋਈ ਖਮੋਸ਼ ਹੁੰਦਾ ਹੈ ਪਰਮਾਤਮਾ ਉਹਦੇ ਅੰਦਰ ਧੁਰ ਵਿਗਾਸ ਬਖਸ਼ਦਾ ਹੈ ਉਹਨੂੰ ਖੇੜਾ ਬਖਸ਼ਦਾ ਹੈ ਗੁਰੂ ਜੀ ਨੇ ਇੱਥੇ ਕਿਹਾ ਕਿ ਉਹ ਖੇੜਾ ਇੱਕ ਦਿਨ ਦਾ ਨਹੀਂ ਉਹ ਖੁਸ਼ੀ ਦੋ ਦਿਨ ਦੀ ਨਹੀਂ ਨਾਨਕ ਭਗਤਾ ਸਦਾ ਵਿਗਾਸ ਸਦੀਵ ਕਾਲ ਵਾਸਤੇ ਹੈ ਤੇ ਗੁਰੂ ਜੀ ਕਹਿੰਦੇ ਨੇ ਫਿਰ ਇਹਦਾ ਕੀ ਹੋਵੇਗਾ ਸੁਣਿਆ ਨਾਮ ਵੀ ਸੁਰਤ ਜੋੜਿਆ ਦੁੱਖ ਪਾਪ ਕਾ ਨਾਸ ਜਿੰਨੇ ਵੀ ਕੀਤੇ ਹੋਏ ਗੁਨਾਹ ਨੇ ਜਿੰਨੇ ਵੀ ਕੀਤੇ ਹੋਏ ਪਾਪ ਨੇ ਸੱਚ ਇਹ ਵੇ ਕਿ ਜਦੋਂ ਸੁਰਤ ਅੰਦਰੋਂ ਨਾਮ ਸੁਣ ਲੱਗ ਪਵੇ ਇਹ ਨਹੀਂ Hindu ਕਰਮ ਫਿਲਾਸਫੀ ਮੁਤਾਬਕ ਥੋੜਾ ਜਿਹਾ ਵੀ ਵੇਰਵਾ ਸਾਨੂੰ ਜਾਣਨਾ ਚਾਹੀਦਾ ਵੀ ਗੁਰਮਤ ਅਨੁਸਾਰ ਕਰਮ ਦਾ ਸੰਕਲਪ ਕੀ ਹੈ ਸਨਾਤਨ ਮਤ ਵੀ ਕਰਮ ਦੀ ਗੱਲ ਕਰਦਾ ਗੀਤਾ ਸਾਰੀ ਕਰਮ ਤੇ ਰਿਲੇਟਡ ਹੈ ਉੱਥੇ ਪ੍ਰੋਬਲਮ ਇਹ ਵੇ ਵੀ ਕਰਮ ਹੈ ਤੈਨੂੰ ਹਰ ਹਾਲਤ ਚ ਭੋਗਣਾ ਪੈਣਾ ਤੇ ਗੁਰਬਾਣੀ ਚ ਵੀ ਆਉਣਾ ਅੱਗੇ ਆਪੇ ਬੀਜ ਆਪੇ ਖਾਓ ਪਰ ਮੈਂ ਬੇਨਤੀ ਕਰਾਂ ਮੰਨ ਲਓ ਬੰਦੇ ਨੇ ਜ਼ਿੰਦਗੀ 'ਚ ਹੁਣ ਤੱਕ ਰੱਜ ਕੇ ਪਾਪ ਕੀਤੇ ਹਰ ਗੰਦੇ ਤੋਂ ਗੰਦਾ ਕਰਮ ਕੀਤਾ ਪੂਰਬਲਾ ਜਾਗਿਆ ਸਿਮਰਨ ਨਾਲ ਜੁੜ ਗਿਆ ਅੰਦਰੋਂ ਸ਼ਬਦ ਸੁਣ ਲੱਗ ਪਿਆ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸੱਚ ਦੱਸਾਂ ਜਿਉਂ-ਜਿਉਂ ਤੂੰ ਸ਼ਬਦ ਸੁਣੇਗਾ ਤੇਰੇ ਸਾਰੇ ਕੀਤੇ ਹੋਏ ਪਾਪ ਸੁਰਤ ਸਾੜ ਕੇ ਰੱਖ ਦੇਵੇਗੀ ਬਿਲਕੁਲ ਨਵਾਂ ਨਕੂਰ ਕਰ ਦੇਗੀ ਜਿਹਨੂੰ ਅਸੀਂ ਕਰਨੇ ਆ ਕਾਮ ਕ੍ਰੋਧ ਮੋਹ ਵਸ ਕੀਆ ਕਿਰਪਨ ਲੋਭ ਪਿਆਰ ਚਾਰੇ ਕਿਲ ਵਿਖ ਉਨ ਅਗ ਕੀਏ ਹੋਵਾ ਅਸੋਰ ਸੰਘਾਰ ਪੋਥੀ ਗੀਤ ਕਬਿਤ ਕਿਛ ਕਦੇ ਨਾ ਕਰਨ ਤੁਰਿਆ ਕਦੀ ਨਹੀਂ ਸੁਣਿਆ ਪਰ ਮਹਾਰਾਜ ਕਹਿੰਦੇ ਚਿਤ ਆਵੇ ਉਸ ਪਾਰ ਬ੍ਰਹਮ ਤਾਂ ਨਿਮਖ ਸਿਮਰਤ ਤਰਿਆ ਆ ਹੈ ਸੁਰਤ ਦੀ ਬਖਸ਼ ਮਹਾਰਾਜ ਕਹਿੰਦੇ ਨੇ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾ ਸੁਣ ਅਗਲਾ ਬਚਨ ਅਗਲੀ ਪੌੜੀ ਸੁਣਿਆ ਈਸ਼ਰ ਬਰਮਾ ਬ੍ਰਹਮਾ ਨਹੀਂ ਬਰਮਾ ਇੰਦ ਨਾਮ ਸੁਣ ਨਾਲ ਜਿਨ੍ਹਾਂ ਅਵਸਥਾਵਾਂ 'ਚ ਦੇਵਤੇ ਨਿਕ ਤਰਥੇ ਕਰਦੇ ਐ ਉਹਨਾਂ ਅਵਸਥਾਵਾਂ 'ਚ ਪਹੁੰਚਦਾ ਹੈ ਸੱਚ ਇਹ ਵੇ ਕਿ ਉਸ ਅਵਸਥਾ ਨੂੰ ਗੁਰਬਾਣੀ 'ਚ ਨਿਥਾਨ ਨਹੀਂ ਦਿੱਤੇ ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ ਵਿੱਚ ਹਉਮੈ ਕਾਰ ਕਮਾਈ ਜਿਨ ਕੀਏ ਤਿਸੈ ਨਾ ਚੇਤਾ ਬਪੜੇ ਹਰ ਗੁਰਮੁਖ ਸੋਝੀ ਪਾਈ ਹਰ ਗੁਰਮੁਖ ਸੋਝੀ ਪਾਈ ਸੁਣ ਨਾਲ ਸਮਝ ਪੈ ਜਾਂਦੀ ਹੈ ਸੁਰਤ ਜੋੜਿਆ ਸ਼ਿਵ ਜੀ ਕੀ ਹੈ ਤੇ ਬ੍ਰਹਮਾ ਕੀ ਤੇ ਇੰਦਰ ਦੀ ਹਾਲਤ ਕੀ ਹੈ ਮਹਾਰਾਜ ਕਹਿੰਦੇ ਨੇ ਸੁਰਤ ਜੋੜਿਆ ਅੰਦਰੋਂ ਨਾਮ ਸੁਣਿਆ ਸੁਣਿਆ ਈਸ਼ਰ ਬਰਮਾ ਇੰਦ ਈਸ਼ਰ ਦਾ ਅਰਥ ਸ਼ਿਵ ਬਰਮਾ ਦਾ ਅਰਥ ਬ੍ਰਹਮਾ ਇੰਦ ਦਾ ਅਰਥ ਇੰਦਰ ਕਈ ਟੀਕਾਕਾਰਾਂ ਨੇ ਇੰਦ ਦਾ ਅਰਥ ਕੀਤਾ ਚੰਦਰਮਾ ਇੰਦ ਦੇ ਵੈਸੇ ਬੜੇ ਅਰਥ ਨੇ ਹੁਣ ਇਹਦਾ ਅਰਥ ਉਹਨਾਂ ਸ਼ਬਦ ਸੁਰਤ ਜੋੜ ਕੇ ਇਹ ਸਮਝ ਪੈ ਗਈ ਦੇਵਤਿਆਂ ਦੀ ਪਦਵੀ ਕੀ ਹੈ ਸੁਣਿਆ ਮੁਖ ਸਾਲਾਹਣ ਫਿਰ ਬੇਨਤੀ ਸੱਸੇ ਨੂੰ ਕੰਨਾ ਗੁਰਮਖੋ ਜ਼ਰੂਰ ਬੋਲਣਾ ਸਲਾਹ ਨਹੀਂ ਬੋਲਣਾ ਸੁਣਿਆ ਮੁਖ ਦੇ ਖੱਕੇ ਨੂੰ ਸਿਆਰੀ ਮੁਖ ਨਾਲ ਮੁਖ ਵਿੱਚ ਸਾਲਾਹਣ ਸਲਾਉਂਦੇ ਆ ਮੰਦ ਮੰਦ ਦਾ ਅਰਥ ਹੈ ਮੰਦ ਕਰਮੀ ਮੰਦ ਬੁੱਧੀ ਵਾਲੇ ਜਿਨ੍ਹਾਂ ਨੂੰ ਸਮਝ ਕੋਈ ਨਹੀਂ ਕਹਿੰਦੇ ਨੇ ਨਾਮ ਦੀ ਬਖਸ਼ਿਸ਼ ਐਸੀ ਹੈ ਜਿਹੜੇ ਬੰਦੇ ਸਾਰੀ ਜ਼ਿੰਦਗੀ ਮੰਦ ਕਰਮੇ ਰਹੇ ਨਾਮ ਦੀ ਬਰਕਤ ਨਾਲ ਹੁਣ ਉਹਨਾਂ ਦਾ ਮੁਖ ਕੇਵਲ ਪਰਮਾਤਮਾ ਦੀ ਸਲਵਤਾ ਕਰਦਾ ਹੈ ਉਹਨਾਂ ਨੂੰ ਵੀ ਸ਼ਬਦ ਨੂੰ ਸ਼ਬਦ ਨੇ ਉਹਨਾਂ ਦੇ ਅੰਦਰ ਨੂੰ ਬਦਲ ਦਿੱਤਾ ਚੇਂਜ ਕਰ ਦਿੱਤਾ ਉਹ ਮੁਖ ਸਲਾਹਣ ਮੰਦ ਮੰਦੇ ਲੋਕ ਮਾੜੇ ਲੋਕ ਉਹ ਵੀ ਸਲਾਹ ਰਹੇ ਨੇ ਅਗਾ ਜੀ ਸੁਣਿਆ ਜੋਗ ਜੁਗਤ ਤਨ ਭੇਦ ਨਾਮ ਵਿੱਚ ਸੁਰਤ ਜੋੜਿਆ ਨਾਮ ਨੂੰ ਅੰਦਰੋਂ ਸੁਣਿਆ ਇੱਥੇ ਆਇਆ ਜੋਗ ਜੁਗਤ ਅਰਥ ਹਟ ਕੇ ਦਾਸ ਕਰੇਗਾ ਕੋਈ ਸੱਜਣ ਕਹਿੰਦੇ ਆ ਵੀ ਜੋਗ ਦੀਆਂ ਜੁਗਤੀਆਂ ਦਾ ਪਤਾ ਲੱਗਦਾ ਪਰ ਗੁਰੂ ਜੀ ਕਹਿ ਰਿਹਾ ਜੋਗ ਜੁਗਤ ਜੋਗ ਮੀਨਸ ਮਿਲਾਪ ਮਿਲਣਾ ਵੈਸੇ ਯੋਗ ਚਲੋ ਗੁਰਬਾਣੀ ਚ ਜੱਜੇ ਨਾਲ ਆਇਆ ਤੇ ਸ਼ਬਦ ਜਦੋਂ ਤੁਸੀਂ ਹਿੰਦੀ ਚ ਪੜੋਗੇ ਯੋਗ ਪੜਾਂਗੇ ਆਪਾਂ ਇਸ ਤਰ੍ਹਾਂ ਜੀ ਹੁਣ ਇੱਥੇ ਜਿਹੜਾ ਯੋਗ ਹੈ ਇਹਦਾ ਲਫ਼ਜ਼ੀ ਅਰਥ ਜੁੜ ਜੋੜ ਜੋੜ ਜੇ ਲਫ਼ਜ਼ੀ ਅਰਥ ਤੇ ਜੋਗੀ ਦਾ ਅਰਥ ਜੁੜਿਆ ਹੋਇਆ ਸੁਣਿਆ ਜੋਗ ਜੁਗਤ ਲੋਕ ਬਹੁਤ ਕਹੀ ਜਾਂਦੇ ਆ ਰੱਬ ਨਾਲ ਜੁੜੋ ਏ ਬਾਣੀ ਨਾਲ ਜੁੜੋ ਏ ਗੁਰਬਾਣੀ ਇਸ ਤਰ੍ਹਾਂ ਗੁਰੂ ਜੀ ਕਹਿੰਦੇ ਨੇ ਜਿੰਨੀ ਦੇਰ ਤੱਕ ਤੂੰ ਧੁਰ ਅੰਦਰ ਉਹ ਸ਼ਬਦ ਨਹੀਂ ਸੁਣਦਾ ਤੈਨੂੰ ਸਮਝ ਨਹੀਂ ਪੈਣੀ ਰੱਬ ਨਾਲ ਜੁੜਨ ਦੀ ਜੁਗਤੀ ਕੀ ਹੈ ਜੋਗ ਜੁਗਤ ਜੁੜਨ ਦੀ ਜੁਗਤੀ ਤੇ ਉਹ ਜੁਗਤੀ ਤੇ ਸੱਚੇ ਵੇ ਉਹ ਜਿਹੜਾ ਧੁਰ ਅੰਦਰ ਤੋਂ ਜੁੜ ਗਿਆ ਉਹ ਹੱਸਦਾ ਵੀ ਇਹ ਨਹੀਂ ਹੁਣ ਜਿਹੜਾ ਸ਼ਬਦ ਸੁਣਦਾ ਉਹ ਘੁਗੂਵਟਾ ਬਣ ਕੇ ਬੈਠਾ ਰਹੇ ਮਹਾਰਾਜ ਕਹਿੰਦੇ ਨੇ ਨਾਨਕ ਸਤਗੁਰ ਭੇਟਿਆ ਪੂਰੀ ਹੋਵੇ ਜੁਗਤ ਹਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ ਕਹਿੰਦਾ ਭਜਨ ਦੀ ਲੋੜ ਨਹੀਂ ਸੁਣਿਆ ਸੁਣ ਨਾਲ ਜੋਗ ਜੁਗਤ ਜੁੜਨ ਦੀ ਜੁਗਤੀ ਆਉਂਦੀ ਏ ਤਨ ਭੇਦ ਤਨ ਦਰ ਸਰੀਰ ਵਿੱਚ ਤਨ ਦੇ ਨੰਨੇ ਨੂੰ ਸਿਹਾਰੀ ਤਨ ਵਿੱਚ ਜਾਂ ਤਨ ਰਾਹੀਂ ਭੇਦ ਇਥੇ ਭੇਦ ਦਾ ਅਰਥ ਅੰਤਰ ਨਹੀਂ ਇਥੇ ਭੇਦ ਦਾ ਅਰਥ ਸੁਰਾਗ ਸਮਝ ਪੈ ਜਾਣੀ ਨਾਮ ਸੁਣਨ ਨਾਲ ਪਤਾ ਲੱਗਦਾ ਵੀ ਇਸ ਬਾਡੀ ਦੇ ਵਿੱਚ ਕਿਹੜੇ ਫੁਰਨੇ ਨੇ ਤੇ ਕੀ ਕੁਝ ਕਰਦੇ ਹਾਲਾਂਕਿ ਸੁਨਹਾਰਿਆਂ ਨੇ ਵੀ ਦੱਸ ਦਿੱਤਾ ਨਾੜੀਆਂ ਬਾਰੇ ਦੱਸਿਆ ਇੰਨੇ ਹਜ਼ਾਰ ਨਾੜੀ ਹੁਣ ਜਿਹੜੇ ਚੱਕਰਾਂ ਵਾਲੇ ਨੂੰ ਖੱਟ ਚੱਕਰ ਵਾਲੇ ਵੀ ਦੱਸਦੇ ਪਿਆ ਵੀ ਇਹ ਕਿਵੇਂ ਮੂਲਾਧਾਰ ਤੋਂ ਧੂਤੇ ਨੂੰ ਜਾਣਾ ਮੈਂ ਆਪ ਨੂੰ ਬੇਨਤੀ ਕਰਾਂ ਨਾਮ ਸੁਣ ਦੇ ਨਾਲ ਸਰੀਰ ਦੀ ਖਰ ਅੰਦਰ ਦੀ ਜਿੰਨੇ ਵੀ ਅਦ੍ਰਿਸ਼ਟ ਖੇਡਾਂ ਨੇ ਫਿਰ ਮੇਰੀ ਬੇਨਤੀ ਸੀ ਨੂੰ ਦ੍ਰਿਸ਼ਟਮਾਨਤਾ ਸਾਰੇ ਕੈਮਰੇ ਦੱਸ ਦੇਣਗੇ ਐਮ ਆਰ ਆਈ ਕਰਾਓ ਹੱਡੀਆਂ ਦਾ ਦੱਸ ਦੇਣਗੇ ਸਾਰੀ ਨਾੜ ਨਾੜ ਦੱਸ ਦੇਣਗੇ ਪਰ ਕੋਈ ਕੈਮਰਾ ਐਸਾ ਨਹੀਂ ਜਿਹੜਾ ਅੰਦਰ ਦੇ ਫੁਰਨਿਆਂ ਨੂੰ ਦੱਸੇਗਾ ਅਜੇ ਤੱਕ ਤਾਂ ਨਹੀਂ ਚਲੋ ਕਈ ਵਾਰੀ ਕਹਿੰਦੇ ਦੀ ਆਸ ਕਿਨ ਆ ਕਰਾਓ ਪਰ ਗੁਰੂ ਜੀ ਕਹਿੰਦੇ ਜਦੋਂ ਨਾਮ ਸੁਣਨੇ ਆ ਫਿਰ ਇੱਕ ਤਾਂ ਮਿਲਾਪ ਦੀ ਜੁਗਤ ਸਮਝ ਪੈਂਦੀ ਦੂਸਰੀ ਗੱਲ ਤਨ ਦੇ ਜਿਹੜੇ ਭੇਦ ਨੇ ਅੰਦਰ ਦੀਆਂ ਰਮਜਾਂ ਨੇ ਦਸ਼ਮ ਦੁਆਰਾ ਅਗਮ ਆਕਾਰਾ ਅਗਮ ਅਪਾਰਾ ਪਰਮਪੁਰ ਕੀ ਘਾਟੀ ਇਹ ਤਨ ਦੇ ਅੰਦਰ ਜਿਹੜੇ ਨੇ ਉਹ ਸਾਰੇ ਭੇਦ ਜਿਹੜੇ ਨੇ ਉਹ ਨਾਮ ਦੇ ਸੁਣ ਨਾਲ ਪਤਾ ਪੈਂਦੇ ਆ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸ਼ਾਸਤ ਸਿਮਰਿਤ ਸਿਮਰਤ ਨਹੀਂ ਹੈਗਾ ਯਾਦ ਰੱਖਿਓ ਇੱਥੇ ਤਿੰਨਾਂ ਅੱਖਰਾਂ ਨੂੰ ਸਿਹਾਰੀ ਲੱਗੀ ਸੱਸਾ ਮੰਮਾ ਤੇ ਤੱਤਾ ਪਾਠ ਸਿਮਰਤ ਨਹੀਂ ਸਿਮਰਿਤ ਸੁਣਨ ਦੇ ਨਾਲ ਜਿਹੜਾ ਗਿਆਨ ਸ਼ਾਸਤਰਾਂ ਤੇ ਸਿਮਰਤੀਆਂ ਵਿੱਚ ਹੈ ਵੇਦ ਦਰਤ ਗਿਆਨ ਜੋ ਕੁਝ ਧਰਮ ਗ੍ਰੰਥਾਂ ਵਿੱਚ ਗਿਆਨ ਹੈ ਸੱਚ ਇਹ ਵੇ ਉਹ ਰਿਸ਼ੀਆਂ ਨੇ ਸੁਣ ਸੁਣ ਕੇ ਸਾਰਾ ਲਿਖਿਆ ਪਰ ਜਿਹੜਾ ਸ਼ਬਦ ਨੂੰ ਅੱਜ ਸੁਣੇਗਾ ਹਕੀਕਤ ਤੇ ਵੇ ਉਹਨੂੰ ਉਹ ਗਿਆਨ ਬਿਨਾ ਪੜਨ ਤੋਂ ਪ੍ਰਗਟ ਹੋ ਜਾਏਗਾ ਇਹਨੂੰ ਫਿਰ ਸੁਣਿਓ ਕਬੀਰ ਸਾਹਿਬ ਕਿਸੇ ਵੇਦ ਪਾਠੀ ਨਹੀਂ ਹੋ ਰਵਿਦਾਸ ਪੜੇ ਨੇ ਕਿਤੇ ਬਾਹਰ ਮੁਖੀ ਜਾ ਕੇ ਪਰ ਜਦੋਂ ਧੁਰ ਸ਼ਬਦ ਨਾਲ ਜੁੜੇ ਤੇ ਸ਼ਬਦ ਨੂੰ ਸੁਣ ਹਾਰਿਆ ਨੇ ਕਿਹਾ ਤੂੰ ਬਾਹਮਣ ਮੈਂ ਕਾਸੀਕ ਜੁਲਹਾ ਬੂਝੋ ਮੋਰ ਗਿਆਨਾ ਤੁਮ ਤੋ ਰਾਜੇ ਤੁਮ ਤੋ ਜਾਚੋ ਜਾਚੇ ਭੂਪਤ ਰਾਜੇ ਖਰਸ਼ੋ ਮੋਰ ਧਿਆਨਾ ਨਾਮਦੇਵ ਨੇ ਕਿਹਾ ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ ਜਲ ਕੀ ਮਾਛਲੀ ਚਰਹ ਖਜੂਰ ਕਾਇਰੇ ਬਕਬਾਦ ਲਾਇਓ ਹਰ ਪਾਇਓ ਤਿਨਾਂ ਚ ਪਾਇਓ ਅੱਗੇ ਕਿਆ ਪੰਡਿਤ ਹੋ ਕੇ ਵੇਦ ਬਖਾਨੇ ਤੂੰ ਪੜ ਕੇ ਵੇਦ ਚ ਦੱਸ ਨਾ ਰੱਬ ਇਸ ਤਰ੍ਹਾਂ ਮੂਰਖ ਨਾਮ ਦਿਓ ਰਾਮੈ ਜਾਣੇ ਜਿਹਦੀਆਂ ਤੂੰ ਕਹਾਣੀਆਂ ਸੁਣਾਣਾ ਮੈਂ ਉਹਦੇ ਨਾਲ ਗੱਲਾਂ ਕਰਨਾ ਹੁਣ ਇਹ ਕੌਣ ਹੈ ਜਿਹਨੂੰ ਉਹ ਗਿਆਨ ਹੋ ਗਿਆ ਗੁਰੂ ਜੀ ਕਹਿੰਦੇ ਆ ਨਾਮ ਸੁਣ ਨਾਲ ਇਹ ਸਾਰਾ ਤਤ ਗਿਆਨ ਪ੍ਰਗਟ ਹੋ ਜਾਂਦਾ ਮਹਾਰਾਜ ਜਿਹਨੂੰ ਅਸੀਂ ਪਤਾ ਪੜਿਆ ਵਿਦਿਆ ਤਪ ਜੋਗ ਪ੍ਰਭ ਧਿਆਨ ਉਹ ਇਹੀ ਸੀ ਸੁਣਿਆ ਸ਼ਾਸ ਸਿਮਰਤ ਵੇਦ ਫਿਰ ਆ ਗਿਆ ਜੀ ਨਾਨਕ ਭਗਤਾਂ ਸਦਾ ਵਿਗਾਸ ਭਗਤ ਕਰਨ ਹਾਰਿਆਂ ਚ ਸਦੀਵ ਕਾਲ ਲਈ ਖੇੜਾ ਹੈ ਆਨੰਦ ਹੈ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਨਾਮ ਸੁਣਿਆ ਦੁੱਖਾਂ ਪਾਪਾਂ ਦਾ ਨਾਸ ਹੁੰਦਾ ਹੈ ਅਗਲੇ ਬਚਨ ਕੁਝ ਅਸੀਂ ਸਿਖਾਣੇ ਆ ਵੀ ਸੱਚ ਬੋਲੋ ਸ਼ਬਰ ਧਾਰਨ ਕਰੋ ਗੁਰੂ ਜੀ ਕਹਿੰਦੇ ਠੀਕ ਹੈ ਮਾਪੇ ਸਿਖਾਉਂਦੇ ਆ ਧਾਰਮਿਕ ਲੋਕ ਸ਼ਬਦਾਵਲੀ ਵਰਦੇ ਆ ਕਈਆਂ ਦਾ ਧੁਰ ਅੰਦਰ ਨਹੀਂ ਮੰਨਦਾ ਸੰਤ ਸੰਤੋਖ ਨੂੰ ਪਰ ਸੁਣਦੇ ਆ ਵੀ ਇਹ ਕਰਨਾ ਚਾਹੀਦਾ ਗੁਰੂ ਜੀ ਕਹਿੰਦੇ ਨੇ ਸੁਣਿਆ ਨਾਮ ਵਿੱਚ ਸੁਰਤ ਜੋੜਿਆ ਸਤ ਸੰਤੋਖ ਗਿਆਨ ਤੈਨੂੰ ਸੱਚ ਦੀ ਸਮਝ ਆਵੇਗੀ ਤੇਰੇ ਅੰਦਰ ਹਕੀਕਤ ਵਿੱਚ ਉਹ ਸੰਤੋਖ ਪੈਦਾ ਹੋਵੇਗਾ ਜਿਹੜਾ ਮਜਬੂਰੀ ਨਹੀਂ ਇੱਕ ਮਜਬੂਰੀ ਵੀ ਸੰਤੋਖ ਹੈ ਨਾ ਵੀ ਜਦੋਂ ਕੁਝ ਨਹੀਂ ਮਿਲਿਆ ਸੀ ਤੇ ਸੰਤੋਖ 'ਚ ਹੀ ਆ ਉਹ ਸੰਤੋਖ ਜਿਹੜਾ ਅੱਖਾਂ ਨੂੰ ਕੰਨ ਨੂੰ ਜੀਵਾ ਨੂੰ ਇੰਦਰੀਆਂ ਨੂੰ ਸਭ ਨੂੰ ਤ੍ਰਿਪਤ ਕਰ ਦੇਗਾ ਪਰ ਇਹ ਵੀ ਨਾਮ ਨਾਲ ਲਾਵੇਗਾ ਸੁਣਿਆ ਸਤ ਸੰਤੋਖ ਸੱਚ ਪ੍ਰੋਫੈਸਰ ਸਾਹਿਬ ਸਿੰਘ ਨੇ ਹੋ ਸਕਦਾ ਉੱਤੇ ਸਕਰੀਨ ਤੇ ਕਿਤੇ ਅਰਥ ਧਿਆਨ ਦਾਨ ਹੁੰਦੇ ਹੋਣ ਉਹਨਾਂ ਨੇ ਅਰਥ ਦਾਨ ਕੀਤੇ ਆ ਸਤੀ ਸ਼ਬਦ ਜਿੱਤੋਂ ਹੈ ਸਤੀਆਂ ਮਨ ਇੱਥੇ ਅਸਲ 'ਚ ਜਦੋਂ ਅਸੀਂ ਸਤ ਸੰਤੋਖ ਇਕੱਠਾ ਪੜ੍ਹਨੇ ਆ ਨਾ ਇਹ ਸਾਰੇ ਗੁਰੂ ਸਾਹਿਬ ਨੇ ਕਿਹਾ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਉੱਥੇ ਵੀ ਸੱਤ ਹੈ ਇੱਥੇ ਸੱਤ ਦਾ ਅਰਥ ਹੈ ਉਹ ਸੱਚ ਜਿਹੜਾ ਆਦ ਸੱਚ ਹੈ ਸੁਣਿਆ ਸਤ ਸੰਤੋਖ ਗਿਆਨ ਤੇਰੇ ਅੰਦਰੋਂ ਧੁਰ ਗਿਆਨ ਪੈਦਾ ਹੋਵੇਗਾ ਸੁਣਿਆ 68 ਕਾ ਇਸ਼ਨਾਨ ਜਿਹੜਾ ਇਸ਼ਨਾਨ ਬਾਹਰਮੁਖੀ ਕਰਦੇ ਆ 68 ਤੀਰਥਾਂ ਦਾ ਤੂੰ ਜਦੋਂ ਆਪਣੇ ਤੁਰ ਅੰਦਰੋਂ ਸ਼ਬਦ ਨੂੰ ਸੁਣੇਗਾ ਸੱਚੇ 68 ਤੀਰਥਾਂ ਦਾ ਇਸ਼ਨਾਨ ਬਾਕੀ ਗੱਲ ਛੱਡੋ ਲੋਕੀ ਬਾਹਰ ਦੇ ਤੀਰਥਾਂ ਤੇ ਭਜਦੇ ਆ ਸ਼ਬਦ ਸੁਣਨ ਵਾਲਾ ਤਾਂ ਖੁਦ ਤੀਰਥ ਬਣ ਜਾਂਦਾ ਹੈ ਕਉ ਕਬੀਰ ਕੋ ਭਇਆ ਉਦਾਸ ਤੀਰਥ ਵੱਡਾ ਕੇ ਤੀਰਥ ਵੱਡਾ ਕੇ ਪ੍ਰਭ ਦਾ ਦਾਸ ਵੱਡਾ ਫਰਕ ਹੈ ਬਾਹਰ ਦੇ ਤੀਰਥ ਅਜ ਮੈਲੇ ਹੋ ਗਏ ਵੈਗਰੂ ਬਾਬਾ ਜੀ ਨੂੰ ਉਦੋਂ ਵੀ ਕਿਹਾ ਗੰਗਾ ਜਮਨਾ ਗੋਦਾਵਰੀ ਸਰਸਵਤੀ ਤੇ ਕਰੈ ਉਦਮ ਧੂੜ ਸਾਧੂ ਕੀ ਤਾਈ ਕਿਲਵਿਖ ਮੈਲ ਭਰੇ ਪਰੇ ਖਮਰੇ ਵਿੱਚ ਸਾਡੇ ਚ ਮੈਲ ਪਾ ਦਿੱਤੀ ਬਾਹਰ ਮੁਖੀ ਤੀਰਥ ਤੇ ਲੋਕ ਨਾਂਦੇ ਨਾਂਦੇ ਤੀਰਥ ਮੈਲਾ ਕਰ ਦਿੱਤਾ ਪਰ ਜਪਣ ਵਾਲਾ ਗੁਰਮੁਖ ਐਸਾ ਤੀਰਥ ਹੈ ਕਰੋੜਾਂ ਬੰਦੇ ਉਹਦੇ ਸੰਗਤ ਕਰ ਲੈਣ ਸਭ ਨੂੰ ਪਵਿੱਤਰ ਕਰ ਦੇਗਾ ਪਰ ਉਹਨਾਂ ਦੀ ਮੈਲ ਨਹੀਂ ਧਾਰਨ ਕਰੇਗਾ ਉਹ ਮੈਲ ਨਹੀਂ ਸਵਕਾਰਦਾ ਸੁਣਿਆ ਅੱਠ ਸਟਕਾ ਇਸ਼ਨਾਨ ਮਹਾਰਾਜ ਕਹਿੰਦੇ ਸੁਣਿਆ ਪੜ ਪੜ ਪਾਵਹਿ ਪਾਵੇ ਨਹੀਂ ਹੈਗਾ ਇੱਥੇ ਹਾ ਇਹਨੂੰ ਸਿਹਾਰੀ ਹੈ ਸੁਣਿਆ ਪੜ ਪੜ ਪਾਵ ਹੈ ਮਾਨ ਉਹ ਜਿਹੜੀ ਇੱਜ਼ਤ ਬੰਦਾ ਪੜ੍ਹਾਈ ਕਰਦਾ ਇੰਨਾ ਵੱਡਾ ਵਿਦਵਾਨ ਬਣਿਆ ਲੋਕ ਕਹਿੰਦੇ ਇੱਜ਼ਤ ਕਰੋ ਵੀ ਇੰਨਾ ਵਿਦਵਾਨ ਇੰਨਾ ਸਿਆਣਾ ਕੱਲਾ ਧਾਰਮਿਕ ਨਹੀਂ ਕਿਸੇ ਵੀ ਸਬਜੈਕਟ 'ਚ ਗੁਰੂ ਜੀ ਕਹਿੰਦੇ ਆ ਤੈਨੂੰ ਉਹਨੂੰ ਉਹ ਇੱਜ਼ਤ ਸਤਕਾਰ ਮਿਲਣ ਲੱਗ ਪੈਂਦਾ ਜਿਹੜਾ ਪੜ੍ਹੇ ਲਿਖੇ ਵਿਦਵਾਨਾਂ ਨੂੰ ਮਿਲਦਾ ਹੁੰਦਾ ਸੁਣਿਆ ਪੜ ਪੜ ਪਾਵਹਿ ਮਾਨ ਤੇ ਗੁਰੂ ਜੀ ਕਹਿੰਦੇ ਆ ਅਗਾ ਫਿਰ ਕੀ ਹੁੰਦਾ ਹੈ ਧਿਆਨ ਦੀ ਭਟਕਣਾ ਮੁੱਕ ਜਾਂਦੀ ਹੈ ਸੁਣਿਆ ਲਾਗੈ ਸਹਿਜ ਧਿਆਨ ਸਹਿਜ ਅਵਸਥਾ ਵਿੱਚ ਟੇਕਿਆ ਉਹਦਾ ਧਿਆਨ ਅੱਠੇ ਪੈਰ 24 ਘੰਟੇ ਹਰ ਵਕਤ ਰੱਬ ਵਿੱਚ ਜੁੜਿਆ ਰਹਿੰਦਾ ਸੁਣਿਆ ਲੱਗੇ ਸਹਿ ਧਿਆਨ ਇਹਦੀ ਕਥਾ ਹੋਵੇਗੀ ਪੰਜ ਪ੍ਰਦਾਨ ਵਿੱਚ ਪੰਚਾਂ ਕਾ ਗੁਰ ਇੱਕ ਧਿਆਨ ਉੱਥੇ ਆਪਾਂ ਵਿਚਾਰਾਂਗੇ ਸੁਣਿਆ ਲੱਗੇ ਸਹਿ ਧਿਆਨ ਉਹਦਾ ਸੁਤੇ ਸਿਜ ਧਿਆਨ ਦਿਨ ਰਾਤ ਲੱਗਾ ਰਹਿੰਦਾ ਨਾਨਕ ਭਗਤਾਂ ਸਦਾ ਵਿਗਾਸ ਸਦੀਵ ਕਾਲ ਖੇੜੇ ਵਿੱਚ ਰਹਿੰਦੇ ਨੇ ਉਹ ਸੁਣਿਆ ਦੁੱਖ ਪਾਪ ਕਾ ਨਾਸ ਇਹ 11ਵੀਂ ਪੌੜੀ ਸੁਣਿਆ ਸਾਰਾ ਗੁਣਾ ਕੇ ਗਾਹ ਹਾ ਹਾ ਹੈ ਗਾ ਨਹੀਂ ਗਾਹ ਨਾਮ ਸੁਣ ਨਾਲ ਸਰਾਂ ਦਾ ਅਰਥ ਕਈਆਂ ਸੱਜਣਾ ਸਰੋਵਰ ਕੀਤਾ ਇੱਥੇ ਅਰਥ ਕਰੀਏ ਸਮੁੰਦਰ ਜਿਵੇਂ ਸਮੁੰਦਰ ਸੱਚਮੁੱਚ ਅਸਗਾਹ ਹੈ ਬੇਅੰਤ ਹੈ ਜਿਹੜਾ ਨਾਮ ਨੂੰ ਸੁਣਦਾ ਤੁਰ ਅੰਦਰ ਤੋਂ ਸ਼ਬਦ ਸੁਣ ਰਿਹਾ ਹੈ ਸੱਚ ਇਹ ਵੇ ਕਿ ਉਹ ਸਮੁੰਦਰ ਜਿੰਨੇ ਬੇਅੰਤ ਗੁਣਾ ਦਾ ਵੀ ਜਾਣਕਾਰ ਹੋ ਜਾਂਦਾ ਹੈ ਗਾਹ ਲੈਣਾ ਸੋਝ ਲੈਣੀ ਇਹਨੂੰ ਇਉਂ ਸਮਝੋ ਮੈਨੂੰ ਇੰਜ ਲੱਗਦਾ ਇਹਦੇ ਅਰਥ ਇਹ ਤੋਂ ਕਰੇਗੀ ਸਮੁੰਦ ਬਰੋਲ ਸਰੀਰ ਹਮ ਦੇਖਿਆ ਇੱਕ ਵਸਤ ਅਨੂਪ ਦਿਖਾਈ ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ ਸੁਣਿਆ ਸਰਾ ਗੁਣਾ ਕੇ ਗਾ ਜਿਹੜੇ ਰੋਹਾਨੀਅਤ ਦੇ ਬੇਅੰਤ ਗੁਣ ਨੇ ਉਹ ਸਿਖਾਣੇ ਨਹੀਂ ਪੈਂਦੇ ਉਹ ਸ਼ਬਦ ਸੁਣ ਸੁਣ ਕੇ ਆਪਣੇ ਉਹਨਾਂ ਨੂੰ ਸਮਝ ਜਾਂਦਾ ਅੱਗੇ ਮਹਾਰਾਜ ਕਹਿੰਦੇ ਆ ਸੁਣਿਆ ਸ਼ੇਖ ਪੀਰ ਪਾਤਸ਼ਾਹ ਸੁਣਨ ਨਾਲ ਸ਼ੇਖ ਵੀ ਇੱਕ ਪਦਵੀ ਹੈ ਇਸਲਾਮ ਵਿੱਚ ਸ਼ੇਖ ਫਰੀਦ ਪੀਰ ਫਿਰ ਸ਼ਬਦ ਆ ਗਿਆ ਪਾਤਸ਼ਾਹ ਉਹਨੂੰ ਸੁਣ ਕੇ ਸਮਝ ਪੈਂਦੀ ਏ ਸ਼ਬਦ ਨਾਲ ਪਤਾ ਲੱਗਦਾ ਹੈ ਸ਼ੇਖ ਦੀ ਅਵਸਥਾ ਪੀਰ ਦੀ ਅਵਸਥਾ ਇਉਂ ਕਵਾਂ ਜੀ ਜਿਹੜੀਆਂ ਅਵਸਥਾ ਵਿੱਚ ਇਹ ਖੇਡਦੇ ਆ ਉਹਨੂੰ ਸਮਝ ਪੈ ਜਾਂਦੀ ਪਰ ਇੱਕ ਸਵਾਲ ਉੱਠੇਗਾ ਜੀ ਪਾਤਸ਼ਾਹ ਉਂਝ ਲਫ਼ਜ਼ ਜੇ ਬਾਦਸ਼ਾਹ ਲਈ ਹਾਂ ਸੁਣ ਨਾਲ ਪਾਤਸ਼ਾਹੀ ਮਿਲਦੀ ਏ ਉਹ ਅੱਗੇ ਚੱਲ ਕੇ ਆਵੇਗਾ ਨਾਨਕ ਜਿਸ ਨੂੰ ਬਖਸ਼ੇ ਸਿਫਤ ਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਉਹ ਸੁਣ ਨਾਲ ਹੈ ਇਹਦੇ ਅਰਥ ਮੈਂ ਇਸ ਕਰਕੇ ਬਾਹਰਮੁਖੀ ਬਾਦਸ਼ਾਹ ਨਹੀਂ ਕੀਤੇ ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੇਤੀ ਰਾਤੇ ਨਾਮ ਸੁਣ ਕੇ ਸ਼ੇਖਾਂ ਪੀਰਾਂ ਪਾਤਸ਼ਾਹ ਵਾਲੀਆਂ ਪਦਵੀਆਂ ਸੁਣਿਆ ਅੰਧੇ ਪਾਵਹਿ ਰਾਹ ਸੁਣ ਕੇ ਜਿਹੜੇ ਅੰਨੇ ਬੰਦੇ ਨੇ ਉਹਨਾਂ ਨੂੰ ਵੀ ਰਾਹ ਦਰ ਤੇ ਰਸਤਾ ਲੱਭ ਜਾਂਦਾ ਲੱਭ ਲੈਂਦੇ ਨੇ ਸੱਚ ਹੈ ਅੱਖਾਂ ਤੋਂ ਅੰਨੇ ਨਹੀਂ ਕੇਵਲ ਅੱਖਾਂ ਤੋਂ ਅੰਨਾ ਇਹ ਰੱਬ ਦੀ ਖੇਡ ਹੈ ਤੇ ਗੁਰਬਾਣੀ ਨੇ ਕਿਹਾ ਜਿਹੜਾ ਸਰੀਰਕ ਤੌਰ ਤੇ ਮੰਨ ਲਓ ਕੋਈ ਲੱਤ ਨਹੀਂ ਬਾਹ ਨਹੀਂ ਅੱਖਾਂ ਦੀ ਜੋਤ ਨਹੀਂ ਕਦੀ ਮਜ਼ਾਕ ਨਾ ਉਡਾਓ ਉਹਨਾਂ ਅੰਨਿਆਂ ਬੰਦਿਆਂ ਨੂੰ ਕੀ ਕਹਿਣਾ ਆਪਾਂ ਗੁਰੂ ਜੀ ਕਹਿੰਦੇ ਅੰਨੇ ਤੇ ਉਹ ਨੇ ਜਿਹੜੇ ਦੋਨਾਂ ਅੱਖਾਂ ਨਾਲ ਸਾਰੀ ਦੁਨੀਆ ਦੇਖ ਗਏ ਪਰ ਰੱਬ ਦੇ ਦੀਦਾਰ ਨਹੀਂ ਕੀਤੇ ਅੰਦੇ ਇਹ ਨਾ ਆਖੀਆਂ ਜਿਨ ਮੁਖ ਲੋਇਣ ਨਾਹੇ ਜਿਨ੍ਹਾਂ ਦੇ ਚਿਹਰੇ ਤੇ ਅੱਖਾਂ ਦੀ ਜੋਤ ਨਹੀਂ ਉਹ ਅੰਨੇ ਨਹੀਂ ਅੰਦੇ ਸਈ ਨਾਨਕਾ ਖਸਮੋ ਕੁੱਥੇ ਜਾਏ ਕੌਣ ਨੇ ਅੰਦੇ ਗੁਰੂ ਜੀ ਨੇ ਕਾ ਆਪਣੇ ਲਈ ਸ਼ਬਦ ਵਰਤਿਆ ਖੰਮ ਅੰਧਲੇ ਅੰਧ ਬਿਖੇ ਬਿਖਰਾਤੇ ਅਸੀਂ ਵਾਸ਼ਨਾ ਵਿੱਚ ਅੰਨੇ ਹੋ ਗਏ ਗੁਰੂ ਜੀ ਕਹਿੰਦੇ ਆ ਜਿਹੜਾ ਸ਼ਬਦ ਸੁਣਦਾ ਸੱਚਮੁੱਚ ਉਹਦੇ ਕੋਲ ਗਿਆਨ ਦੇ ਚਕਸ਼ੂ ਨਹੀਂ ਸਨ ਸ਼ਬਦ ਸੁਣ ਸੁਣ ਕੇ ਉਸ ਅਗਿਆਨੀ ਬੰਦੇ ਨੂੰ ਵੀ ਰੱਬ ਦੇ ਘਰ ਦਾ ਰਾਹ ਦਾ ਪਤਾ ਲੱਗ ਗਿਆ ਉੰਜ ਬਾਹਰਮੁਖੀ ਅਰਥ ਇਹ ਵੀ ਨੇ ਜਿਨ੍ਹਾਂ ਦੀ ਨੇਤਰਾਂ ਦੀ ਜੋਤ ਨਹੀਂ ਸੀ ਉਹ ਵੀ ਸ਼ਬਦ ਦੇ ਜਾਣਨ ਰਹੇ ਹੋ ਗਏ ਮੈਂ ਇੱਕ ਵਾਰ ਇੱਥੇ ਉਦਾਹਰਨ ਦਿੱਤੀ ਸੀ ਕਿ ਅੱਜ ਸਾਡੇ ਕੋਲ ਮੌਜੂਦ ਨੇ ਬੜੇ ਸਿੱਖ ਖਾਸ ਕਰਕੇ ਮੈਂ ਬਹੁਤ ਮੁਹੱਬਤ ਕਰਨਾ ਭਾਈ ਸਾਹਿਬ ਭਾਈ ਗੁਰਮੇਜ ਸਿੰਘ ਜੀ ਬਹੁਤ ਘੱਟ ਹੁੰਦੇ ਆ ਬਾਹਰ ਪਿਛਲੇ ਦਿਨੀ ਮੈਂ ਅਮਰੀਕਾ ਆਉਣਾ ਸੀ ਤੇ ਮੇਰੀ ਇੱਛਾ ਸੀ ਕਿ ਭਾਈ ਸਾਹਿਬ ਕੀਰਤਨ ਕਰਨ ਤੇ ਜ਼ਰੂਰ ਸਾਹਮਣੇ ਬਹਿ ਕੇ ਸੁਣਾ ਏਜ ਬਹੁਤ ਹੋ ਗਈ ਮੈਂ ਫੋਨ ਕੀਤਾ ਤੇ ਮੈਂ ਕਿਹਾ ਮੈਂ ਆਸਾਂ ਕੀ ਵਾਰ ਸੁਣਨੀ ਚਾਹਨਾ ਭਾਈ ਸਾਹਿਬ ਕਹਿੰਦੇ ਨੇ ਹੁਣ ਮੈਨੂੰ ਥੋੜਾ ਜਿਹਾ ਭੁੱਲਣ ਲੱਗ ਪਈਏ ਮੈਂ ਕਿਹਾ ਕਿਉਂ ਹੱਸ ਕੇ ਕਹਿੰਦੇ ਆ ਅਸਲ 'ਚ ਪਹਿਲਾਂ ਮੈਂ ਕੱਲੀ ਆਸਾ ਕੀ ਵਾਰ ਚੇਤੇ ਕੀਤੀ ਜੇ ਤੁਕਾਂ ਉਹ ਸਨ ਹੁਣ ਮੈਂ ਸਹਿਜ ਪਾਠ ਪੂਰਾ ਕਰ ਲਿਆ ਪੰਜ ਵਾਰੀ ਸ਼ਾਇਦ ਕੀਤਾ ਉਹਨਾਂ ਬਿਨਾ ਨੇਤਰਾਂ ਤੋਂ ਬ੍ਰੇਲ ਲਿਪੀ ਨਾਲ ਤੇ ਮੈਂ ਸੱਚੀ ਦੱਸਾਂ ਆਪਾਂ ਜਿੰਨੇ ਬੈਠੇ ਆ ਸਾਡੇ ਚ ਕਿੰਨੀਆਂ ਅੱਖਾਂ ਵਾਲੇ ਨੇ ਜਿਨ੍ਹਾਂ ਨੇ ਅਜੇ ਤੀਕਰ ਹੁਕਮਨਾਮਾ ਵੀ ਨਹੀਂ ਲਿਆ ਫਿਰ ਉਹਨਾਂ ਨੇ ਘਰ ਆਏ ਸ਼ਬਦ ਗਾਏ ਜੀ ਸੱਚ ਇਹ ਸੀ ਲੱਗਦਾ ਹੀ ਨਹੀਂ ਕਿ ਭਾਈ ਸਾਹਿਬ ਸਰੀਰਕ ਤੌਰ ਤੇ ਬਿਰਧ ਹੋ ਗਏ ਅੱਖਾਂ ਦੀ ਜੋਤ ਨਹੀਂ ਬਿਨਾ ਗੁਰਬਾਣੀ ਦੇ ਅੱਖਰ ਨਹੀਂ ਪਹਿਚਾਣੇ ਪਰ ਬਿਨਾ ਅੱਖਾਂ ਤੋਂ ਗੁਰਮਖੋ ਬਰੇਲ ਲਿਪੀ ਨਾਲ ਤੇ ਉਹਨਾਂ ਦੀ ਗੱਲ ਮੈਨੂੰ ਯਾਦ ਹੈ ਭਾਈ ਵੀਰ ਸਿੰਘ ਜੀ ਦੇ ਡੈਥ ਵੇਲੇ ਉਹਨਾਂ ਨੇ ਸਾਈਡ ਤੇ ਬੈਠ ਕੇ ਕੀਰਤਨ ਕੀਤਾ ਭਾਈ ਸਾਹਿਬ ਕਹਿੰਦੇ ਨੇ ਜਦੋਂ ਭਾਈ ਸਾਹਿਬ ਹੁੰਦੇ ਸਨ ਵੀਰ ਸਿੰਘ ਕਦੀ ਯਤੀਮ ਖਾਨੇ ਤੇ ਕਹਿੰਦੇ ਸਨ ਤੁਸੀਂ ਮਤ ਸੋਚਿਓ ਸਾਡੀ ਜੋਤ ਨਹੀਂ ਤੁਸੀਂ ਸ਼ਬਦ ਨੂੰ ਸੁਣਿਓ ਇੱਕ ਦਿਨ ਅੱਖਾਂ ਵਾਲੇ ਤੁਹਾਡੇ ਤੋਂ ਬਾਣੀ ਸੁਣ ਆਇਆ ਕਰਨਗੇ ਮੈਂ ਆਪ ਨੂੰ ਬੇਨਤੀ ਕਰਾਂ ਜਿਹਦੇ ਨੇਤਰਾਂ ਦੀ ਜੋਤ ਵੀ ਨਹੀਂ ਸ਼ਬਦ ਇਹ ਥੋੜਾ ਕਹੇਗਾ ਵੀ ਤੂੰ ਬਾਣੀ ਨਹੀਂ ਵੇਖੀ ਤੇਰਾ ਮੁਕਤੀ ਨਹੀਂ ਜੇ ਉਹ ਗੁਰੂ ਸ਼ਬਦ ਨੂੰ ਜਪਣ ਹੀ ਲੱਗ ਪਿਆ ਫਿਰ ਮੇਰੀ ਬੇਨਤੀ ਕਹੇ ਉਹ ਸ਼ਬਦ ਸੱਚੀ ਮੁੱਚੀ ਬਾਹਰ ਮੁਕੀ ਅੱਖਾਂ ਵੀ ਨਹੀਂ ਜੰਨੀਆਂ ਉਹਨੂੰ ਵੀ ਰਾਹ ਦਿੰਦਾ ਜਿਹੜਾ ਅੱਖਾਂ ਹੋਣ ਦੇ ਬਾਵਜੂਦ ਅੰਦਰੋਂ ਅੰਨਾ ਹੋ ਗਿਆ ਹੈ ਸ਼ਬਦ ਉਹਨੂੰ ਵੀ ਰਸਤਾ ਦੇ ਦਿੰਦਾ ਸੁਣਿਆ ਅੰਦੇ ਪਾਵਹਿ ਰਾਹ ਸੁਣਿਆ ਹਾਥ ਹੋਵੇ ਅਸਗਾਹ ਅਸਗਾਹ ਦਰ ਤੇ ਡੂੰਗਾ ਹਾਥ ਹੋਵੇ ਦਰ ਤੇ ਹੱਥ ਲਾ ਹੋ ਜਾਣਾ ਪਾਣੀ ਨੀਵਾ ਹੋ ਜਾਣਾ ਥਾ ਪਾ ਲੈਣੀ ਕਹਿੰਦੇ ਨੇ ਭਾਈ ਸੱਜਣੋ ਜਿਹੜਾ ਸ਼ਬਦ ਨੂੰ ਸੁਣਦਾ ਹੈ ਸੱਚੀ ਮੁੱਚੀ ਉਹ ਅੰਦਰੋਂ ਗੁਣਾ ਦੀ ਥਾ ਵੀ ਪਾ ਲਿੰਦਾ ਹੈ ਸੰਸਾਰ ਦਾ ਵੀ ਉਹਨੂੰ ਸਾਰਾ ਭੁਲੇਖਾ ਦੂਰ ਹੋ ਜਾਂਦਾ ਹੈ ਪਰ ਗੁਰੂ ਜੀ ਕਹਿੰਦੇ ਆ ਇਹ ਕਿੰਨਾਂ ਨੂੰ ਨਾਨਕ ਭਗਤਾਂ ਸਦਾ ਵਿਗਾਸ ਭਗਤੀ ਕਰਨ ਵਾਲਿਆਂ ਕੋਲ ਸਦਾ ਲਈ ਖੇੜਾ ਹੈ ਸੁਣਿਆ ਦੁੱਖ ਪਾਪ ਕਾ ਨਾਸ਼ ਮੈਂ ਫਿਰ ਬੇਨਤੀ ਕਰਾਂਗਾ ਇਹ ਸ਼ਬਦ ਧੁਰ ਅੰਦਰ ਤੋਂ ਸੁਣਨਾ ਧੁਰ ਅੰਦਰ ਤੋਂ ਠੀਕ ਹੈ ਮੈਂ ਅਰਜ਼ ਕੀਤੀ ਕੰਨਾਂ ਨਾਲ ਸੁਣਾਂਗੇ ਜ਼ਬਾਨ ਨਾਲ ਜਪਾਂਗੇ ਜਪਦਿਆਂ ਜਪਦਿਆਂ ਕਿਦਰ ਅੰਦਰੋਂ ਸੁਣਾਂਗੇ ਉਹ ਸ਼ਬਦ ਅਵਸਥਾ ਹੈ ਜਿਹੜੀ ਵਿਗਾਸ ਬਖਸ਼ਦੀ ਹੈ ਕੱਲ ਨੂੰ ਅੱਗੇ ਚਾਰ ਪੌੜੀਆਂ ਮੰਨੇ ਇੱਕ ਮੰਨੇ ਦੀ ਤਿੰਨ ਮੰਨੇ ਦੀਆਂ ਇਹਦੀ ਵਿਚਾਰ ਕਰਾਂਗੇ ਮੇਰੇ ਤੋਂ ਬੇਅੰਤ ਭੁੱਲਾਂ ਹੋਈਆਂ ਨੇ ਸਾਧ ਸੰਗਤ ਬਖਸ਼ ਦੇਣਾ